ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਕ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਤੁਰ ਕੀ ਬਾਣੀ ਆਈ ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਬਖਾਨਾ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਆਹੋ ਸੱਚੀ ਬਾਣੀ ਆਹੋ ਸਿੱਖ ਸਤਿਗੁਰੂ ਕੇ ਪਿਆਰਿਓ ਆਹੋ ਸੱਚੀ ਬਾਣੀ ਆਹੋ ਸਿੱਖ ਸਤਿਗੁਰੂ ਕੇ ਪਿਆਰੋ ਆਹੋ ਸੱਚੀ ਬਾਣੀ ਆਹੋ Oh. ਕੀ ਬਾਣੀ Bye. शहर ਕਰੋ ਵਾਹਿਗੁਰੂ ਸੇਵਾ Lord. ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾਂ ਸਮਾਨ ਇਹ ਸਿਰ ਮੌਰ ਬਾਣੀ ਗਾਓ ਉਹਨਾਂ ਦੇ ਹਿਰਦੇ ਵਿੱਚ ਗੁਰੂ ਜੀ ਦੇ ਬਚਨ ਗੁਰਬਾਣੀ ਵਸਦੀ ਹੈ ਜਿਹਦੇ ਤੇ ਵਾਹਿਗੁਰੂ ਜੀ ਕਿਰਪਾ ਕਰਦੇ ਜਾਂ ਆਪਾਂ ਇਦਾਂ ਕਹਿ ਲਓ ਕਿ ਵਾਹਿਗੁਰੂ ਜੀ ਦੀ ਕਿਰਪਾ ਦੀ ਨਿਸ਼ਾਨੀ ਇਹ ਹੈ ਕਿ ਬਾਣੀ ਹਿਰਦੇ ਵਿੱਚ ਵਸਣ ਲੱਗ ਜਾਂਦੀ ਜਾਂ ਇਹ ਕਹਿ ਲੋ ਗੁਰਬਾਣੀ ਪਿਆਰੀ ਲੱਗਣ ਲੱਗ ਜਾਂਦੀ ਹੈ ਉਹਨਾਂ ਨੂੰ ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਕਿਰਪਾ ਹੋ ਗਈ ਕਿਰਪਾ ਦੀ ਡੈਫੀਨੇਸ਼ਨ ਇਹ ਪਹਿਲਾਂ ਸਭ ਤੋਂ ਫਤਿਹ ਬੁਲਾਈਏ ਕੋਈ ਰਸਨਾ ਬਾਂਝੀ ਨਾ ਰਵੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੀ ਡੈਫੀਨੇਸ਼ਨ ਮੰਨਦੇ ਆਂ ਬੰਦੇ ਤੇ ਬਾਲੀ ਕਿਰਪਾ ਹੈ ਵੀ ਪੁੱਤਰ 4-5 ਨੇ ਨੌਕਰੀ ਮਿਲ ਗਈ ਬਹੁਤ ਕਿਰਪਾ ਹੈ ਜ਼ਮੀਨ ਦਾ ਕਿੱਲਾ ਨਾਲ ਲੱਗਦਾ ਲੈ ਲਿਆ ਬਹੁਤ ਕਿਰਪਾ ਹੈ ਕੋਠੀ ਵੱਡੀ ਤੇ ਸੋਹਣੀ ਬਣਾ ਲਈ ਬਹੁਤ ਕਿਰਪਾ ਹੈ ਇਹ ਆਪਾਂ ਸੋਚਦੇ ਆਂ ਇੱਥੇ ਆਪਾਂ ਪੜ ਰਹੇ ਹਾਂ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਨ ਜਿਨ੍ਹਾਂ ਤੇ ਤੇਰੀ ਮਿਹਰ ਦੀ ਨਦਰ ਹੋ ਗਈ ਜਿਨ੍ਹਾਂ ਤੇ ਮੇਰੇ ਮਾਲਕ ਜੀ ਤੂੰ ਕਿਰਪਾ ਕਰਦਾ ਹੈ ਉਹਨਾਂ ਦੇ ਹਿਰਦੇ 'ਚ ਬਾਣੀ ਦਾ ਵਾਸਾ ਹੁੰਦਾ ਹੈ ਉਹ ਗੁਰੂ ਜੀ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹਨ ਇਹ ਹੈ ਕਿਰਪਾ ਦੀ ਨਿਸ਼ਾਨੀ ਬਾਹਰਲੀ ਬਾਹਰਲੀ ਕਿਰਪਾ ਨਹੀਂ ਇਹ ਕਿਰਪਾ ਹੈ ਅਸਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਬਾਣੀ ਹਿਰਦੇ ਵਿੱਚ ਵਸਣ ਲੱਗ ਪਈ ਹੁਣ ਆਪਾਂ ਵੇਖੋ ਬਈ ਆਪਣੇ ਤੇ ਕਿਰਪਾ ਹੈ ਸੁਣੀ ਜਾਂਦੇ ਆ ਬੁੜੇ ਹੋ ਗਏ ਕਈ ਤੇ ਸੁਣ ਸੁਣ ਕੇ ਸਾਰੀ ਜ਼ਿੰਦਗੀ ਕਈਆਂ ਦੀ ਸੁਣਦਿਆਂ ਦੀ ਲੰਘ ਗਈ ਪਰ ਮਨ ਵਿੱਚ ਗੁਰੂ ਜੀ ਦਾ ਇੱਕ ਵੀ ਬਚਨ ਨਹੀਂ ਵਸਿਆ ਅੱਜ ਵੀ ਠੇਕੇ ਤੇ ਜਾ ਰਿਹਾ ਹੈ 80 ਸਾਲ ਦਾ ਹੈ ਅਜੇ ਵੀ ਠੇਕੇ ਤੇ ਖੜਾ ਹੈ ਬਚਨ ਤੇ ਨਹੀਂ ਨਾ ਵਸਿਆ ਇੱਕ ਕੰਨ ਦੁਆਰਾ ਸੁਣੀ ਜਾਂਦਾ ਦੂਸਰੇ ਕੰਨ ਦੁਆਰਾ ਕੱਢੀ ਜਾਂਦਾ ਹੈ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾ ਮਹਿ ਚੂਕ ਜੇ ਚੂਕ ਹੀ ਸਾਡੇ ਚ ਹੈ ਘਾਟ ਹੀ ਸਾਡੇ ਚ ਹੈ ਕਮੀ ਸਾਡੇ ਚ ਹੈ ਤੇ ਗੁਰੂ ਭਾਵੇਂ ਸੱਚਾ ਵੀ ਹੋਵੇ ਉਹ ਕੀ ਕਰੇ ਅਸੀਂ ਖੜੇ ਕਿੱਥੇ ਆ ਗੁਰੂ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰ ਵਾਲੀ ਫੜ ਕੇ ਉਹ ਸਾਗਰਾਂ ਤੋਂ ਪਾਰ ਹੋ ਗਏ ਜਿਨ੍ਹਾਂ ਲੇਖ ਲਿਖਾ ਲਏ ਨੇ ਖੜ ਕੇ ਤੇ ਜਿਹੜਾ ਇੱਥੇ ਖੜਦਾ ਹੀ ਨਹੀਂ ਜਿਹੜਾ ਇੱਥੇ ਖੜਦਾ ਹੀ ਨਹੀਂ ਆਪਾਂ ਕਹਾਂਗੇ ਲੈ ਖੜਦੇ ਤੇ ਹੈਗੇ ਆ ਗੁਰਦੁਆਰੇ ਸੰਗਰਾਂਦ ਅਸੀਂ ਮਿਸ ਨਹੀਂ ਕਰਦੇ ਜ਼ਰੂਰ ਮੱਥਾ ਟੇਕਣ ਜਾਂਦੇ ਆ ਦਸਵੀਂ ਨੂੰ ਅਸੀਂ ਮੱਥਾ ਟੇਕਣ ਜਾਂਦੇ ਆ ਖੜਦੇ ਤੇ ਹਾਂ ਗੁਰਮਖੋ ਇਹਨੂੰ ਖੜਨਾ ਨਹੀਂ ਕਹਿੰਦੇ ਇਹ ਤੇ ਸਰੀਰ ਖੜਾ ਹੈ ਮਨ ਖੜ ਜਾਵੇ ਗੁਰੂ ਜੀ ਦੇ ਬਚਨਾਂ ਤੇ ਗੁਰੂ ਦੇ ਦਰ ਤੇ ਮਨ ਖੜ ਜਾਵੇ ਸਰੀਰ ਤੇਰਾ ਘਰ ਵਾਪਸ ਆ ਜਾਵੇ ਪਰ ਮਨ ਉੱਥੇ ਹੀ ਖੜਿਆ ਰਵੇ ਸਰੀਰ ਘਰ ਮੁੜ ਆਵੇ ਪਰ ਮਨ ਉੱਥੇ ਹੀ ਖੜੇ ਆਪਣੇ ਮਨ ਨੂੰ ਵਾਹਿਗੁਰੂ ਜੀ ਦੇ ਦਰ ਤੇ ਖਿਲਾਰ ਦੇ ਆਪਣਾ ਤੇਰਾ ਮਨ ਗੁਰੂ ਦੇ ਦੁਆਰੇ ਤੇ ਖੜਾ ਰਵੇ ਇਹ ਹੈ ਮਨ ਖੜ ਗਿਆ ਮਨ ਖੜੇ ਤੇ ਜੇ ਮਨ ਨਾ ਖਲੋਤਾ ਫਿਰ ਪੜਦੇ ਕਬੀਰ ਸੱਚਾ ਸਤਿਗੁਰ ਕਿਆ ਕਰੇ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਜੋ ਅੰਦੇ ਇੱਕ ਨਾ ਗਈ ਜੋ ਬਾਸ ਵਜਾਈਐ ਫੂਕ ਬਾਸ ਵਿੱਚ ਫੂਕ ਮਾਰੋ ਦੂਜੇ ਪਾਸੇ ਲੰਘ ਜਾਂਦੀ ਹੈ ਕਬੀਰ ਸਾਹਿਬ ਕਹਿੰਦੇ ਨੇ ਗੁਰੂ ਸੱਚਾ ਹੈ ਗੁਰੂ ਵਿੱਚ ਕੋਈ ਕਮੀ ਨਹੀਂ ਗੁਰੂ ਵਿੱਚ ਕੋਈ ਘਾਟ ਨਹੀਂ ਗੁਰੂ ਪੂਰਾ ਹੈ ਗੁਰੂ ਸੱਚਾ ਹੈ ਪਰ ਗੁਰੂ ਸੱਚਾ ਹੋਣ ਦੇ ਬਾਵਜੂਦ ਵੀ ਕੀ ਕਰੇ ਜਦੋਂ ਸਾਡੇ 'ਚ ਕਮੀ ਹੈ ਸਿੱਖ 'ਚ ਘਾਟ ਹੈ ਜੇ ਅਸੀਂ ਸੁਣਨਾ ਨਹੀਂ ਅਸੀਂ ਸਮਝਣਾ ਨਹੀਂ ਅਸੀਂ ਸਮਝਣਾ ਨਹੀਂ ਤੇ ਫਿਰ ਗੁਰੂ ਸੱਚਾ ਫਿਰ ਕਰੇ ਨਦਰ ਗੁਰੂ ਦੀ ਨਦਰ ਕਰਮ ਬਖਸ਼ਿਸ਼ ਤੇ ਹੋ ਰਹੀ ਹੈ ਸਦਾ ਹੀ ਹੁੰਦੀ ਹੈ ਮੀਂਹ ਤੇ ਪੈ ਰਿਹਾ ਹੈ ਹੁਣ ਜੇ ਬਾਲਟੀ ਮੁੱਦੀ ਮਾਰ ਕੇ ਰੱਖੇਗਾ ਫਿਰ ਭਰੇਗੀ ਕਿੱਦਾਂ ਜੇ ਤੂੰ ਭਾਂਡਾ ਹੀ ਮੁੱਦਾ ਰੱਖੇ ਫਿਰ ਭਰੇਗਾ ਨਦਰ ਤੇ ਹਮੇਸ਼ਾ ਹੀ ਹੁੰਦੀ ਹੈ ਬਖਸ਼ਿਸ਼ ਤੇ ਹਮੇਸ਼ਾ ਹੀ ਹੁੰਦੀ ਹੈ ਜਦੋਂ ਆਪਾਂ ਇੱਥੇ ਸੰਗਤ ਕਰਦੇ ਹੁੰਨੇ ਆ ਨਾ ਜੀ ਐਦਾਂ ਸਾਰੇ ਆਪਾਂ ਪੜ ਰਹੇ ਆ ਇਹ ਤਾਂ ਸਮਝ ਲਓ ਵੀ ਅੰਮ੍ਰਿਤ ਦਾ ਮੀਂਹ ਪੈਣ ਲੱਗ ਜਾਂਦਾ ਹੈ ਅੰਮ੍ਰਿਤ ਦਾ ਮੀਂਹ ਹੈ ਪੂਰਾ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਅੰਮ੍ਰਿਤ ਧਾਰਾ ਵਹਿਣ ਲੱਗ ਪੈਂਦੀ ਹੈ ਮਨ ਪੀਵੇ ਸੁਣ ਸ਼ਬਦ ਵਿਚਾਰਾ ਮਨ ਪੀਵੇ ਤੇ ਸਹੀ ਨਾ ਮਨ ਤੇ ਹਾਜ਼ਰ ਹੀ ਨਹੀਂ ਹੁੰਦਾ ਸਾਡਾ ਮਨ ਗੈਰ ਹਾਜ਼ਰ ਰਹਿੰਦਾ ਮਨ ਤੇ ਆਉਂਦਾ ਹੀ ਨਹੀਂ ਨੇੜੇ ਮਨ ਹਾਜ਼ਰ ਨਹੀਂ ਹੁੰਦਾ ਪਰ ਜੇ ਅਸੀਂ ਆਪਣਾ ਮਨ ਹਾਜ਼ਰ ਕਰ ਦਈਏ ਇੱਕ ਇੱਕ ਬਚਨ ਗੁਰੂ ਜੀ ਦਾ ਸੁਣੀਏ ਹਿਰਦੇ 'ਚ ਵਸਦਾ ਜਾਏ ਸਤਿਗੁਰਾਂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾਣ ਲੱਗ ਪਿਆ ਜਿਹੜਾ ਬੰਦਾ ਪੱਲੇ ਬੰਨਣ ਲੱਗ ਪਿਆ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਉਹ ਬਚਨਾਂ ਨੂੰ ਸਮਾਵੇ ਤੇ ਸਹੀ ਅੰਦਰ ਆਪਣੇ ਅੰਦਰ ਥਾਂ ਤੇ ਦੇਵੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਗੁਰੂ ਸਾਹਿਬ ਨੂੰ ਆਪਣੇ ਅੰਦਰ ਜਗ੍ਹਾ ਤੇ ਦੇਵੇ ਉਤੋਂ ਅਸੀਂ ਸਰੀਰ ਕਰਕੇ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ ਪਰ ਮਨ ਵਿੱਚ ਤੇ ਕੋਈ ਹੋਰ ਹੀ ਬੈਠਾ ਹੈ ਜਿਹੜਾ ਮਨ ਵਿੱਚ ਬੈਠਾ ਹੈ ਉਸੇ ਦੀ ਯਾਦ ਆਏ ਜਿਹਦੇ ਨਾਲ ਅਸੀਂ ਪਿਆਰ ਕਰਾਂਗੇ ਸਾਨੂੰ ਉਸੇ ਦੀ ਯਾਦ ਆਏ ਯਾਦ ਨੂੰ ਹੀ ਚੇਤਾ ਕਹਿੰਦੇ ਆ ਯਾਦ ਨੂੰ ਹੀ ਸਿਮਰਨ ਕਹਿੰਦੇ ਆ ਯਾਦ ਤੇ ਸਿਮਰਨ ਚੇਤਾ ਇੱਕੋ ਹੀ ਗੱਲ ਹੈ ਇਹ ਬੋਲੀ ਦਾ ਭਾਸ਼ਾ ਦਾ ਹੀ ਫਰਕ ਹੈ ਸਿਮਰਨ ਕਰਨਾ ਯਾਦ ਕਰਨਾ ਚੇਤੇ ਕਰਨਾ ਇੱਕੋ ਹੀ ਗੱਲ ਹੈ ਤੇ ਜਿਹਦੇ ਨਾਲ ਪਿਆਰ ਕਰਾਂਗੇ ਉਹਦੀ ਯਾਦ ਆਏਗੀ ਜਿਹਦੀ ਜਿਹਦੇ ਨਾਲ ਪਿਆਰ ਨਾ ਹੋਵੇ ਉਹਦੀ ਯਾਦ ਵੀ ਨਹੀਂ ਆਉਂਦੀ ਧਿਆਨ ਨਾਲ ਗੱਲ ਸਮਝ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਭਾਈ ਹੁਣ ਜਿਹੜੇ ਆਉਣ ਵਾਲੇ ਹੋਣ ਤੁਸੀਂ ਉੱਥੇ ਹੀ ਪਿੱਛੇ ਬਿਠਾ ਦਿਆ ਕਰੋ ਬਾਅਦ ਚ ਆਪਾਂ ਅੱਗੇ ਮੱਥਾ ਟਿਕਾ ਦੇਾਂਗੇ ਦੂਰੋਂ ਮੱਥਾ ਟਿਕਾ ਦਿਆ ਕਰੋ ਪਹਿਰੇਦਾਰ ਅੱਧ ਵਿੱਚ ਹੀ ਬਿਠਾਈ ਜੋ ਜਿਹੜੀ ਸੰਗਤ ਆ ਰਹੀ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਈ ਜਾਇਓ ਉੱਥੇ ਹੀ ਬਿਠਾਈ ਇਹ ਤਾਂ ਬੇਨਤੀ ਕੀਤੀ ਹੈ ਵੀ ਥੋੜਾ ਚਿਰ ਇਕਾਗਰਤਾ ਬਣ ਜਾਵੇ ਆਪਾਂ ਜਿਸ ਵਿਸ਼ੇ ਕਰਕੇ ਜਿਸ ਕਰਕੇ ਆਪਾਂ ਇੱਥੇ ਆਉਨੇ ਆ ਪੂਰਾ ਪੂਰਾ ਲਾਭ ਲਿਆ ਜਾ ਸਕੇ ਬਾਅਦ ਵਿੱਚ ਸਾਰਿਆਂ ਨੂੰ ਆਵਾਜ਼ ਦੇਾਂਗੇ ਅੱਗੇ ਆ ਕੇ ਭੇਟਾ ਰੱਖ ਕੇ ਮੱਥਾ ਟੇਕ ਲੈਣਗੇ ਦੂਰੋਂ ਨਮਸਕਾਰ ਕਰਕੇ ਉੱਥੋਂ ਹੀ ਸਜੀ ਜਾਣ ਅੱਧ ਵਿੱਚ ਸਿੰਘੋ ਮੈਂ ਅੱਧ ਚ ਗਿਆ ਮੈਂ ਅੱਧ ਚ ਬੇਨਤੀ ਕੀਤੀ ਇੱਥੋਂ ਤੱਕ ਤੇ ਫਿਰ ਆਈ ਗਏ ਅੱਧ ਚ ਮੱਥਾ ਟਿਕਾ ਕੇ ਉੱਥੋਂ ਹੀ ਭਾਓ ਪਹਿਰੇਦਾਰ ਤੁਸੀਂ ਵੀ ਅੱਧ ਚ ਚਲੇ ਜਾਓ ਉੱਥੇ ਹੀ ਬਹਿ ਜਾਓ ਸਿੰਘੋ ਪਹਿਰੇਦਾਰ ਨਹੀਂ ਇਹਨਾਂ ਨੂੰ ਤੇ ਬਹਿ ਜਾਣ ਦਿਓ ਇਹਨਾਂ ਨੂੰ ਕਾਹਨੂੰ ਠਾ ਕੇ ਲੈ ਜਾਂਦੇ ਹੋ ਇਹਨਾਂ ਨੂੰ ਤੇ ਬਹਿਣ ਦਿਓ ਤੁਸੀਂ ਅੱਧ ਚ ਖੜ ਜਾਓ ਜਾ ਕੇ ਹੁਣ ਇੱਧਰ ਧਿਆਨ ਰੱਖਿਓ ਬਈ ਇਕਾਗਰਤਾ ਬਣਾਇਓ ਇਹ ਤਾਂ ਬੇਨਤੀ ਕਰਦੀ ਦੀ ਹੈ ਵੀ ਸੰਗਤ ਤੇ 4 ਵਜੇ ਤੱਕ ਆਈ ਜਾਣੀ ਹੈ ਮੱਥਾ ਟੇਕਣ ਵਾਲੇ ਕਦੀ ਕੋਈ ਆ ਗਿਆ ਕਦੇ ਕੋਈ ਫਿਰ ਸਾਰੇ ਆਪਾਂ ਉਧਰ ਨੂੰ ਵੇਖਣ ਲੱਗ ਜਾਂਦੇ ਆਹ ਕਿਹੜਾ ਆ ਗਿਆ ਫਿਰ ਧਿਆਨ ਜੁੜਦਾ ਨਹੀਂ ਬਾਰ-ਬਾਰ ਧਿਆਨ ਉਧਰ ਜਾਈ ਜਾਂਦਾ ਹੁਣ ਬੇਨਤੀ ਨੂੰ ਧਿਆਨ ਨਾਲ ਸੁਣੋ ਕੋਸ਼ਿਸ਼ ਕਰੀਏ ਥੋੜਾ ਚਿਰ ਸਮਝਣ ਦੀ ਹੁਣ ਜਿਵੇਂ ਬਹੁਤ ਸਾਰੇ ਬੰਦੇ ਬਹੁਤ ਸਾਰੇ ਲੋਕ ਇਦਾਂ ਦੇ ਮਿਲਦੇ ਆ ਜਿਹੜੇ ਇਦਾਂ ਦੀ ਗੱਲ ਕਰਨਗੇ ਸਿਮਰਨ ਦੀ ਦਾਤ ਮਿਲ ਜਾਏ ਸਾਡਾ ਸਿਮਰਨ ਚੱਲਣ ਲੱਗ ਜਾਵੇ ਅਸੀਂ ਵੀ ਸਿਮਰਨ ਕਰੀਏ ਇਦਾਂ ਦੇ ਕੋਈ ਕੋਈ ਗਾਹਕ ਹੁੰਦਾ ਵੈਸੇ ਸਾਰੇ ਤੇ ਨਹੀਂ ਕੋਈ ਕੋਈ ਹੁੰਦਾ ਜਿਹੜਾ ਇਦਾਂ ਦੀ ਗੱਲ ਕਰਦਾ ਸਿਮਰਨ ਕਿਵੇਂ ਕਰੀਏ ਸਿਮਰਨ ਕਿਵੇਂ ਕਰੀਏ ਭਜਨ ਕਿਵੇਂ ਕਰੀਏ ਨਾਮ ਕਿਵੇਂ ਜਪੀਏ ਐਦਾਂ ਦੀ ਗੱਲ ਕਰਦਾ ਹੁਣ ਮੈਂ ਤੁਹਾਨੂੰ ਇਹ ਤੇ ਬੇਨਤੀ ਪਹਿਲਾਂ ਕਰ ਹੀ ਦਿੱਤੀ ਹੈ ਵੀ ਯਾਦ ਤੇ ਸਿਮਰਨ ਇੱਕੋ ਹੀ ਚੀਜ਼ ਹੈ ਯਾਦ ਕਰਨਾ ਚੇਤਾ ਕਰਨਾ ਸਿਮਰਨ ਕਰਨਾ ਇੱਕੋ ਹੀ ਚੀਜ਼ ਹੈ ਹੁਣ ਮੈਂ ਬੇਨਤੀ ਕਰਕੇ ਤੁਹਾਨੂੰ ਪੁੱਛਦਾ ਯਾਦ ਕਰਨਾ ਕੀ ਅਸੀਂ ਕਦੇ ਕਿਸੇ ਨੂੰ ਪੁੱਛਦੇ ਆਂ ਬਈ ਮੇਰਾ ਪੁੱਤ ਆਸਟ੍ਰੇਲੀਆ ਗਿਆ ਮੈਂ ਉਹਨੂੰ ਯਾਦ ਕਰਨਾ ਕਿਵੇਂ ਕਰਾਂ ਦੱਸੋ ਤਰੀਕਾ ਜਾਂ ਸਾਡੇ ਘਰ ਦਾ ਕੋਈ ਜੀ ਚੜਾਈ ਕਰ ਗਿਆ ਮਰ ਗਿਆ ਦੁਨੀਆ ਤੋਂ ਚਲਿਆ ਗਿਆ ਉਹਨੂੰ ਮੈਂ ਕਿਵੇਂ ਯਾਦ ਕਰਾਂ ਕਿਵੇਂ ਕਰੀਏ ਚੇਤਾ ਯਾਦ ਕਿਵੇਂ ਕਰੀਏ ਜਾਂ ਮੈਨੂੰ ਦੱਸੋ ਭਲਾ ਆਪਾਂ ਕਦੇ ਇਦਾਂ ਵੀ ਕੀਤਾ ਹੈ ਵੀ ਆਓ ਭਾਈ ਸਾਰਾ ਟੱਬਰ ਚੌਂਕੜਾ ਮਾਰੋ ਘਰ ਵਾਲੀ ਨੂੰ ਵੀ ਆਵਾਜ਼ ਮਾਰ ਲੈ ਸੱਸ ਨੂੰ ਮਾਤਾ ਨੂੰ ਵੀ ਆਵਾਜ਼ ਮਾਰ ਲੈ ਪਿਓ ਨੂੰ ਵੀ ਆਵਾਜ਼ ਮਾਰ ਲੈ ਬੱਚੇ ਸਾਰੇ ਬਾਜ ਆਜੋ ਭਾਈ ਸਾਰਾ ਟੱਬਰ ਆਪਾਂ ਬੈਠਦੇ ਆਂ ਤੇ ਜਿਹੜਾ ਆਪਣਾ ਬੱਚਾ ਬਾਹਰ ਗਿਆ ਆਪਾਂ ਨੂੰ ਸਾਰੇ ਆਓ ਯਾਦ ਕਰੀਏ ਇਦਾਂ ਥੋੜਾ ਕਰਦੇ ਆਂ ਯਾਦ ਆਪੇ ਆਉਂਦੀ ਐ ਬੱਚੇ ਨਾਲ ਪਿਆਰ ਹੈ ਤੇ ਬੱਚਾ ਆਪ ਹੀ ਯਾਦ ਆਈ ਜਾਂਦਾ ਜੇ ਤੇਰੇ ਪੁੱਤ ਦਾ ਆਸਟ੍ਰੇਲੀਆ ਬੈਠੇ ਦਾ ਕੈਨੇਡਾ ਬੈਠੇ ਦਾ ਤੇਰੇ ਨਾਲ ਪਿਆਰ ਹੈ ਤੇ ਕੈਨੇਡਾ ਬੈਠੇ ਨੂੰ ਕੰਮਕਾਰ ਕਰਦੇ ਨੂੰ ਵੀ ਤੂੰ ਯਾਦ ਆਈ ਜਾਂਦਾ ਹੈ ਬਾਹਰ ਬੈਠੇ ਵੀ ਉਹ ਮਾਂ ਨੂੰ ਯਾਦ ਕਰੀ ਜਾਂਦੇ ਨੇ ਆਪੇ ਯਾਦ ਆਉਂਦੀ ਏ ਪਰਮਾਤਮਾ ਨੂੰ ਅਸੀਂ ਯਾਦ ਕਰਨ ਲੱਗਦੇ ਆ ਇਦਾਂ ਬਹਿ ਕੇ ਵੀ ਚਲੋ ਭਾਈ ਮਾਰੋ ਚੌਂਕੜੇ ਰੱਬ ਰੱਬ ਕਰੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੱਖਾਂ ਬੰਦ ਕਰਕੇ ਬਹਿ ਜਾਂਦੇ ਆ ਯਾਦ ਹੋਰਾਂ ਦੀ ਹੋਈ ਆਉਣ ਲੱਗ ਜਾਂਦੀ ਮਨ ਕਿਤੇ ਹੋਰ ਹੀ ਭੱਜ ਜਾਂਦਾ ਇਹ ਕਿਉਂ ਹੈ ਰੱਬ ਨੂੰ ਯਾਦ ਕਰਦੇ ਆ ਉਹ ਯਾਦ ਆਉਂਦਾ ਨਹੀਂ ਹੋਰ ਹੀ ਯਾਦ ਆਈ ਜਾਂਦੇ ਨੇ ਜਿਨ੍ਹਾਂ ਨੂੰ ਯਾਦ ਕਰਨ ਅਸੀਂ ਬੈਂਦੇ ਵੀ ਨਹੀਂ ਚੌਂਕੜਾ ਵੀ ਨਹੀਂ ਲਾਉਂਦੇ ਸਪੈਸ਼ਲ ਟਾਈਮ ਵੀ ਨਹੀਂ ਕੱਢਦੇ ਯਾਦ ਕਰਨ ਆਪਾਂ ਬੈਠਦੇ ਵੀ ਨਹੀਂ ਉਹ ਆਪੇ ਯਾਦ ਆਈ ਜਾਂਦੇ ਰੱਬ ਨੂੰ ਯਾਦ ਕਰਨ ਲਈ ਟਾਈਮ ਵੀ ਕੱਢਦੇ ਆ ਰੱਬ ਫਿਰ ਵੀ ਯਾਦ ਨਹੀਂ ਹੁੰਦਾ ਕਿਉਂ ਬਈ ਇਹਦਾ ਇੱਕੋ ਹੀ ਕਾਰਨ ਹੈ ਬੱਚੇ ਨਾਲ ਮਾਂ ਨਾਲ ਪਿਓ ਨਾਲ ਸਾਡਾ ਰਿਸ਼ਤਾ ਹੈ ਤਾਂ ਸਾਨੂੰ ਯਾਦ ਮਾਂ ਪੁੱਤ ਦਾ ਰਿਸ਼ਤਾ ਹੈ ਯਾਦ ਆਉਂਦੀ ਮਾਂ ਪੁੱਤ ਦਾ ਰਿਸ਼ਤਾ ਹੈ ਪਿਆਰ ਹੈ ਭਰਾ ਭਰਾ ਦਾ ਪਿਆਰ ਹੈ ਰਿਸ਼ਤਾ ਹੈ ਤਾਂ ਯਾਦ ਆਉਂਦਾ ਤੇਰਾ ਕੋਈ ਦੋਸਤ ਹੈ ਤੇਰਾ ਕੋਈ ਫਰੈਂਡ ਬਣ ਗਿਆ ਉਹਦੇ ਨਾਲ ਤੇਰਾ ਪਿਆਰ ਹੈ ਉਹ ਤਾਂ ਤੈਨੂੰ ਯਾਦ ਆਉਂਦਾ ਹੈ ਇਸੇ ਤਰ੍ਹਾਂ ਯਾਦ ਰੱਖਿਓ ਜੀ ਜਿਨ੍ਹਾਂ ਦਾ ਰੱਬ ਨਾਲ ਪਿਆਰ ਹੈ ਉਹਨਾਂ ਨੂੰ ਰੱਬ ਆਪੇ ਯਾਦ ਆਉਂਦਾ ਪ੍ਰੋਬਲਮ ਕਿੱਥੇ ਖੜੀ ਹੈ ਸਾਡਾ ਪਿਆਰ ਨਹੀਂ ਪਰਮਾਤਮਾ ਨਾਲ ਸਾਡਾ ਪਿਆਰ ਨਹੀਂ ਤੇ ਰੱਬ ਨਾਲ ਪਿਆਰ ਕਿਵੇਂ ਪਾਈ ਪਰਮਾਤਮਾ ਨਾਲ ਪਿਆਰ ਪਵੇ ਕਿਵੇਂ ਬੰਦੇ ਦਾ ਜ਼ਿੰਦਗੀ 'ਚ ਕਈ ਵਾਰੀ ਕਈਆਂ ਨਾਲ ਪ੍ਰੇਮ ਪੈਂਦਾ ਭਾਵੇਂ ਆਪਣੀਆਂ ਲੋੜਾਂ ਮੁਤਾਬਕ ਹੀ ਕਰਦਾ ਹੈ ਜਦੋਂ ਮਾਂ ਦੀ ਲੋੜ ਹੁੰਦੀ ਹੈ ਮਾਂ ਦੁੱਧ ਪਿਉਂਦੀ ਹੈ ਮਾਂ ਸਾਂਭਦੀ ਹੈ ਮਾਂ ਗੰਦਮੰਦ ਸਾਂਭਦੀ ਹੈ ਕੱਪੜੇ ਪਵਾਉਂਦੀ ਹੈ ਨਵਾਉਂਦੀ ਹੈ ਉਦੋਂ ਮਾਂ ਨੂੰ ਕਹਿੰਦਾ ਤੇਰੇ ਬਿਨਾਂ ਨਹੀਂ ਮੇਰਾ ਸਰਦਾ ਬਸ ਮੇਰੀ ਤੇ ਬਸ ਤੂੰ ਹੀ ਹੈ ਮਾਂ ਨੂੰ ਕਹਿੰਦਾ ਬਾ ਤੂੰ ਹੀ ਹੈ ਮੇਰੀ ਬਾ ਹੋਰ ਕੋਈ ਮੈਂ ਤੇ ਤੇਰਾ ਹੀ ਨਹੀਂ ਮਾਂ ਹੀ ਮੇਰੀ ਹੈ ਬਸ ਥੋੜਾ ਜਿਹਾ ਵੱਡਾ ਹੋ ਗਿਆ ਵੱਡਾ ਹੋ ਗਿਆ ਵਿਆਹ ਹੋ ਗਿਆ ਸ਼ਾਦੀ ਹੋ ਗਈ ਫਿਰ ਘਰ ਵਾਲੀ ਆ ਗਈ ਹੁਣ ਉਹਦੀ ਲੋੜ ਹੈ ਹੁਣ ਮਾਂ ਦੀ ਲੋੜ ਦੀ ਫਿਰ ਉਹਨੂੰ ਕਹਿੰਦਾ ਮੈਂ ਤੇ ਤੇਰਾ ਹੀ ਨਹੀਂ ਗਾਂ ਬੱਚਾ ਹੋ ਗਿਆ ਉਹਨੂੰ ਕਹਿੰਦਾ ਪੁੱਤ ਮੈਂ ਤੇ ਤੇਰੇ ਲਈ ਕਰਦਾ ਮੈਂ ਤੇ ਤੇਰਾ ਹੀ ਨਹੀਂ ਮੈਂ ਹੋਰ ਕੀਦਾ ਮੈਂ ਤੇ ਤੇਰੇ ਲਈ ਮਰਦਾ ਫਿਰਦਾ ਹੋਰ ਮੈਂ ਮੈਨੂੰ ਕੀ ਲੋੜ ਪਈ ਠੰਡ ਵਿੱਚ ਮੈਂ ਖੇਤਾਂ 'ਚ ਫਿਰਦਾ ਪੁੱਤ ਮੈਂ ਤੇਰਾ ਹੀ ਨਹੀਂ ਗਾਂ ਫਿਰ ਪੋਤਾ ਹੋ ਜਾਂਦਾ ਪੋਤੇ ਨੂੰ ਗੋਦ 'ਚ ਪਾ ਕੇ ਕਹਿੰਦਾ ਪੁੱਤ ਮੈਂ ਤੇਰਾ ਹੀ ਹਾਂ ਤੇਰੇ ਨਾਲ ਸਭ ਤੋਂ ਵੱਧ ਮੇਰਾ ਪਿਆਰ ਹੈ ਜਿਹਦੀ ਜਿਹੜਾ ਸਾਹਮਣੇ ਲੋੜ ਹੋ ਜੇ ਜਿਹਦੀ ਉਹਨੂੰ ਹੀ ਕਹਿਣ ਲੱਗ ਜਾਂਦਾ ਮੈਂ ਤੇਰਾ ਹੀ ਨਹੀਂ ਪਹਿਲਾਂ ਬਚਪਨ 'ਚ ਕਹਿੰਦਾ ਮਾਂ ਨੂੰ ਮੈਂ ਤੇਰਾ ਹੀ ਆ ਫਿਰ ਪਿਓ ਨੂੰ ਕੰਧਾੜੇ ਚੜ ਕੇ ਜਦੋਂ ਖਾਣ ਲਈ ਲੈ ਕੇ ਜਾਂਦਾ ਵੀ ਚੱਲ ਖਵਾ ਕੇ ਲਿਆ ਕੁਝ ਉਦੋਂ ਕਹਿੰਦਾ ਮੈਂ ਤੇਰਾ ਹੀ ਆ ਫਿਰ ਘਰ ਵਾਲੀ ਆ ਕੇ ਕਹਿੰਦਾ ਮੈਂ ਤੇਰਾ ਹੀ ਆ ਫਿਰ ਪੁੱਤ ਹੋ ਗਿਆ ਕਹਿੰਦਾ ਮੈਂ ਹੁਣ ਤੇ ਤੇਰਾ ਹੀ ਆ ਫਿਰ ਪੋਤੇ ਨੂੰ ਕਹੀ ਜਾਂਦਾ ਮੈਂ ਤੇਰਾ ਹੀ ਆ ਰੱਬ ਕੋਲ ਗਿਆ ਕਹਿੰਦਾ ਰੱਬਾ ਮੈਂ ਤੇਰਾ ਹੀ ਕਹਿੰਦਾ ਚੱਲ ਝੂਠਿਆ ਤੂੰ ਬਣੇਗਾ ਵੀ ਕਿਸੇ ਦਾ ਸਾਰੀ ਜ਼ਿੰਦਗੀ ਤੂੰ ਇਹੀ ਕਹਿੰਦਾ ਰਿਹਾ ਮੈਂ ਤੇਰਾ ਹੀ ਆ ਮੈਂ ਤੇਰਾ ਹੀ ਆ ਅਸਲ ਵਿੱਚ ਅਸੀਂ ਆਪਣੇ ਆਪ ਨਾਲ ਹੀ ਪਿਆਰ ਕਰਦੇ ਹਾਂ ਪਿਆਰ ਅਸੀਂ ਆਪਣੇ ਆਪ ਨਾਲ ਕਰਦੇ ਆ ਜਿਹੜਾ ਮੈਨੂੰ ਸੁੱਖ ਦਵੂ ਉਹੀ ਮੈਨੂੰ ਪਿਆਰ ਹੈ ਜੇ ਤੇ ਪੁੱਤ ਸੁੱਖ ਦਵੇ ਮੈਨੂੰ ਫਿਰ ਤੇ ਪੁੱਤ ਮੇਰਾ ਪਿਆਰਾ ਹੈ ਤੇ ਜੇ ਪੁੱਤ ਮੈਨੂੰ ਦੁੱਖ ਦਿੰਦਾ ਮੇਰੀ ਸੇਵਾ ਨਹੀਂ ਕਰਦਾ ਫਿਰ ਕਿਨੇ ਚੱਲੇ ਬਾਹਰ ਪਿਆਰ ਤੇ ਆਪਣੇ ਆਪ ਨੂੰ ਹੀ ਕਰਦੇ ਆ ਇਹ ਪੈਂਦਾ ਹੈ ਪੈ ਗਿਆ ਪਿਆਰ ਮਾਂ ਨਾਲ ਪਿਆਰ ਪਿਤਾ ਨਾਲ ਪਿਆਰ ਫਿਰ ਜਾਤ ਆਪੇ ਪਿਆਰ ਤੇ ਜਾਤ ਦੋਵੇਂ ਇਕੱਠੇ ਰਹਿੰਦੇ ਨੇ ਰੱਬ ਦੀ ਯਾਦ ਪਰਮਾਤਮਾ ਪਿਆਰ ਤੇ ਯਾਦ ਇਕੱਠੇ ਰਹਿਣਗੇ ਜਿਹਦੇ ਨਾਲ ਮਰਜ਼ੀ ਪਿਆਰ ਪੈ ਜੇ ਉਹਦੀ ਯਾਦ ਆਏਗੀ ਪਿਆਰ ਦਾ ਤੇ ਸਿਮਰਨ ਦਾ ਗਹਿਰਾ ਸਬੰਧ ਹੈ ਆਪਸ ਵਿੱਚ ਪਿਆਰ ਦਾ ਤੇ ਸਿਮਰਨ ਦਾ ਆਪਸ ਵਿੱਚ ਗਹਿਰਾ ਸਬੰਧ ਹੈ ਜਿੱਥੇ ਪਿਆਰ ਪੈ ਜੇ ਉਹਦੀ ਯਾਦ ਆਪੇ ਆਏਗੀ ਹੀ ਆਏਗੀ ਹੁਣ ਅਗਲਾ ਸਵਾਲ ਇਹ ਖੜਾ ਹੋ ਗਿਆ ਫਿਰ ਰੱਬ ਨਾਲ ਪਿਆਰ ਕਿਵੇਂ ਪਾਈਏ ਵੀ ਰੱਬ ਦੀ ਸਾਨੂੰ ਸਾਰਾ ਦਿਨ ਆਪੇ ਬੋਲੋ ਆਪੇ ਯਾਦ ਆਵੇ ਰੱਬ ਨਾਲ ਪਿਆਰ ਕਿਦਾਂ ਪਾਈਏ ਜੀ ਤੇ ਰੱਬ ਨਾਲ ਪਿਆਰ ਪਾਉਣ ਵਾਸਤੇ ਵਿਚੋਲਾ ਚਾਹੀਦਾ ਵਿਚੋਲਾ ਹੀ ਪਾਏਗਾ ਰੱਬ ਨਾਲ ਪਿਆਰ ਤੇ ਵਿਚੋਲਾ ਕੌਣ ਹੈ ਗੁਰੂ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋ ਬੇਨਤੀ ਕੋ ਸੰਤ ਮਿਲੇ ਵੱਡ ਭਾਗੀ ਮਨ ਅਰਪੋ ਧਨ ਰੱਖੋ ਆਗੈ ਮਨ ਕੀ ਮਤ ਮੋਹ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅਨ ਦਿਨ ਫਿਰੋਂ ਤਿਸ ਪਿਛੈ ਬੈਰਾਗੀ ਮੈਂ ਕਹਿੰਦੇ ਉਹਦੇ ਮਗਰ ਮਗਰ ਫਿਰਾਂ ਜਿਹੜਾ ਰੱਬ ਦੀ ਕਥਾ ਸੁਣਾਵੇ ਤੇ ਗੁਰੂ ਗ੍ਰੰਥ ਸਾਹਿਬ ਤੇ ਕਥਾ ਹੀ ਇੱਕ ਪਰਮਾਤਮਾ ਦੀ ਕਰਦੇ ਨੇ ਹੋਰ ਕੋਈ ਗੱਲ ਹੀ ਨਹੀਂ ਕਰਦੇ ਆਖੋ ਸਤਨਾਮ ਰੱਬ ਦੀ ਕਥਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵਾਹਿਗੁਰੂ ਜੀ ਤੋਂ ਬਿਨਾ ਇੱਕ ਰੱਬ ਤੋਂ ਬਿਨਾ ਨਾਮ ਰੱਬ ਸੱਚ ਪ੍ਰਮਾਤਮਾ ਇੱਕੋ ਹੀ ਗੱਲ ਹੈ ਇਹਦੇ ਤੋਂ ਬਿਨਾ ਦੂਜੀ ਗੱਲ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਕੇਵਲ ਇੱਕ ਰੱਬ ਦੀ ਗੱਲ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਕੇਵਲ ਇੱਕ ਪ੍ਰਮਾਤਮਾ ਦੀ ਗੱਲ ਕਰਦੇ ਨੇ ਤੇ ਜੇ ਕਥਾ ਸੁਣਨੀ ਹੈ ਪ੍ਰਮਾਤਮਾ ਦੀ ਤੇ ਗੁਰੂ ਕੋਲ ਆਓ ਜਿਹੜਾ ਤੇਰੇ ਘਰ ਤਿੰਨ ਦਿਨ ਖੰਡ ਪਾਠ ਸਾਹਿਬ ਚੱਲਦਾ ਹੈ ਉਹ ਤਿੰਨੇ ਦਿਨ ਰੱਬ ਦੀ ਕਥਾ ਹੀ ਕਰਕੇ ਗਏ ਨੇ ਹੋਰ ਕੀ ਹੋਇਆ ਕਥਾ ਹੀ ਕਰਕੇ ਗਏ ਨੇ ਰੱਬ ਦੀ ਪਰਮਾਤਮਾ ਦੀਆਂ ਗੱਲਾਂ ਕਰਕੇ ਗਏ ਨੇ ਹੋਰ ਕਿਹੜੀਆਂ ਕੀਤੀਆਂ ਨੇ ਹੁਣ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਜੇ ਰੱਬ ਨਾਲ ਪਿਆਰ ਪਾਉਣਾ ਹੈ ਤੇ ਗੁਰੂ ਨਾਲ ਪਿਆਰ ਕਰੋ ਕਿਉਂਕਿ ਗੁਰ ਪਰਮੇਸ਼ਰ ਏਕੋ ਜਾਨ ਗੁਰੂ ਨਾਲ ਪਿਆਰ ਕਰੋ ਤਿੰਨ ਨੇ ਲੱਗਾ ਰੱਬ ਸੇਤੀ ਨੇਹੋ ਵੀ ਕਹਿ ਦਿੰਨੇ ਆ ਪਿਆਰ ਪੈ ਗਿਆ ਨਿਉ ਪੈ ਗਿਆ ਨੇ ਪੈ ਗਿਆ ਪਿਆਰ ਪੈ ਗਿਆ ਉਹਨਾਂ ਦਾ ਦੇਖਣੇ ਵਿਚਾਰ ਜਿਹੜੇ ਗੁਰਬਾਣੀ ਨੂੰ ਵਿਚਾਰ ਵਿਚਾਰ ਵਿਚਾਰ ਵਿਚਾਰ ਕੇ ਪੜਨਗੇ ਉਹਨਾਂ ਦਾ ਰੱਬ ਨਾਲ ਪਿਆਰ ਪੈ ਗਿਆ ਜਿਵੇਂ ਹੁਣ ਇੱਕ ਬੇਨਤੀ ਸੁਣੋ ਆਪਾਂ ਹੁਣ ਆਪਾਂ ਆ ਹੁਣ ਪੜ ਰਹੇ ਆ ਗੁਰਬਾਣੀ ਪੜ ਰਹੇ ਆ ਗੁਰਬਾਣੀ ਨੂੰ ਆਪਾਂ ਸਾਰੇ ਜਣੇ ਵਿਚਾਰ ਰਹੇ ਆ ਜਦੋਂ ਆਪਾਂ ਇਦਾਂ ਰੱਬ ਦੀਆਂ ਗੱਲਾਂ ਕਰਦੇ ਆ ਕੀ ਰੱਬ ਨਾਲ ਪਿਆਰ ਪੈਂਦਾ ਨਹੀਂ ਆ ਥੋੜਾ ਚਿਰ ਘੰਟਾ ਘੰਟਾ ਕਿਤੇ ਪਿਆ ਹੀ ਰਹਿੰਦਾ ਹੈ ਵੀ ਹਾਂ ਠੀਕ ਆ ਵੀ ਆਨੰਦ ਹੈ ਰੱਬ ਪ੍ਰਮਾਤਮਾ ਦੀ ਯਾਦ ਆਈ ਜਾਂਦੀ ਹੈ ਗੱਲਾਂ ਚੱਲ ਰਹੀਆਂ ਨੇ ਤੇ ਯਾਦ ਆਪੇ ਹੀ ਆਏ ਪ੍ਰਮਾਤਮਾ ਦੀ ਗੱਲ 2 ਘੰਟੇ ਹੋ ਗਈ ਤੇ ਰੱਬ ਦੀ ਯਾਦ ਆ ਹੀ ਰਹੀ ਹੈ ਹੁਣ ਪਿਆਰ ਹੀ ਪੈ ਰਿਹਾ ਥੋੜਾ ਥੋੜਾ ਤੇ ਜੇ ਇਹ 2 ਘੰਟੇ ਰੋਜ਼ ਹੋਣ ਮੰਨ ਲਓ ਵੀ ਆ 2 ਘੰਟੇ ਰੋਜ਼ ਹੋਣ ਤੇ ਰੱਬ ਭੁੱਲਣਾ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹ ਤੇ ਤਾਂ ਹੀ ਤੇ ਕਹਿੰਦੇ ਸੀ 2.5 ਘੰਟੇ ਰੋਜ਼ ਬਣਦੇ ਨੇ 24 ਘੰਟਿਆਂ ਚੋਂ ਹੋਰ ਕਿਉਂ ਸੀ 2.5 ਘੰਟੇ ਹੋਰ ਕੀ ਸੀ ਤੁਸੀਂ ਨੋਟ ਕਰਿਓ ਭਈ ਪੀਣ ਵਾਲਿਆਂ ਦਾ ਠੇਕੇ ਜਾਣ ਨੂੰ ਜੀ ਨਹੀਂ ਕਰਦਾ ਹੁੰਦਾ ਦੀਵਾਨ ਚੱਲਦੇ ਨੇ ਜਦੋਂ ਮਨ ਇੱਧਰ ਨੂੰ ਲੱਗਿਆ ਪਿਆ ਹੁੰਦਾ ਹੈ ਕੋਈ ਬਹੁਤਾ ਹੀ ਪੱਥਰ ਦਿਲ ਹੋਵੇ ਜੋ ਉਹਦੀ ਤੇ ਕੀ ਗੱਲ ਕਹਿਣੀ ਵੀ ਪੱਥਰ ਦਿਲ ਹੀ ਹੈ ਜਿਹੜਾ ਬਹੁਤਾ ਹੀ ਉਹਦੀ ਤੇ ਕੀ ਗੱਲ ਕਹਿਣੀ ਮਨ ਹੀ ਨਹੀਂ ਕਰਦਾ ਇਧਰ ਨੂੰ ਖਿਆਲ ਬਣ ਜਾਂਦਾ ਪਿਆਰ ਜਾਂ ਬਣ ਜਾਂਦਾ ਕਈਆਂ ਤੇ ਵਧੀਆ ਅਸਰ ਰਹਿੰਦਾ 15 ਕੁ ਦਿਨ ਰਹਿੰਦਾ ਅਸਰ ਕਈਆਂ ਤੇ ਕਈਆਂ ਤੇ ਮਹੀਨਾ ਕਰਿੰਦਾ ਰਹਿੰਦਾ ਪਰ ਮਾਫ ਕਰਨਾ ਕਈ 2-3 ਦਿਨ ਸੁਣ ਕੇ ਅੰਮ੍ਰਿਤਧਾਰੀ ਬਣ ਗਏ ਦਾੜੀਆਂ ਕੇਸ ਰੱਖ ਗਏ ਉਦੋਂ ਬਾਅਦ ਫਿਰ ਉਹ ਗੁਰਬਾਣੀ ਪੜਨ ਲੱਗ ਗਏ ਕਈ ਵਾਰੀ ਐਸਾ ਅਸਰ ਹੁੰਦਾ ਕਿ ਲੈਂਦੇ ਹੀ ਨਹੀਂ ਸਾਰੀ ਜ਼ਿੰਦਗੀ ਬਦਲ ਜਾਂਦੀ ਟੋਟਲੀ ਲਾਈਫ ਚੇਂਜ ਹੋ ਜਾਂਦੀ ਕਈ ਵਾਰੀ ਹੁਣ ਮੇਰੀ ਬੇਨਤੀ ਨੂੰ ਸੁਣੋ ਜਿਵੇਂ ਹੁਣ ਆਪਾਂ ਇਸ ਵੇਲੇ ਦਾ ਮਾਹੌਲ ਵੇਖੋ ਕੀ ਹੈ ਆ ਜਿਹੜਾ ਮਾਹੌਲ ਹੈ ਆ ਵਾਈਬ੍ਰੇਸ਼ਨ ਕੀ ਹੈ ਦੱਸੋ ਮੈਨੂੰ ਕਾਮ ਉੱਠਦਾ ਬੋਲੋ ਇੱਥੇ ਹੁਣ ਇਸ ਵੇਲੇ ਕਾਮ ਉੱਠਦਾ ਹੈ ਕੀ ਚੜ੍ਹਦਾ ਗੁੱਸਾ ਚੜ ਰਿਹਾ ਕ੍ਰੋਧ ਚੜਦਾ ਸਿਰ ਤੇ ਵੀ ਜਿਵੇਂ ਹੁਣ ਆਪਾਂ ਆਮ ਹੀ ਇਹ ਗੱਲਾਂ ਕਰਦੇ ਆਂ ਵੀ ਪਤਾ ਹੀ ਨਹੀਂ ਲੱਗਦਾ ਕੀ ਦਿੰਦਾ ਬੋਲਣਾ ਕੁਝ ਯਾਰ ਗਾਲ ਕੱਢਣਾ ਨਹੀਂ ਚਾਹੁੰਦਾ ਧੱਕੇ ਨਾਲ ਹੀ ਨਿਕਲ ਜਾਂਦੀ ਐਦਾਂ ਹੁੰਦਾ ਹੈ ਐਵੇਂ ਫਸੇ ਪਏ ਆ ਜਕੜੇ ਪਏ ਆ ਮੁਕਤ ਹੋਈਏ ਇੱਥੇ ਇਸ ਵੇਲੇ ਅਸੀਂ ਸਭ ਬੰਧਨਾਂ ਤੋਂ ਮੁਕਤ ਹੁੰਨੇ ਆ ਤੇ ਜੇ ਰੋਜ਼ ਆਦਤ ਪੈ ਜੇ ਗੁਰਮਖੋ ਜੇ 2 2.5 ਘੰਟੇ ਰੋਜ਼ ਲਾਓ ਤੁਹਾਨੂੰ ਤੇ ਸੁਪਨੇ ਵੀ ਗੁਰੂ ਦੇ ਆਉਣ ਲੱਗ ਜਾਣਗੇ ਸੁਪਨੇ ਵੀ ਜਿਹੜਾ 2.5 ਘੰਟੇ ਰੋਜ਼ ਕੱਢ ਲਵੇ ਵੀ 1.5 ਘੰਟਾ ਸਵੇਰੇ ਅੱਧਾ ਘੰਟਾ 2 ਘੰਟਾ ਸ਼ਾਮ ਨੂੰ ਅੱਧਾ ਘੰਟਾ ਰਹਿ ਰਸਤਰ ਕੱਢ ਲਓ ਅੱਧਾ ਘੰਟਾ ਸੌਣ ਲੱਗਿਆ ਵੀ ਸਿਮਰਨ ਕਰ ਲਓ ਸੋਹਿਲਾ ਸਾਹਿਬ ਪੜ ਲਓ ਢਾਈ ਪੂਰੇ ਕਰ ਦਿਓ ਢਾਈ ਛੱਡੋ ਤੁਸੀਂ ਡੇਢ ਘੰਟਾ ਹੀ ਲਾ ਲਿਆ ਕਰੋ ਡੇਢ ਛੱਡੋ ਤੁਸੀਂ ਅੱਧਾ ਘੰਟਾ ਹੀ ਲਾ ਲਓ ਸੁਪਨੇ ਵੀ ਆਉਣ ਲੱਗ ਜਾਣਗੇ ਜਿਹੜਾ ਬੰਦਾ ਰੋਜ਼ ਧਿਆਨ ਨਾਲ ਮੇਰੀ ਗੱਲ ਸੁਣੇ ਜਿਹੜਾ ਬੰਦਾ ਰੋਜ਼ ਕੱਪੜਾ ਲੈਣ ਜਦੋਂ ਆਪਾਂ ਜਾਂਦੇ ਆ ਪੈਰ ਕਾਦੇ ਵੱਲ ਤੁਰਦੇ ਨੇ ਕੱਪੜੇ ਵੱਲ ਅੱਖਾਂ ਕੀ ਵੇਖਦੀਆਂ ਨੇ ਕੱਪੜੇ ਦੀ ਦੁਕਾਨ ਕਿੱਥੇ ਹੈ ਕੱਪੜਾ ਲੱਭ ਕੇ ਇਦਾਂ ਸਾਹਮਣੇ ਕੱਪੜਾ ਪਿਆ ਕੱਪੜੇ ਬਾਰੇ ਕੰਨ ਸੁਣਦੇ ਨੇ ਕੱਪੜੇ ਦਾ ਰੇਟ ਕੀ ਹੈ ਭਾਈ ਅਗਲਾ ਦੱਸਦਾ ਜੀਬ ਤੋਂ ਵੀ ਬੋਲਦੇ ਆ ਕੱਪੜਾ ਕੰਨਾਂ 'ਚ ਵੀ ਆਵਾਜ਼ ਪੈਂਦੀ ਹੈ ਕੱਪੜਾ ਟੋ ਕੇ ਵੇਖਦੇ ਆ ਹੱਥ ਨਾਲ ਵੀ ਕਿਦਾਂ ਦਾ ਕੁਆਲਿਟੀ ਕੀ ਹੈ ਹੱਥ ਵੀ ਲਾਇਆ ਤਾਂ ਵੀ ਕੱਪੜੇ ਨੂੰ ਤੇ ਦਿਮਾਗ 'ਚ ਵਿਚਾਰ ਵੀ ਚੱਲਦੇ ਹੁੰਦੇ ਨੇ ਵੀ ਜੇਬ 'ਚ ਇੰਨੇ ਕਿਨੇ ਕੱਪੜਾ ਇੰਨੇ ਦਾ ਕਿਵੇਂ ਖਰੀਦਾ ਭਾਵ ਦਿਮਾਗ 'ਚ ਵੀ ਵਿਚਾਰ ਵੀ ਕੱਪੜੇ ਬਾਰੇ ਹੀ ਚੱਲਦੇ ਨੇ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਕੱਪੜਾ ਖਰੀਦਣ ਤੁਰੇ ਸਾਡੇ ਗਿਆਨ ਇੰਦਰੇ ਸਾਡੇ ਕਰਮ ਇੰਦਰੇ ਸਾਡਾ ਮਨ ਬੁੱਧ ਕੱਪੜੇ ਨਾਲ ਹੀ ਜੁੜ ਜਾਂਦਾ ਹੈ ਜਦੋਂ ਕੱਪੜਾ ਖਰੀਦਣ ਤੁਰੋਗੇ ਜੇ ਤੁਸੀਂ ਸੋਨਾ ਖਰੀਦਣ ਤੁਰੋਗੇ ਮਨ ਬੁੱਧ ਆ ਪੰਜ ਗਿਆਨ ਇੰਦਰੇ ਕਰਮ ਇੰਦਰੇ ਸਾਰੇ ਦੇ ਸਾਰੇ ਸੋਨੇ ਨਾਲ ਹੀ ਜੁੜ ਜਾਂਦੇ ਲੋਹਾ ਖਰੀਦਣ ਤੁਰੋਗੇ ਲੋਹੇ ਨਾਲ ਹੀ ਜੁੜ ਜਾਣਗੇ ਤੇ ਜੇ ਰੋਜ਼ ਗੁਰਦੁਆਰੇ ਜਾਈਏ ਸੱਚ ਨਾਲ ਜੁੜੀਏ ਜਿਹੜਾ ਬੰਦਾ ਰੋਜ਼ ਕੱਪੜੇ ਦੀ ਦੁਕਾਨ ਤੇ ਜਾਵੇ ਉਹਨੂੰ ਸੁਪਨੇ ਵੀ ਕੱਪੜੇ ਦੇ ਹੀ ਆਉਣ ਲੱਗ ਜਾਣਗੇ ਰੋਜ਼ ਕੱਪੜੇ ਦੀ ਦੁਕਾਨ ਤੇ ਕੰਮ ਕਰਨ ਲੱਗ ਜਾਏ ਉੱਥੇ ਰੋਜ਼ ਰਵੇ ਸਾਰਾ ਦਿਨ ਕੰਮ ਹੀ ਕੱਪੜੇ ਦਾ ਕਰਦਾ ਰਵੇ ਤੇ ਉਹਨੂੰ ਸੁਪਨੇ ਵੀ ਕੱਪੜੇ ਦੇ ਆਉਣਗੇ ਜਿਹੜਾ ਸਾਰਾ ਦਿਨ ਖੇਤਾਂ 'ਚ ਹੀ ਕੰਮ ਕਰਦਾ ਉਹਨੂੰ ਸੁਪਨੇ 'ਚ ਵੀ ਇਦਾਂ ਲੱਗੂ ਮੈਂ ਨੱਕੇ ਹੀ ਮੋੜਦਾ ਫਿਰਦਾ ਸੁਪਨੇ 'ਚ ਵੀ ਐ ਲੱਗੂ ਮੇਰਾ ਪਾਣੀ ਨਾ ਵੱਢ ਲੈ ਕੋਈ ਸੁਪਨੇ ਵੀ ਉਦਾਂ ਦੇ ਆਉਣਗੇ ਜਿਹੜਾ ਬੰਦਾ ਪਰਮਾਤਮਾ ਨਾਲ ਜੁੜਿਆ 2.5 ਘੰਟੇ ਰੋਜ਼ ਕੱਢੇ ਉਹਦੇ ਤੇ ਮਨ ਦਾ ਮਾਹੌਲ ਹੀ ਬਦਲਿਆ ਰਹਿੰਦਾ ਭਾਈ ਅੰਦਰ ਟੋਟਲੀ ਚੇਂਜ ਜਿਹਾ ਰਹਿੰਦਾ ਹੈ ਸ਼ਾਂਤ ਰਹਿੰਦਾ ਹੈ ਠੰਡਾ ਰਹਿੰਦਾ ਹੈ ਸਾਡਾ ਮਾਹੌਲ ਕੀ ਹੈ ਆ ਫਿਲਮ ਆਈ ਹੈ ਆ ਵੇਖ ਲੋ ਆ ਗੀਤ ਆਇਆ ਆ ਸੁਣ ਲੋ ਉਹ ਆਇਆ ਆ ਵੇਖ ਲੋ ਬਸ ਚਾਰ ਇਧਰ ਦੀਆਂ ਚਾਰ ਇਧਰ ਦੀਆਂ ਅੰਦਰ ਦਾ ਮਾਹੌਲ ਐਡਾ ਐਡਾ ਮਾੜਾ ਬਣ ਗਿਆ ਕਿ ਉਸ ਪਾਸੇ ਲੱਗਦਾ ਹੀ ਨਹੀਂ ਮੇਰੀ ਬੇਨਤੀ ਨੂੰ ਸੁਣੋ ਜੇ ਰੱਬ ਨਾਲ ਪਿਆਰ ਪਾਉਣਾ ਹੈ ਗੁਰਬਾਣੀ ਨੂੰ ਵਿਚਾਰ ਵਿਚਾਰ ਕੇ ਪੜੋ ਜਾਂ ਤੇ ਗੁਰਬਾਣੀ ਦੀ ਵਿਚਾਰ ਸੁਣੋ ਜਾਂ ਗੁਰਬਾਣੀ ਦੀ ਵਿਚਾਰ ਪੜੋ ਜਾਂ ਗੁਰਬਾਣੀ ਦੀ ਕਥਾ ਸੁਣੋ ਤੇ ਜਾਂ ਗੁਰਬਾਣੀ ਦੀ ਕਥਾ ਪੜੋ ਜੇ ਗੁਰਬਾਣੀ ਨਾਲ ਜੁੜਾਂਗੇ ਕਥਾ ਸੁਣਾਂਗੇ ਕਥਾ ਵਿਚਾਰਾਂਗੇ ਤੇ ਪਰਮਾਤਮਾ ਨਾਲ ਪਿਆਰ ਪਾਉਣਾ ਨਹੀਂ ਪੈਣਾ ਆਪੇ ਹੀ ਪੈ ਜਾਣਾ ਹੈ ਗੁਰੂ ਦਾ ਕੰਮ ਹੀ ਰੱਬ ਨਾਲ ਪਿਆਰ ਪਾਉਣਾ ਹੁੰਦਾ ਹੈ ਗੁਰਬਾਣੀ ਨੇ ਤੇਰਾ ਪਿਆਰ ਪਾ ਦੇਣਾ ਹੈ ਜੇ ਰੱਬ ਨਾਲ ਰੱਬ ਇਸ ਪਾਸੇ ਤੁਰਨ ਦਾ ਤੁਰਨਾ ਚਾਹੁੰਦਾ ਹੈ ਜੇ ਤੇ ਜੇ ਆਪਾਂ ਗੱਲਾਂ ਹੀ ਕਰਨੀਆਂ ਨੇ ਐਵੇਂ ਹੀ ਵੀ ਰੱਬ ਨਾਲ ਪਿਆਰ ਪੈ ਜੇ ਅੱਛਾ ਜਦੋਂ ਅਗਲੇ ਨੂੰ ਕਹਿੰਦੇ ਆ ਤੇ ਰੱਬ ਨਾਲ ਪਿਆਰ ਪਏਗਾ ਬਾਣੀ ਪੜ੍ਹ ਕੇ ਉਹ ਤੇ ਨਹੀਂ ਪੜੀ ਜਾਂਦੀ ਉਹ ਤਾਂ ਦੱਸੋ ਵੀ ਕਿਹੜੀਆਂ ਅੱਖਾਂ ਨੇ ਜਿਨ੍ਹਾਂ ਨਾਲ ਰੱਬ ਦੇ ਸਦਾ ਔਰ ਅਗਲੇ ਨੂੰ ਕਹਿੰਦਾ ਗਿਆਨ ਗਿਆਨ ਦਾ ਸੁਰਮਾ ਪਹਿਲਾਂ ਅੱਖਾਂ 'ਚ ਪਾ ਅੱਖਾਂ ਕੋਈ ਵੱਖਰੀਆਂ ਨਹੀਂ ਇਹੀ ਅੱਖਾਂ ਨੇ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਆਪਣੀ ਸੁਰਤ ਨੂੰ ਡਿਵੈਲਪ ਕਰ ਲੈ ਗੁਰਬਾਣੀ ਪੜ੍ਹ ਕੇ ਗਿਆਨ ਦਾ ਸੁਰਮਾ ਪਾ ਆਪਣੀਆਂ ਅੱਖਾਂ ਵਿੱਚ ਅਕਲ ਆ ਜਾਵੇ ਸੋਝੀ ਹੋ ਜਾਵੇ ਪਤਾ ਲੱਗ ਜੇ ਸਾਰਾ ਹੀ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼ ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਵਰ ਅੰਦਰ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਪਰ ਜਿਹੜਾ ਬੰਦਾ ਤਿੰਨ ਦਿਨ ਖੰਡ ਪਾਠ ਸਾਹਿਬ ਹੁੰਦਾ ਹੈ ਘਰਾਂ ਵਿੱਚ ਖੰਡ ਪਾਠ ਸਾਹਿਬ ਹੁੰਦੇ ਨੇ ਤੇ ਤਿੰਨ ਦਿਨ ਵੜਿਆ ਹੀ ਨਹੀਂ ਅੰਦਰ ਜਾ ਕੇ ਵੇਖਿਆ ਹੀ ਨਹੀਂ ਵੀ ਕੀ ਪਾਠ ਚੱਲਦਾ ਹੈ ਬਹੁਤ ਲੋਕ ਵੇਖੇ ਨੇ ਤਿੰਨ ਤਿੰਨ ਦਿਨ ਖੰਡ ਪਾਠ ਚੱਲਦਾ ਹੈ 10 ਮਿੰਟ ਬਹਿ ਕੇ ਵੀ ਗੁਰਬਾਣੀ ਨਹੀਂ ਸੁਣਦਾ ਪਾਠ ਕਰਾਤਾ ਪਾਠ ਕਰਾਤਾ ਫਿਰ ਪਤਾ ਕੀ ਕਹਿਣਗੇ ਭਾਈ ਜੇ ਸੁਣਨਾ ਹੀ ਨਹੀਂ ਤੇ ਪਾਠ ਕਰਾਉਂਦੇ ਕਿਉਂ ਉਹ ਕਹਿੰਦੇ ਕੋਈ ਨਹੀਂ ਜੀ ਘਰ ਤੇ ਪਵਿੱਤਰ ਹੋ ਹੀ ਗਿਆ ਹੋਰ ਫਿਰ ਪਾ ਘਰ ਪਵਿੱਤਰ ਤੇ ਕਰਨਾ ਹੀ ਹੈ ਲੈ ਘਰ ਨਹੀਂ ਪਵਿੱਤਰ ਕਰਨਾ ਹੁਣ ਤੁਸੀਂ ਕਹਿੰਦੇ ਆ ਪਾਠ ਕਰਾਉਣ ਦਾ ਕੀ ਫਾਇਦਾ ਜੇ ਪਾਠ ਸੁਣਨਾ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਘਰ ਲਿਆ ਕੇ ਜੇ ਪਾਠ ਹੀ ਨਹੀਂ ਸੁਣਨਾ ਤੇ ਪਾਠ ਕਰਾਉਣ ਦਾ ਕੀ ਫਾਇਦਾ ਜੇ ਤੁਸੀਂ ਪਤਾ ਕੀ ਕਹਿਣਾ ਹੈ ਚਲੋ ਘਰ ਤੇ ਪਵਿੱਤਰ ਕਰਨਾ ਹੀ ਹੈ ਹੁਣ ਤੁਸੀਂ ਮੈਨੂੰ ਜਵਾਬ ਇਹ ਦਿਓ ਘਰ ਪਵਿੱਤਰ ਕਰਨਾ ਹੈ ਕਿਹੜੀ ਚੀਜ਼ ਪਵਿੱਤਰ ਕਰਦਾ ਹੈ ਘਰ ਦੇ ਇੱਟਾਂ ਸਿਮੈਂਟ ਪਵਿੱਤਰ ਕਰਦਾ ਹੈ ਫਰਸ਼ ਪਵਿੱਤਰ ਕਰਦਾ ਹੈ ਲੱਕੜ ਪਵਿੱਤਰ ਕਰਦਾ ਹੈ ਬੈੱਡ ਪਵਿੱਤਰ ਕਰਦਾ ਹੈ ਚਾਦਰਾਂ ਪਵਿੱਤਰ ਕਰਦਾ ਹੈ ਕਿ ਪੱਥਰ ਲੱਗਿਆ ਪਵਿੱਤਰ ਕਰਦਾ ਹੈ ਪਹਿਲਾਂ ਇਹ ਦੱਸੋ ਕਿਹੜੀ ਚੀਜ਼ ਪਵਿੱਤਰ ਕਰਦਾ ਇੱਟਾਂ ਪਵਿੱਤਰ ਹੁੰਦੀਆਂ ਨੇ ਸੋਚ ਕੇ ਦੱਸੋ ਕੱਪੜਾ ਪਵਿੱਤਰ ਹੁੰਦਾ ਹੈ ਚੰਗੀ ਤਰ੍ਹਾਂ ਸੋਚ ਕੇ ਦੱਸੋ ਕੀ ਤਖਤੇ ਪਵਿੱਤਰ ਹੁੰਦੇ ਨੇ ਬੂਏ ਬਾਰੀਆਂ ਦਰਵਾਜ਼ੇ ਲੱਗੇ ਆ ਜਿਹੜੇ ਦਰਵਾਜ਼ੇ ਪਵਿੱਤਰ ਹੁੰਦੇ ਨੇ ਹੋ ਗਏ ਚਲੋ ਪਵਿੱਤਰ ਹੋ ਗਏ ਤੇਰੀ ਮੰਨ ਲਈ ਪਵਿੱਤਰ ਹੋ ਗਏ ਗੁਰੂ ਸਾਹਿਬ ਚਲੇ ਗਏ ਸਵੇਰੇ ਆ ਲੋੜੀਆਂ ਦੇ ਉੱਤੇ ਬਣਿਆ ਨੇ ਕੰਨ ਕਰਾਉਂਦੇ ਮੁੰਡਾ ਹੋਇਆ ਮੁੰਡਾ ਹੋਇਆ ਕਰਾ ਲਾ ਸਵੇਰੇ ਮਹਾਰਾਜ ਚਲੇ ਗਏ ਸ਼ਾਮ ਨੂੰ ਉਸੇ ਘਰ ਵਿੱਚ ਬੋਤਲਾਂ ਖੁੱਲ ਗਈਆਂ ਹੁਣ ਦੱਸੋ ਬੈੱਡ ਉਹੀ ਹੈ ਤਖਤੇ ਉਹੀ ਨੇ ਸੋਫੇ ਉਹੀ ਨੇ ਚਾਦਰਾਂ ਉਹੀ ਨੇ ਗੱਦੇ ਉਹੀ ਨੇ ਪਵਿੱਤਰ ਕੀ ਕੀਤਾ ਜਵਾਬ ਦੇ ਤੂੰ ਕਹਿੰਦਾ ਪਵਿੱਤਰ ਹੋ ਗਿਆ ਘਰ ਤੇ ਪਵਿੱਤਰ ਹੋ ਗਿਆ ਚੱਲ ਮੰਨ ਲਓ ਪਵਿੱਤਰ ਹੋ ਗਿਆ ਪਰ ਜੇ ਤੇਰਾ ਮਨ ਪਵਿੱਤਰ ਨਹੀਂ ਤੂੰ ਬੋਤਲਾਂ ਲਿਆ ਕੇ ਫੇਰ ਗੰਦ ਪਾ ਦੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਵਿੱਤਰ ਕਦ ਰਹਿ ਗਿਆ ਸ਼ਾਮ ਨੂੰ ਹੀ ਕਰ ਦੇਗਾ ਬੁਰਾ ਹਾਲ ਉਹਦਾ ਚਲੋ ਮੰਨ ਲਓ ਪਦਾਰਥ ਪਵਿੱਤਰ ਨਹੀਂ ਹੁੰਦਾ ਆ ਜਿੱਥੇ ਮੈਟ ਤੇ ਬੈਠੇ ਹੋ ਇਹ ਪਵਿੱਤਰ ਹੁੰਦਾ ਹੈ ਇਹ ਤੇ ਦਿਨ ਰਾਤ ਦੁਆਨ ਸੁਣਦਾ ਆ ਜਿਹੜੇ ਮੈਟ ਤੇ ਬੈਠੇ ਹੋ ਪਵਿੱਤਰ ਮੈਟ ਹੋ ਕਿਆ ਹੋ ਪਵਿੱਤਰ ਤੇ ਹੋਣਾ ਮੇਰਾ ਮਨ ਜੇ ਮਨ ਪਵਿੱਤਰ ਹੈ ਫਿਰ ਆਪਾਂ ਕੀ ਕਰਾਂਗੇ ਜੇ ਮਨ ਪਵਿੱਤਰ ਹੋ ਗਿਆ ਫਿਰ ਆਪਾਂ ਆ ਕਾਇਆ ਜਿਹੜੀ ਹੈ ਇਹਦੇ ਵਿੱਚ ਵੀ ਗੰਦਮੰਦ ਨਹੀਂ ਪਾਵਾਂਗੇ ਆਪਾਂ ਨੂੰ ਅਕਲ ਆ ਗਈ ਸੋਝੀ ਆ ਗਈ ਫਿਰ ਆਪਾਂ ਕਹਾਂਗੇ ਨਾ ਓਏ ਮਨ ਪਵਿੱਤਰ ਹੋ ਗਿਆ ਸਰੀਰ ਰੱਬ ਦੀ ਦਾਤ ਹੈ ਇਹਦੇ ਵਿੱਚ ਨਸ਼ਾ ਨਹੀਂ ਸਿੱਟਣਾ ਹੁਣ ਆਪਾਂ ਅਕਲ ਆ ਗਈ ਨਾ ਹੁਣ ਸਮਝ ਆ ਗਈ ਹੁਣ ਆਪਾਂ ਇਹਦੇ ਵਿੱਚ ਢਿੱਡ ਵਿੱਚ ਆਪਾਂ ਨਾ ਗਲਤ ਨਹੀਂ ਪਾਣਾ ਕੁਝ ਕਾਇਆ ਦਾ ਵੀ ਖਿਆਲ ਰੱਖਾਂਗੇ ਕਾਇਆ ਪਵਿੱਤਰ ਹੋ ਗਈ ਜਦੋਂ ਮਨ ਪਵਿੱਤਰ ਹੋਏਗਾ ਸ਼ਰਾਬਾਂ ਦੀਆਂ ਬੋਤਲਾਂ ਚੱਕ ਕੇ ਘਰੋਂ ਬਾਹਰ ਸਿੱਟਦੀਆਂ ਹੁਣ ਮਨ ਪਵਿੱਤਰ ਹੋ ਗਿਆ ਮਨ ਪਵਿੱਤਰ ਹੈ ਤੇ ਤਾਂ ਤਨ ਪਵਿੱਤਰ ਹੈ ਜੇ ਮਨ ਪਵਿੱਤਰ ਹੈ ਤਾਂ ਘਰ ਪਵਿੱਤਰ ਹੈ ਗੁਰੂ ਨੇ ਤੇਰੇ ਮਨ ਤੇ ਬਹਿ ਕੇ ਘਰ ਪਵਿੱਤਰ ਕਰਨਾ ਹੈ ਜੇ ਤੇਰੇ ਮਨ ਤੇ ਕੋਈ ਅਸਰ ਨਾ ਹੋਇਆ ਤੇ ਚਾਦਰਾਂ ਤੇ ਫੇਰ ਗੰਦ ਪਾ ਦੇਗਾ ਆਪੋ ਸਤਨਾਮ ਸ੍ਰੀ ਵਾਹਿਗੁਰੂ ਬੈੱਡ ਤੇ ਸ਼ਾਮ ਨੂੰ ਬੋਤਲ ਖੋਲ ਕੇ ਬਹਿ ਸੋਫੇ ਤੇ ਉਹ ਟੇਬਲ ਤੇ ਫੇਰ ਬੈਠਾ ਹੋਏਗਾ ਇਦਾਂ ਨਹੀਂ ਪਵਿੱਤਰ ਤੇ ਮਨ ਹੁੰਦਾ ਹੈ ਸਿੱਖ ਮਨ ਹੈ ਚਾਦਰਾਂ ਨਹੀਂ ਗੁਰੂ ਦਾ ਸਿੱਖ ਤੇਰਾ ਬੈੱਡ ਥੋੜਾ ਤੂੰ ਹੈ ਗੁਰੂ ਦਾ ਸਿੱਖ ਤੇਰਾ ਘਰ ਹੈ ਇੱਟਾਂ ਨੇ ਸੀਮਟ ਨੇ ਤਖਤੇ ਨੇ ਕਿਹੜੀ ਚੀਜ਼ ਹੈ ਸਿੱਖ ਸਿੱਖ ਤੇ ਬੰਦਾ ਹੈ ਸਿੱਖ ਤੇ ਹੈ ਸਾਡਾ ਮਨ ਤੇ ਮਨ ਤੇ ਬੈਂਦਾ ਹੀ ਨਹੀਂ ਇੱਕ ਮਿੰਟ ਟਿਕ ਕੇ ਮਨ ਤੇ ਹੋਰ ਹੀ ਪਾਸੇ ਤੁਰਿਆ ਫਿਰਦਾ ਤੇ ਪਵਿੱਤਰ ਕਿਹੜੀ ਚੀਜ਼ ਕਰਦਾ ਹੈ ਪਵਿੱਤਰ ਤੇ ਮਨ ਨੂੰ ਕਰਦਾ ਹੈ ਤੇ ਮੇਰੀ ਯਾਦ ਰੱਖੋ ਗੱਲ ਗੁਰੂ ਖੋ ਗੁਰੂ ਸਾਹਿਬ ਜੀ ਨੂੰ ਘਰ ਲਿਆਣਾ ਹੈ ਆਪਣੇ ਹਿਰਦੇ ਘਰ ਵਿੱਚ ਵੀ ਥਾਂ ਦੇ ਦਿਓ ਸ਼ਰਦਾ ਦਾ ਥੜਾ ਬਣਾਓ ਸ਼ਰਦਾ ਦੇ ਥੜੇ ਤੇ ਬੈਠਣ ਆ ਕੇ ਕਾਇਆ ਪਵਿੱਤਰ ਹੋਵੇ ਮਨ ਪਵਿੱਤਰ ਹੋਵੇ ਤੇ ਜਦੋਂ ਮਨ ਪਵਿੱਤਰ ਹੋ ਗਿਆ ਜਿਵੇਂ ਤਨ ਦੀ ਮੈਲ ਲੈ ਜਾਂਦੀ ਹੈ ਬੰਦਾ ਸੌਖਾ ਜਿਹਾ ਹੋ ਜਾਂਦਾ ਅੱਜ ਕੱਲ ਤੇ ਕਈ ਨਹਾਉਂਦੇ ਹੀ ਨਹੀਂ ਠੰਡ ਆ ਗਈ ਛੱਡੋ ਪਰੇ ਅੱਜ ਵੀ ਹੋ ਸਕਦਾ ਕਈ ਨਹਾ ਕੇ ਨਾ ਹੀ ਆਏ ਹੋਣ ਵੀ ਛੱਡ ਪਰੇ ਯਾਰ ਅੱਜ ਵੀ ਕੀ ਨਹਾਉਣਾ ਠੰਡ ਬਾਹਲੀ ਕਹਿੰਦੇ ਰਹਿਣ ਹੀ ਦਿਓ ਕਈ ਘਰ ਵਾਲੀ ਕਈ ਵਾਰੀ ਕਹਿ ਵੀ ਦਿੰਦੀ ਹੁਣ ਵੀ ਅੱਜ ਤੇ ਨਾਲ ਹੈ ਗੁਰਦੁਆਰੇ ਜਾਣਾ ਉੱਥੇ ਮਰ ਦਾ ਪ੍ਰਕਾਸ਼ ਛੱਡ ਪਰੇ ਨਹਾਉਣ ਨੂੰ ਕਿਹੜਾ ਖੱਲ ਲੱਗੀ ਤੇ ਐਦਾਂ ਹੀ ਠੀਕ ਪਰ ਕਈ ਵਾਰੀ ਹਫਤਾ ਹਫਤਾ ਕਈ ਬੰਦੇ ਨਾ ਨਹਾਉਂਦੇ ਨਹੀਂ ਸੁਣਿਓ ਕਈ ਬੰਦੇ ਹਫਤਾ ਹਫਤਾ ਨਹਾਉਂਦੇ ਨਹੀਂ ਤੇ ਜਦੋਂ ਹਫਤੇ ਬਾਅਦ ਚੰਗੀ ਤਰ੍ਹਾਂ ਕੂਚ ਲੈਣਗੇ ਨਾ ਆਪਣੇ ਆਪ ਨੂੰ ਅੱਡੀਆਂ ਕੂਚ ਲੀਆਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਤੇਲ ਲਾ ਲਿਆ ਬਾਅਦ ਚ ਜਦੋਂ ਨਹਾਣਗੇ ਫਿਰ ਐ ਕਹਿਣਗੇ ਹੌਲੇ ਜੇ ਹੋ ਗਏ ਸਿਰ ਵੀ ਸਿਰ 'ਚ ਬਾਹਲਾ ਕੁਛ ਵੀ ਸਿਰ ਕੇਸੀ ਵੀ ਨਾਲੇ ਸਰੀਰ ਵੀ ਤੇਲ ਲਾ ਲਿਆ ਚੰਗੀ ਤਰ੍ਹਾਂ ਹੌਲੇ ਜੇ ਹੋ ਗਏ ਖੁਸ਼ਕੀ ਲੈ ਗਈ ਹੌਲੇ ਹੋ ਗਏ ਜਦੋਂ ਮਨ ਪਵਿੱਤਰ ਹੋ ਜਾਂਦਾ ਗੁਰਮਖੋ ਫਿਰ ਮਨ ਵੀ ਹੌਲਾ ਹੋ ਜਾਂਦਾ ਉੱਡਿਆ ਮਨ ਦੇ ਹੀ ਰੋਣੇ ਨੇ ਸਾਰੇ ਅੰਦਰ ਵਾਲਾ ਹੀ ਖੁਸ਼ ਨਹੀਂ ਜਦੋਂ ਗੁਰਬਾਣੀ ਨਾਲ ਜੁੜਾਂਗੇ ਗੁਰਬਾਣੀ ਪੜਾਂਗੇ ਫਿਰ ਮਨ ਪਵਿੱਤਰ ਹੋ ਜਾਂਦਾ ਤੇ ਪਵਿੱਤਰ ਮਨ ਹੀ ਸ਼ਾਂਤ ਹੈ ਪਵਿੱਤਰ ਮਨ ਹੀ ਸ਼ਾਂਤ ਹੈ ਪਵਿੱਤਰ ਮਨ ਹੀ ਟਿਕਿਆ ਹੋਇਆ ਹੈ ਇਹ ਪਵਿੱਤਰ ਹੈ ਤੇ ਦਿਲ ਕਰਦਾ ਕਿਸੇ ਦਾ ਤੇਰੇ ਕੋਲ ਜਿਵੇਂ ਹੁਣ ਵੇਖੋ ਪਾਣੀ ਤੁਰਿਆ ਜਾਂਦਾ ਹੈ ਆਪਾਂ ਕੀ ਕਹਿੰਦੇ ਆ ਨਹਿਰ ਚੱਲਦੀ ਐ ਭਾਈ ਰੱਬ ਤੋਂ ਕੋਈ ਉੱਚਾ ਨਹੀਂ ਪਾਣੀ ਤੋਂ ਕੋਈ ਸੁੱਚਾ ਨਹੀਂ ਪੀ ਲੋ ਭਾਈ ਪਾਣੀ ਨਹਿਰ ਦਾ ਲੋਕ ਪੀ ਲੈਂਦੇ ਨੇ ਭਾਵੇਂ ਮੱਝਾਂ ਵੀ ਵਿੱਚ ਹੀ ਨਵਾਈ ਜਾਣ ਪਰ ਪੀ ਲੈਂਦੇ ਨੇ ਲੋਕ ਕਹਿੰਦੇ ਠੀਕ ਐ ਚੱਲਦੇ ਪਾਣੀ ਚ ਕੀ ਐ ਆਪ ਵੀ ਨਹਾਉਂਦੇ ਨੇ ਭਾਂਡੇ ਵੀ ਧੋਂਦੇ ਨੇ ਕੱਪੜੇ ਵੀ ਤੇ ਜੇ ਉਹੀ ਪਾਣੀ ਖੜ ਜਵੇ ਉਹ ਖੜੇ ਹੋਏ ਪਾਣੀ ਨੂੰ ਨਹਿਰ ਨਹੀਂ ਕਹਿੰਦੇ ਨਦੀ ਨਹੀਂ ਕਹਿੰਦੇ ਦਰਿਆ ਨਹੀਂ ਕਹਿੰਦੇ ਖੜੇ ਹੋਏ ਪਾਣੀ ਨੂੰ ਛੱਪੜ ਕਹਿੰਦੇ ਨੇ ਰੁਕ ਗਿਆ ਤੇ ਖੜੇ ਹੋਏ ਪਾਣੀ ਦੇ ਵਿੱਚ ਖੜੇ ਹੋਏ ਪਾਣੀ ਦੇ ਵਿੱਚ ਜੀ ਪੈ ਜਾਂਦੇ ਨੇ ਮੈਲ ਪੈ ਜਾਂਦੀ ਹੈ ਜਾਲਾ ਪੈ ਜਾਂਦਾ ਹੈ ਉਹੀ ਪਾਣੀ ਜਿਹੜਾ ਚੱਲਦਾ ਸੀ ਤੁਰਦਾ ਸੀ ਆਪਾਂ ਪੀ ਲੈਂਦੇ ਸੀ ਬੁੱਕ ਭਰ ਕੇ ਹੁਣ ਪਾਣੀ ਉਹੀ ਹੈ ਹੁਣ ਕੋਲੋਂ ਲੰਘਣਾ ਹੋਵੇ ਤੇ ਮੂੰਹ ਕੱਜ ਕੇ ਕੱਪੜਾ ਲੈ ਕੇ ਲੰਘਣਾ ਪੈਂਦਾ ਹੈ ਖੜੇ ਹੋਏ ਪਾਣੀ ਦੇ ਵਿੱਚੋਂ ਬਦਬੂ ਆਉਂਦੀ ਹੈ ਜਿਹੜੇ ਬੰਦੇ ਖੜ ਗਏ 1% ਵੀ ਰੱਬ ਵਾਲੇ ਪਾਸੇ ਤੁਰਦੇ ਨਹੀਂ ਮਾਫ ਕਰਨਾ ਅੰਦਰੋਂ ਗੰਦ ਪਿਆ ਪਿਆ ਹੈ ਅੰਦਰ ਜੀ ਪੈ ਗਏ ਅੰਦਰ ਬਕਾਰ ਪੈ ਗਏ ਅੰਦਰ ਬੁਰਾ ਹਾਲ ਹੋ ਗਿਆ ਉਹਨਾਂ ਕੋਲ ਤੇ 1 ਮਿੰਟ ਖੜਨ ਨੂੰ ਜੀ ਨਹੀਂ ਕਰਦਾ ਉਹਨਾਂ ਚੋਂ ਬਕਾਰਾਂ ਦੀ ਬਦਬੂ ਆਉਂਦੀ ਹੈ ਕਾਮ ਦੀ ਬਦਬੂ ਕ੍ਰੋਧ ਦੀ ਬਦਬੂ 1 ਮਿੰਟ ਤੁਸੀਂ ਕੋਲ ਨਹੀਂ ਖੜ ਸਕਦੇ ਉਹਨਾਂ ਦੇ ਹੋ ਸਕਦਾ ਹੈ ਹੱਲ ਹੋ ਸਕਦਾ ਹੈ ਤੁਰ ਪੋ ਤੁਰੋ ਪਾਣੀ ਚਲਾ ਦਿਓ ਅੰਦਰ ਵਾਲਾ ਪਵਿੱਤਰ ਕਰੀਏ ਇਹਨੂੰ ਖੜਨ ਨਾ ਦਿਓ ਤੁਰ ਤੁਰੀਏ ਰੁਕੀਏ ਨਾ ਸਤਿਗੁਰਾਂ ਤੋਂ ਅਕਲ ਲੈ ਕੇ ਤੁਰੇ ਚੱਲੀਏ ਜ਼ਿੰਦਗੀ ਬਦਲ ਜਾਏ ਜਿਉਣ ਦਾ ਚੱਜ ਆ ਜਾਏ ਜਦੋਂ ਮਨ ਪਵਿੱਤਰ ਹੋ ਗਿਆ ਫਿਰ ਸਾਡਾ ਹਰ ਕੰਮ ਪਵਿੱਤਰ ਹੋ ਜਾਏਗਾ ਜਦੋਂ ਸਾਡਾ ਮਨ ਪਵਿੱਤਰ ਹੋ ਗਿਆ ਤੇ ਤਾਂ ਹੀ ਤਾਂ ਹੀ ਅੱਖਾਂ ਪਵਿੱਤਰ ਚੰਗਾ ਤਾਂ ਹੀ ਵੇਖਾਂਗੇ ਜੇ ਮਨ ਅੰਦਰਲਾ ਪਵਿੱਤਰ ਹੈ ਬਾਹਰ ਅੱਖਾਂ ਦਾ ਕੀ ਕਸੂਰ ਹੈ ਤੁਸੀਂ ਡਾਕਟਰ ਕੋਲ ਜਾਓ ਡਾਕਟਰ ਸਾਹਿਬ ਮੇਰੀਆਂ ਅੱਖਾਂ ਪਰਾਇਆ ਰੂਪ ਵੇਖਦੀਆਂ ਨੇ ਮੇਰੀਆਂ ਅੱਖਾਂ ਦਾ ਇਲਾਜ ਕਰੋ ਉਹ ਕਹਿੰਦਾ ਜੇ ਤੇਰੀ ਨਜ਼ਰ ਘੱਟ ਹੈ ਦਾ ਤੇ ਇਲਾਜ ਕਰ ਸਕਦੇ ਆ ਮੋਤੀਆ ਆ ਤਾਂ ਇਲਾਜ ਕਰ ਸਕਦੇ ਆ ਕੋਈ ਅਲਰਜੀ ਹੋਈ ਹੈ ਤਾਂ ਇਲਾਜ ਕਰ ਸਕਦੇ ਆ ਤੇਰੀਆਂ ਅੱਖਾਂ ਮਾੜਾ ਵੇਖਦੀਆਂ ਨੇ ਇਹਦਾ ਇਲਾਜ ਮੇਰੇ ਕੋਲ ਕੀ ਹੈ ਤੂੰ ਡਾਕਟਰ ਕੋਲ ਜਾ ਕੇ ਕਹੇ ਮੇਰੇ ਕੰਨ ਨੂੰ ਰੋਗ ਹੈ ਕੀ ਇਹ ਬਾਹਲੇ ਭੈੜੇ ਗੀਤ ਸੁਣਦਾ ਹੈ ਤੇ ਉਹ ਕਹੇਗਾ ਮੇਰੇ ਕੋਲ ਇਹਦਾ ਕੀ ਇਲਾਜ ਹੈ ਕੰਨ ਦੇ ਵਿੱਚ ਪੜਦਾ ਪਾਟਿਆ ਤੇ ਦਵਾਈ ਦੇ ਸਕਦਾ ਵੀ ਜੇ ਤੂੰ ਸੁਣਦਾ ਮਾੜਾ ਹੈ ਇਹਦਾ ਇਲਾਜ ਮੇਰੇ ਕੋਲ ਤੂੰ ਡਾਕਟਰ ਕੋਲ ਜਾ ਕੇ ਕਹੇ ਗਲੇ ਦੇ ਡਾਕਟਰ ਕੋਲ ਜਾ ਕੇ ਕਹੇ ਵੀ ਇਹ ਗਲੇ ਚੋਂ ਗਾਲਾਂ ਨਿਕਲਦੀਆਂ ਨੇ ਦੱਸੋ ਕੀ ਕਰਾਂ ਉਹ ਕਹੇ ਇਹਦਾ ਇਲਾਜ ਮੇਰੇ ਕੋਲ ਕੀ ਹੈ ਤੇ ਚੇਤਾ ਰੱਖੋ ਬਈ ਜਦੋਂ ਮਨ ਪਵਿੱਤਰ ਹੋ ਗਿਆ ਗਲੇ ਦੇ ਵਿੱਚੋਂ ਪਵਿੱਤਰ ਬੋਲ ਆਪੇ ਨਿਕਲਣਗੇ ਜਦੋਂ ਮਨ ਪਵਿੱਤਰ ਹੋ ਗਿਆ ਅੱਖਾਂ ਸਹੀ ਵੇਖਣ ਲੱਗ ਜਾਂਦੀਆਂ ਆਪੇ ਡਾਇਰੈਕਸ਼ਨ ਸਹੀ ਹੋ ਜੂ ਜਦੋਂ ਮਨ ਪਵਿੱਤਰ ਹੋ ਗਿਆ ਕੰਨਾਂ ਨੇ ਸਹੀ ਸੁਣਨਾ ਸੱਚ ਸੁਣਨਾ ਸ਼ੁਰੂ ਕਰ ਦੇਣਾ ਜਦੋਂ ਮਨ ਪਵਿੱਤਰ ਹੋ ਗਿਆ ਜ਼ਬਾਨ ਸਹੀ ਹੋ ਜਾਣੀ ਹੈ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਸਭ ਕੁਝ ਬਦਲਦਾ ਹੈ ਟੋਟਲੀ ਚੇਂਜ ਹੋ ਜਾਂਦਾ ਬੰਦਾ ਜਦੋਂ ਗੁਰਬਾਣੀ ਮਨ ਸੁਣੇ ਮਨ ਬਦਲੇ ਆ ਸਰੀਰ ਦੀ ਗੱਲ ਨਹੀਂ ਹੁਣ ਜਿਵੇਂ ਆਪਾਂ ਇੱਕ ਗੱਲ ਸੁਣੋ ਆਪਾਂ ਆਮ ਕਹਿੰਦੇ ਆ ਬਈ ਕਕਾਰ ਪਾਓ ਕਸ਼ਹਿਰਾ ਕਾਦੇ ਲਈ ਹੈ ਕਸ਼ਹਿਰਾ ਕਿਸ ਚੀਜ਼ ਦੀ ਨਿਸ਼ਾਨੀ ਹੈ ਬੋਲੋ ਜਤ ਸਤ ਦੀ ਜਤ ਭਾਈ ਰੱਖਦਾ ਸਤ ਬੀਬੀ ਨੂੰ ਕਹਿੰਦੇ ਸਤੀ ਜਤੀ ਤੇ ਸਤੀ ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣਾ ਜਿਹੜਾ ਬੰਦਾ ਇਦਾਂ ਰੱਖਦਾ ਹੈ ਉਹ ਅਜਤੀ ਹੈ ਤੇ ਜਿਹੜੀ ਭੈਣ ਆਪਣੇ ਪਤੀ ਤੋਂ ਬਿਨਾ ਕਿਸੇ ਹੋਰ ਵੱਲ ਮਨ ਨਾ ਟੁਲਾਵੇ ਉਹ ਸਤੀ ਹੈ ਸੜ ਕੇ ਸਤੀ ਨਹੀਂ ਜਿਉਂਦੀ ਸਤੀ ਆਪਣੇ ਪਤੀ ਤੇ ਭਾਈ ਬੱਚਿਆਂ ਵਾਲਾ ਹੈ ਗ੍ਰਿਸ਼ਤੀ ਹੈ ਬੱਚਿਆਂ ਵਾਲਾ ਹੈ ਪਰ ਆਪਣੀ ਬੀਬੀ ਤੋਂ ਬਿਨਾ ਕਿਸੇ ਹੋਰ ਵੱਲ ਨਹੀਂ ਉਹ ਜਤੀ ਹੈ ਜਤੀ ਹੈ ਜਤੀ ਜਤੀ ਤੇ ਸਤੀ ਹੁਣ ਵੇਖੋ ਕਸ਼ਹਿਰਾ ਜੱਤ ਸਤ ਦੀ ਨਿਸ਼ਾਨੀ ਹੈ ਆਪਾਂ ਇਸੇ ਤਰ੍ਹਾਂ ਸ੍ਰੀ ਸਾਹਿਬ ਪਾ ਕੇ ਰੱਖਣੀ ਹੈ ਕਕਾਰ ਪਾਣੇ ਨੇ ਕੜਾ ਪਾ ਕੇ ਰੱਖਣਾ ਹੈ ਕੰਗਾ ਲਾ ਕੇ ਰੱਖਣਾ ਵੀ ਸਫਾਈ ਰੱਖਣੀ ਹੈ ਕੇਸ ਗੁਰੂ ਦੀ ਮੋਹਰ ਹੈ ਹੁਕਮ ਹੈ ਜਿਸ ਤਰ੍ਹਾਂ ਕੁਦਰਤ ਨੇ ਬਣਾਇਆ ਬਣੇ ਰਹਿਣਾ ਹੈ ਹੁਣ ਕਕਾਰ ਸ਼ਰੀਰ ਨੇ ਪਾਉਣੇ ਨੇ ਰਹਿਤ ਮਨ ਨੇ ਕਕਾਰ ਸ਼ਰੀਰ ਪਾਣਗੇ ਰਹਿਤ ਮਨ ਰੱਖੇਗਾ ਜੇ ਮਨ ਨੇ ਕਸ਼ਹਿਰੇ ਦੀ ਰਹਿਤ ਨਾ ਰੱਖੀ ਦੱਸੋ ਕਸ਼ਹਿਰਾ ਜੱਤ ਰੱਖ ਤੁਸੀਂ ਦੱਸੋ ਵੀ ਕੱਪੜਾ ਹੈ ਕਸ਼ਹਿਰਾ ਕੱਪੜਾ ਹੈ ਕੀ ਕਸ਼ਹਿਰਾ ਕੱਲਾ ਜੱਤ ਰੱਖ ਲੇਗਾ ਨਹੀਂ ਕਸ਼ਹਿਰੇ ਦੀ ਕੀ ਤਾਕਤ ਹੈ ਕਸ਼ਹਿਰਾ ਜੱਤ ਰੱਖ ਲੇ ਜੱਤ ਤੇ ਬੰਦੇ ਦੇ ਮਨ ਨੇ ਰੱਖਣਾ ਕਸ਼ਹਿਰੇ ਨੂੰ ਵੇਖ ਕੇ ਦਿਮਾਗ 'ਚ ਰੱਖੇ ਵੀ ਹੁਕਮ ਕੀ ਹੈ ਰਹਿਤ ਮਨ ਰੱਖੇ ਕਸ਼ਹਿਰੇ ਨੂੰ ਵੇਖ ਕੇ ਕਸ਼ਹਿਰਾ ਪਾਇਆ ਕਸ਼ਹਿਰੇ ਨੂੰ ਵੇਖ ਕੇ ਮਨ ਯਾਦ ਕਰ ਲਵੇ ਗੁਰੂ ਦੇ ਬਚਨ ਨੂੰ ਮਨ ਜੇ ਸਹੀ ਹੈ ਤੇ ਕਸ਼ਹਿਰੇ ਦੀ ਮਤਲਬ ਰਹਿਤ ਰਹਿ ਗਈ ਤੇ ਜੇ ਮਨ ਮਨ ਸਹੀ ਨਹੀਂ ਤੇ ਮਾਫ ਕਰਨਾ ਕਸ਼ਹਿਰਿਆਂ ਵਾਲੇ ਵੀ ਡੋਲਦੇ ਵੇਖੇ ਬੜੀਆਂ ਬੜੀਆਂ ਗਲਤੀਆਂ ਕਰਦੇ ਵੇਖੇ ਰਹਿਤ ਮਨ ਨੇ ਰੱਖਣੀ ਹੈ ਮਨ ਨੇ ਸਿੱਖ ਮਨ ਹੈ ਸਿੱਖ ਮਨ ਹੈ ਇਸ ਕਰਕੇ ਭਾਈ ਮਨ ਸੁਣੇ ਮਨ ਸਮਝੇ ਮਨ ਬਦਲੇ ਜਦੋਂ ਮਨ ਸੁਣੇਗਾ ਫਿਰ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਮਨ ਨੂੰ ਸੁਣਾਈਏ ਬਹੁ ਪਰਪੰਚ ਕਰ ਪਰ ਧਨ ਲਿਆ ਸੁਤਦਾਰਾ ਪਹਿ ਆਨ ਲੁਟਾਵਾ ਮਨ ਮੇਰੇ ਭੂਲੇ ਮਨ ਮੇਰੇ ਭੂਲੇ ਅੰਤ ਨਵੇਰਾ ਤੇਰੇ ਜੀ ਪਹਿਲੀ ਮਨ ਬੜਾ ਚੰਦਰਾ ਹੈ ਮਨ ਬੜਾ ਖੋਟਾ ਹੈ ਕਦੋਂ ਕਿੱਥੇ ਡੋਲ ਜਾਵੇ ਪਤਾ ਹੀ ਨਹੀਂ ਲੱਗਦਾ ਇਸ ਕਰਕੇ ਹਾਜ਼ਰ ਮਨ ਨੂੰ ਕਰੀਏ ਤਾਂ ਜੋ ਮਨ ਬਦਲੇ ਮਨ ਖੋਟਿਆ ਵਸਾ ਨਹੀਂ ਤੇਰਾ ਇਹ ਮਨ ਖੋਟੇ ਦਾ ਪਤਾ ਨਹੀਂ ਲੱਗਦਾ ਮਨ ਖੋਟਿਆ ਵਸਾ ਨਹੀਂ ਤੇਰਾ ਵਸਾ ਨਹੀਂ ਤੇਰਾ ਵਸਾ ਨਹੀਂ ਤੇਰਾ ਕੌਡੀਆਂ ਤੇ ਫਿਰੇ ਡੋ ਕੋਟਿਆ ਵਸਾ ਨਹੀਂ ਤੇਰਾ ਮੌਨੀ Lord. ਉਹਨੂੰ 4 ਲੱਖ ਰੁਪਈਆ ਮਿਲਿਆ ਗੱਡੀ ਦੇ ਵਿੱਚ ਭੁੱਲ ਗਿਆ ਕੋਈ ਉਹਦੀ ਗੱਡੀ ਜਦੋਂ ਗੱਡੀ 'ਚ 4 ਲੱਖ ਰੁਪਈਆ ਭੁੱਲ ਗਿਆ ਇਮਾਨਦਾਰ ਡਰਾਈਵਰ ਟੈਕਸੀ ਡਰਾਈਵਰ ਨੇ ਸ਼ਿਕਾਇਤ ਕੀਤੀ ਨੇੜੇ ਜਾ ਕੇ ਥਾਣੇ ਜਾ ਕੇ ਆਪ ਹੀ ਵਾਹਿਗੁਰੂ ਸ਼ਿਕਾਇਤ ਨਹੀਂ ਬੇਨਤੀ ਕੀਤੀ ਵੀ ਆ ਮੇਰੀ ਗੱਡੀ ਦੇ ਵਿੱਚ ਕੋਈ ਨਾ 4 ਲੱਖ ਰੁਪਈਆ ਭੁੱਲ ਗਿਆ ਮੈਂ ਦੇਣ ਆਇਆ ਕਮਾਲ ਹੋ ਗਈ ਥਾਣੇਦਾਰ ਹੈਰਾਨ ਹੋ ਐਸਐਚਓ ਇੰਨੇ ਨੂੰ ਉਹ ਪਰਿਵਾਰ ਵੀ ਆ ਗਿਆ ਜਿਨ੍ਹਾਂ ਦੀ ਰਿਪੋਰਟ ਲਿਖਾਉਣ ਵੀ ਸਾਡਾ 4 ਲੱਖ ਗਵਾਚਿਆ ਕਹਿੰਦੇ ਪਤਾ ਨਹੀਂ ਕਿੱਥੇ 4 ਲੱਖ ਰੁਪਈਆ ਗੁੰਮ ਹੋ ਗਿਆ ਟੈਕਸੀ ਵਾਲਾ ਕਹਿੰਦਾ ਤੁਹਾਨੂੰ ਹੀ ਲੱਭਦਾ ਸੀ ਤੂੰ ਟੈਕ ਮੇਰੀ ਗੱਡੀ 'ਚ ਭੁੱਲ ਗਏ ਸੀ 4 ਲੱਖ ਹੈਰਾਨ ਹੋ ਗਏ ਕਹਿਣ ਤੈਨੂੰ ਇਨਾਮ ਦੇਣਾ ਕਹਿੰਦਾ ਨਾ ਬਸ ਮੈਂ ਕਾਹਦਾ ਇਨਾਮ ਲੈਣਾ ਤੁਹਾਡੀ ਮਾਨਤ ਸੀ ਤੁਹਾਨੂੰ ਦੇ ਦਿੱਤੀ ਉਹ ਐਸਐਚਓ ਵੀ ਬੜਾ ਖੁਸ਼ ਹੈ ਵੀ ਹੱਦ ਹੋ ਗਈ ਇਦਾਂ ਦੇ ਬੰਦੇ ਵੀ ਨੇ 4 ਲੱਖ ਰੁਪਈਆ ਮੋੜਦਾ ਥੋੜੇ ਦਿਨਾਂ ਬਾਅਦ ਉਹੀ ਬੰਦਾ ਸਬਜੀ ਮੰਡੀ ਆਲੂ ਖਰੀਦਦਾ ਫਿਰਦਾ ਆਲੂ ਖਰੀਦਦਾ ਹੈ ਉਹ ਦੁਕਾਨਦਾਰ ਨੂੰ ਕਹਿੰਦਾ ਵੀ ਆਲੂ ਕੇ ਕਿਸ ਭਾਅ ਨੇ ਉਹ ਕਹਿੰਦਾ 8 ਰੁਪਏ ਕਹਿੰਦਾ ਦੂਜਾ ਤੇ 6 ਰੁਪਏ ਦਿੰਦਾ ਕਹਿੰਦਾ ਆਲੂ ਵੀ ਤੇ ਵਧੀਆ ਨੇ ਤੇ 8 ਨੇ ਤੇ ਵਧੀਆ ਵੀ ਨੇ ਚੱਲ ਪਾ ਦੇ ਕਿਲੋ ਨੇ ਕਿਲੋ ਪਾਣ ਲੱਗਾ ਉਹਨੇ ਤਿੰਨ ਚਾਰ ਆਲੂ ਚੁੱਕ ਕੇ ਉਹਨੇ ਪਰਾਂ ਨੂੰ ਮੂੰਹ ਕੀਤਾ ਉਹਨੇ ਫੋਰ ਪਾ ਲਿਆ ਸਬਜ਼ੀ ਖਰੀਦੀ ਚ ਕਿਹੜਾ ਪਤਾ ਲੱਗਾ ਵੀ ਵਾਵਾ ਉਹ ਕਿਸੇ ਨਾਲ ਵਾਲੇ ਦੁਕਾਨਦਾਰ ਨੇ ਵੇਖ ਲਿਆ ਉਹਨੇ ਰੌਲਾ ਪਾਤਾ ਇਹਨੇ ਚਾਰ ਆਲੂ ਚੁੱਕੇ ਨੇ ਉਹਨਾਂ ਨੇ ਰੌਲਾ ਪਾਤਾ ਉਹ ਜਦੋਂ ਰੌਲਾ ਵੱਧ ਗਿਆ ਤੇ ਇਹਨੇ ਨੂੰ ਉਹ ਕਹਿੰਦਾ ਮੈਂ ਚੁੱਕੇ ਨਹੀਂ ਉਹ ਕਹਿੰਦੇ ਤੂੰ ਵੱਧ ਪਾਏ ਨੇ ਇਹਦੇ ਵਿੱਚ ਹੁਣ ਗੱਲ ਸਮਝਿਓ ਐਸਐਚਓ ਆ ਗਿਆ ਉਹੀ ਜਿਹਨੇ 4 ਲੱਖ ਜਿੰਨੂੰ ਦਿੱਤਾ ਸੀ ਇਹਨੇ ਉਹ ਆ ਕੇ ਕਹਿੰਦੇ ਵੀ ਰੌਲਾ ਕਾਹਦਾ ਪਾਇਆ ਕਹਿੰਦੇ ਆ ਬੰਦੇ ਨੇ 4 ਆਲੂ ਵੱਧ ਪਾਏ ਨੇ ਚੁੱਕੇ ਨੇ ਉਹ ਕਹਿੰਦੇ ਕਿਹੜਾ ਬੰਦਾ ਕਹਿੰਦੇ ਆ ਕਹਿੰਦੇ ਰੱਬ ਵੀ ਆ ਕੇ ਕਹਦੇ ਮੈਂ ਨਹੀਂ ਮੰਨਦਾ ਮੈਨੂੰ ਰੱਬ ਵੀ ਆ ਕੇ ਆਖੇ ਵੀ 4 ਆਲੂ ਇਸ ਬੰਦੇ ਨੇ ਚੁੱਕੇ ਨੇ ਮੈਂ ਨਹੀਂ ਮੰਨਦਾ ਆਖੇ ਕਿਉਂ ਕਹਿੰਦੇ ਬੰਦਾ ਇਮਾਨਦਾਰੀ ਬਹੁਤ ਹੈ ਇਹੋ ਜਿਹਾ ਤੇ ਬੰਦਾ ਹੀ ਨਹੀਂ ਕੋਈ 4 ਲੱਖ ਰੁਪਈਆ 15 ਦਿਨ ਪਹਿਲਾਂ ਇਹ ਮੋੜ ਕੇ ਆਇਆ ਹੈ ਇਹਦੀ ਗੱਡੀ 'ਚ ਭੁੱਲ ਗਏ ਸੀ ਤੁਸੀਂ ਇਸ ਬੰਦੇ ਤੇ ਇਲਜ਼ਾਮ ਲਾਈ ਜਾਂਦੇ ਇਹ ਬੰਦਾ ਇਹੋ ਜਿਹਾ ਇਮਾਨਦਾਰ ਤੇ ਹੈ ਹੀ ਕੋਈ ਨਹੀਂ ਉਹ ਨੀਵੀਂ ਪਾ ਕੇ ਖੜਾ ਹੈ ਉਹਨੂੰ ਪੁੱਛਦੇ ਤੂੰ ਤੇ ਬੋਲ ਚਾਰ ਆਲੂ ਚੁੱਕੇ ਤੂੰ ਉਹ ਕਹਿੰਦਾ ਹਾਂਜੀ ਸੱਚੀ ਤੇ ਹੈ ਵੀ ਮੈਂ ਚੁੱਕੇ ਐਸਐਚਓ ਕਹਿੰਦਾ ਹੱਦ ਹੋ ਗਈ ਯਾਰ ਤੂੰ 4 ਲੱਖ ਮੈਨੂੰ ਮੋੜ ਕੇ ਆਇਆ ਇੱਥੇ ਚਾਰ ਆਲੂ ਕਹਿੰਦਾ ਜੀ ਹੱਥ ਜੋੜ ਕੇ ਕਹਿੰਦਾ ਐਸਐਚਓ ਸਾਹਿਬ ਇਹ ਮਨ ਖੋਟੇ ਦਾ ਪਤਾ ਹੀ ਨਹੀਂ ਲੱਗਦਾ ਨਾ ਡੋਲੇ 4 ਲੱਖ ਤੇ ਨਾ ਡੋਲੇ ਡੋਲ ਜੇ ਨਹੀਂ ਪਤਾ ਚਾਰ ਆਲੂਆਂ ਦੇ ਡੋਲ ਜੇ ਇਹ ਬੇਈਮਾਨ ਹੈ ਇਹਦਾ ਪਤਾ ਨਹੀਂ ਲੱਗਦਾ ਜਿੰਨਾ ਚਿਰ ਇਹਨੂੰ ਸੰਗਲ ਨਹੀਂ ਪਾਉਂਦੇ ਉਹਨਾਂ ਚਿਰ ਗੱਲ ਨਹੀਂ ਬਣਦੀ ਸੰਗਲ ਪਾਉਣਾ ਪੈਂਦਾ ਹੈ ਤੇ ਚੇਤਾ ਰੱਖਿਓ ਜੀ ਜਿੰਨੇ ਤੁਸੀਂ ਸਵਾਲ ਕਰਦੇ ਹੋ ਮਨ ਕਿਵੇਂ ਟਿਕੇ ਮਨ ਕਿਵੇਂ ਜੁੜੇ ਮਨ ਨੂੰ ਇੱਕੋ ਹੀ ਸੰਗਲ ਪੈਂਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੂਜਾ ਸੰਗਲ ਨਹੀਂ ਪੈਂਦਾ ਇੱਕੋ ਹੀ ਸੰਗਲ ਬਣਿਆ ਹੈ ਜਿਹੜਾ ਮਨ ਨੂੰ ਬੰਨ ਸਕਦਾ ਹੈ ਤੇ ਉਹ ਸੰਗਲ ਕਾਹਦਾ ਹੈ ਕੁੰਭੇ ਬੱਦਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਦਾ ਮਨ ਰਹੇ ਮਨ ਰਹਿ ਗੁਰਬਿਨ ਇਹਨੂੰ ਇਦਾਂ ਸਿੱਧਾ ਕਹਿ ਲੋ ਵੀ ਇਹਨੂੰ ਗੁਰੂ ਹੀ ਵਸ ਕਰ ਸਕਦਾ ਹੋਰ ਨਹੀਂ ਕੋਈ ਮਨ ਨੂੰ ਜੇ ਵਸ ਕਰ ਸਕਦਾ ਹੈ ਤੇ ਗੁਰੂ ਕਰ ਸਕਦਾ ਹੈ ਇਹਨੂੰ ਹੋਰ ਨਹੀਂ ਕੋਈ ਵਸ ਕਰ ਸਕਦਾ ਇਸ ਬੇਈਮਾਨ ਮਨ ਦਾ ਪਤਾ ਨਹੀਂ ਲੱਗਦਾ ਵਿਗੜ ਜਵੇ ਇਹਦੇ ਵਰਗਾ ਦੁਸ਼ਮਣ ਕੋਈ ਨਹੀਂ ਇਹਦੇ ਵਰਗਾ ਸ਼ੈਤਾਨ ਕੋਈ ਨਹੀਂ ਤੇ ਗੁਰਬਾਣੀ ਦਾ ਗਿਆਨ ਲੈ ਲਵੇ ਇਹਦੇ ਵਰਗਾ ਮਹਾਨ ਕੋਈ ਨਹੀਂ ਜੇ ਸੁਧਰ ਜਵੇ ਇਹ ਵਿਗੜਿਆ ਵੀ ਅੱਤ ਕਰ ਦਿੰਦਾ ਹੈ ਵਿਗੜਿਆ ਬੰਦਾ ਸ਼ੈਤਾਨ ਬਣ ਜਾਂਦਾ ਵਿਗੜਿਆ ਬੰਦਾ ਪ੍ਰੇਤ ਬਣ ਜਾਂਦਾ ਵਿਗੜਿਆ ਬੰਦਾ ਜਿੰਨ ਬਣ ਗਿਆ ਤੇ ਵਿਗੜਿਆ ਹੀ ਬੰਦਾ ਦੇਵ ਸੁਧਰਿਆ ਬੰਦਾ ਦੇਵਤਾ ਬਣ ਗਿਆ ਬੰਦਾ ਹੀ ਵਿਗੜ ਕੇ ਦੇਵਤਾ ਬਣਦਾ ਸੁਧਰ ਕੇ ਦੇਵਤਾ ਬਣ ਜਾਂਦਾ ਹੈ ਤੇ ਬੰਦਾ ਹੀ ਵਿਗੜ ਕੇ ਗਿਆਨ ਨਾਲੋਂ ਟੁੱਟ ਕੇ ਭੂਤ ਪ੍ਰੇਤ ਬਣ ਜਾਂਦਾ ਹੈ ਹੋਰ ਕੋਈ ਭੂਤ ਪ੍ਰੇਤ ਨਹੀਂ ਹੁੰਦੇ ਭੂਤ ਪ੍ਰੇਤ ਬੰਦਾ ਹੀ ਵਿਗੜ ਕੇ ਬਣਦਾ ਹੈ ਆਖੋ ਸਤਨਾਮ ਹੁਣ ਜਿਹੜਾ ਰੋਜ਼ ਸ਼ਰਾਬ ਪੀ ਕੇ ਜਿਵੇਂ ਅੱਜ ਕੱਲ ਠੰਡ ਹੈ ਜਿਹੜਾ ਰੱਜ ਕੇ ਰੋਜ਼ ਘਰ ਆਉਂਦਾ ਹੈ ਆ ਕੇ ਘਰ ਵਾਲੀ ਨੂੰ ਤੰਗ ਕਰਦਾ ਹੈ ਬੱਚਿਆਂ ਨੂੰ ਤੰਗ ਕਰਦਾ ਹੈ ਮਾਂ ਨਾਲ ਲੜਦਾ ਹੈ ਘਰ ਵਾਲੀ ਨਾਲ ਲੜਦਾ ਹੈ ਬੱਚਿਆਂ ਨੂੰ ਕੁੱਟਦਾ ਹੈ ਤੇ ਆਪਾਂ ਕਹੀ ਸਕਦੇ ਆ ਵੀ ਫਲਾਣੀ ਬੀਬੀ ਵਿਚਾਰੀ ਨੂੰ ਤੇ ਭੂਤ ਹੀ ਚਿੰਬੜਿਆ ਹੋਇਆ ਪੁੱਤਰ ਕਹਦਾ ਭੂਤ ਚਿੰਬੜਿਆ ਕਈ ਬੀਬੀਆਂ ਇਦਾਂ ਵੀ ਕਈ ਮਾਤਾਵਾਂ ਮੈਂ ਸੁਣੀਆਂ ਨੇ ਸਾਡੇ ਪੁੱਤ ਕਹਦੇ ਨੇ ਜਿਉਂਦਿਆਂ ਦੇ ਜੰਮ ਨੇ ਜਿਉਂਦਿਆਂ ਦੇ ਜੰਮ ਲੱਗੇ ਹੋਏ ਨੇ ਇਦਾਂ ਵੀ ਕਹਿੰਦੇ ਨੇ ਇਸ ਕਰਕੇ ਜਿਉਂਦਿਆਂ ਦੇ ਜੰਮ ਨੇ ਇਹ ਜਿਉਂਦਿਆਂ ਜਿਉਂਦੇ ਵਿਗੜ ਕੇ ਬੰਦਾ ਭੂਤ ਪ੍ਰੇਤ ਹੈ ਵਿਗੜ ਕੇ ਜਿੰਨ ਹੈ ਕੱਲੀ ਅੰਦਰ ਨਾਨਕ ਨਾਨਕਾ ਜਿੰਨਾ ਦਾ ਅਵਤਾਰ ਤੀਜ ਨੂਰੀ ਪੁੱਤ ਜਨੂਰਾ ਜੋਰੂ ਜਿੰਨਾ ਦਾ ਸਿਕਦਾਰ ਜੈ ਕਰ ਸਾਧਨਾ ਸੇਵੀਏ ਹਰ ਕੀ ਪੂਜਾ ਨਾਹੀਂ ਤੈ ਕਰ ਮਰਹਟ ਸਾਰਖੇ ਭੂਤ ਵਸਹਿ ਤਿੰਨ ਮਾਹੇ ਉਹ ਘਰ ਮੜੀਆਂ ਵਰਗੇ ਨੇ ਜਿੱਥੇ ਰੱਬ ਦਾ ਨਾਮ ਨਹੀਂ ਸੱਚ ਨਹੀਂ ਜਿੱਥੇ ਤੇ ਉਹਨਾਂ ਘਰਾਂ ਵਿੱਚ ਰਹਿਣ ਵਾਲੇ ਲੋਕ ਭੂਤ ਪ੍ਰੇਤ ਹਨ ਗੁਰੂ ਗ੍ਰੰਥ ਸਾਹਿਬ ਵਿਗੜ ਗਈ ਬੰਦਾ ਭੂਤ ਪ੍ਰੇਤ ਬਣ ਗਿਆ ਤੇ ਜਦੋਂ ਮਨ ਬਦਲ ਜਾਏ ਇਹ ਤੇ ਇੱਕਦਮ ਹੀ ਚੇਂਜ ਹੋ ਜਾਂਦਾ ਜੇ ਕਿਰਪਾ ਕਰੇ ਨਾ ਮਾਲਕ ਇਤਿਹਾਸ ਵਿੱਚ ਆਉਂਦਾ ਭਾਈ ਪ੍ਰਾਣਾ ਗੁਰੂ ਅਰਜਨ ਦੇਵ ਜੀ ਦਾ ਬੜਾ ਪਿਆਰਾ ਸਿੱਖ ਹੈ ਉਹ ਜੰਗਲ ਵਿੱਚੋਂ ਲੱਕੜਾਂ ਕੱਟਣ ਵਾਸਤੇ ਜਾਂਦਾ ਹੈ ਪਹਿਲੇ ਸਮਿਆਂ ਵਿੱਚ ਇਦਾਂ ਦੀ ਸੇਵਾ ਹੁੰਦੀ ਸੀ ਜੰਗਲ ਚੋਂ ਲੱਕੜਾਂ ਕੱਢ ਕੇ ਲਿਆਓ ਪਾਣੀ ਭਰਨਾ ਪੱਖੇ ਚੱਲਣੇ ਬਹੁਤ ਸੰਗਤ ਇਦਾਂ ਦੀ ਸੇਵਾ ਕਰਦੀ ਸੀ ਅੱਜ ਕੱਲ ਤੇ ਬਹੁਤ ਸਹੂਲਤਾਂ ਬੜਾ ਸੌਖਾ ਹੋ ਗਿਆ ਕੰਮ ਕਹਿ ਦਿੰਦੇ ਆ ਜੀ ਕਾ ਔਖਾ ਹੈ ਜੀ ਅੱਜ ਜ਼ਮਾਨਾ ਮਾੜਾ ਹੈ ਜੀ ਸਮਾਂ ਬਹੁਤ ਮਾੜਾ ਹੈ ਨਾ ਜੀ ਨਾ ਮਾੜਿਆਂ ਲਈ ਮਾੜਾ ਸਿਰੇ ਦਾ ਸਮਾਂ ਹੈ ਚੰਗਿਆਂ ਲਈ ਚੰਗਾ ਚੰਗਾ ਸਮਾਂ ਹੈ ਸਿਰੇ ਦਾ ਚੰਗਾ ਤੁਸੀਂ ਪੁੱਛੋਗੇ ਵੀ ਇਹ ਕਿਵੇਂ ਚੰਗਾ ਹੀ ਚੰਗਾ ਹੈ ਗੁਰਮਖਾਨ ਲਈ ਤੇ ਮੌਜ ਲੱਗੀ ਪਈ ਹੈ ਸਵੇਰੇ 4 ਵਜੇ ਸ਼ੁਰੂ ਹੋ ਜਾਂਦਾ ਹੈ ਦਰਬਾਰ ਸਾਹਿਬ ਤੋਂ ਕੀਰਤਨ 4 ਵਜੇ ਅੱਜ ਤੋਂ 10 ਸਾਲ ਪਹਿਲਾਂ ਕਿੱਥੇ ਸੀ 15 ਸਾਲ ਪਹਿਲਾਂ ਆਪਣੇ ਦਾਦੇ ਪੜਦਾਦੇ ਕਿੱਥੇ ਸੁਣਦੇ ਸੀ ਸਾਹਮਣੇ ਟੈਲੀਵਿਜ਼ਨ ਚੱਲਦਾ ਹੈ ਕਮਾਲ ਦੀ ਗੱਲ ਇਹ ਹੈ ਬੈੱਡ ਤੇ ਪਿਆ ਹੈ ਸਰਾਣਾ ਵੀ ਲਾਇਆ ਹੋਇਆ ਚਾਹ ਦੀਆਂ ਚੁਸਕੀਆਂ ਵੀ ਭਰਦਾ ਹੈ ਤੇ ਕਥਾ ਵੀ ਚੱਲ ਰਹੀ ਹੁੰਦੀ ਹੈ ਕਿੱਡੀ ਮੌਜ ਕੀਰਤਨ ਆਸਾ ਜੀ ਦੀ ਵਾਰ ਦਾ ਸਾਰਾ ਸੁਣ ਸਕਦਾ ਕਥਾ ਸੁਣਦਾ ਹੈ ਸ਼ਾਮ ਨੂੰ ਰਹਿ ਰਸ ਦਾ ਪਾਠ ਹੁੰਦਾ ਹੈ ਚੰਗੇ ਤੇ ਕਹਿੰਦੇ ਨੇ ਸਮਾਂ ਹੀ ਬੜਾ ਚੰਗਾ ਆ ਗਿਆ 20 ਸਾਲ ਪਹਿਲਾਂ ਦੇ ਰੇਡੀਓ ਦੇ ਉੱਤੇ ਸੁਣਦੇ ਹੁੰਦੇ ਮਾੜਾ ਮੋਟਾ ਉਹ ਵੀ ਕਿਸੇ ਕਿਸੇ ਕੋਲ ਹੁੰਦਾ ਸੀ 30 40 ਸਾਲ ਪਹਿਲਾਂ ਤੇ ਕਿਹੜੀਆਂ ਲਾਈਟਾਂ ਸੀ ਕਿਹੜਾ ਸੀ ਅੱਜ ਕੱਲ ਤੇ ਕਹਿੰਦੇ ਮੌਜਾਂ ਲੱਗੀਆਂ ਪਈਆਂ ਨੇ ਚੰਗੇ ਕਹਿੰਦੇ ਚੰਗਾ ਆ ਗਿਆ ਦੂਜੇ ਕਲਯੁਗ ਆ ਗਿਆ ਜੀ ਮਾੜਾ ਸਮਾਂ ਆ ਗਿਆ ਨਾ ਭਾਈ ਕਲਯੁਗ ਤੇ ਬੰਦੇ ਦੇ ਅੰਦਰ ਆਉਂਦਾ ਹੈ ਤੇਰਾ ਗਵਾਂਢੀ ਰੋਜ਼ ਸਵੇਰੇ 4 ਵਜੇ ਪਾਠ ਵਿੱਚ ਬਹਿ ਜਾਂਦਾ ਹੈ 4 ਵਜੇ ਗੁਰਬਾਣੀ ਸੁਣਨ ਲੱਗ ਜਾਂਦਾ 8 ਵਜੇ ਤੱਕ ਕਥਾ ਸੁਣਦਾ ਹੈ ਤੇ ਜੇ ਤੂੰ ਹੀ ਸਵੇਰੇ 6 ਵਜੇ ਦੂਜਾ ਚੈਨਲ ਲਾ ਕੇ ਬੈਠਾ ਤੇ ਫਿਰ ਰੱਬ ਦਾ ਕੀ ਕਸੂਰ ਹੈ ਕਲਯੁਗੀ ਆ ਕਲਯੁਗ ਤੇ ਤੇਰੇ ਅੰਦਰ ਹੈ ਕਲਯੁਗੀ ਹੈ ਤੂੰ ਬਾਹਰ ਕੋਈ ਕਲਯੁਗ ਨਹੀਂ ਅੰਦਰ ਤੇਰੇ ਕਲਯੁਗ ਹੈ ਅੰਦਰ ਦੀ ਨਿਗਰੀ ਹਾਲਤ ਨੂੰ ਕਲਯੁਗ ਕਹਿੰਦੇ ਬੰਦੇ ਦੇ ਅੰਦਰ ਦੀ ਹਾਲਤ ਜਦੋਂ ਨਿਗਰ ਜਵੇ ਉਹਨੂੰ ਕਲਯੁਗ ਕਹਿੰਦੇ ਬਾਹਰ ਕੋਈ ਕਲਯੁਗ ਨਹੀਂ ਹੁੰਦਾ ਨਾ ਬਾਹਰ ਕੋਈ ਕਲਯੁਗ ਨਹੀਂ ਬੰਦੇ ਦੇ ਅੰਦਰ ਹੀ ਸਤਜੁਗ ਹੈ ਅੰਦਰ ਹੀ ਕਲਯੁਗ ਹੈ ਅੱਜ ਦੇ ਸਮੇਂ ਵਿੱਚ ਕਈ ਸਤਜੁਗੀ ਵੀ ਹੋਣਗੇ ਤੇ ਕਈ ਕਹਿੰਦੇ ਸਤਜੁਗ ਸਤਜੁਗ ਆਇਆ ਉਹਦੇ ਵਿੱਚ ਕਈ ਕਲਯੁਗੀ ਸੀ ਤਾਂ ਕਰਕੇ ਸਤਜੁਗ ਤੇ ਕਲਯੁਗ ਸਾਡੇ ਅੰਦਰ ਆਉਣਾ ਹੈ ਬਾਹਰ ਨਹੀਂ ਤੇ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਗਿਆਨ ਦੇ ਕੇ ਅਕਲ ਦੇ ਕੇ ਅੰਦਰ ਸੱਚ ਲੈ ਆਂਦਾ ਸਤਜੁਗ ਹੋ ਗਿਆ ਹੁਣ ਜੇ ਤੇਰੇ ਟੈਲੀਵਿਜ਼ਨ ਦੀ ਸੋਚੀ ਬੰਦ ਰਹਿੰਦੀ ਐ ਤੂੰ ਆਉਣ ਹੀ ਨਹੀਂ ਕਰਨੀ ਤੂੰ ਟੀਵੀ ਚਲਾਣਾ ਹੀ ਨਹੀਂ ਫਿਰ ਰੱਬ ਦਾ ਕੀ ਕਸੂਰ ਹੈ ਸਮਾਂ ਤੇ ਬੜਾ ਚੰਗਾ ਹੈ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੈ ਭਾਵੇਂ ਜਿੰਨਾ ਮਰਜ਼ੀ ਸੁਣੀ ਜਾਓ ਜਿੰਨਾ ਮਰਜ਼ੀ ਪੜ੍ਹੀ ਜਾਓ ਅੱਜ ਕੱਲ ਤੇ ਬੜੀ ਚੰਗਾ ਬਹੁਤ ਕੁਝ ਹੈ ਪਰ ਜੇ ਬੰਦੇ ਦੇ ਖਿਆਲ ਮਾੜੇ ਨੇ ਉਹਨੇ ਟੈਲੀਵਿਜ਼ਨ ਚੋਂ ਵੀ ਉਹੀ ਕੁਝ ਕੱਢਣਾ ਹੈ ਕੰਪਿਊਟਰ ਚੋਂ ਵੀ ਉਹੀ ਕੁਝ ਕੱਢਣਾ ਹੈ ਮੋਬਾਈਲ ਚੋਂ ਵੀ ਉਹੀ ਕੁਝ ਕੱਢਣਾ ਚੀਜ਼ ਤੇ ਕੋਈ ਮਾੜੀ ਨਹੀਂ ਇੱਥੇ ਵੀ ਮੋਟਰਸਾਈਕਲਾਂ ਤੇ ਆਏ ਹੋ ਗੱਡੀਆਂ ਤੇ ਆਏ ਹੋ ਟਰਾਲੀਆਂ ਤੇ ਆਏ ਹੋ ਹੁਣ ਇਹੀ ਮੋਟਰਸਾਈਕਲ ਤੂੰ ਭਾਵੇਂ ਇੱਧਰ ਲੈ ਆ ਜੇ ਤੇਰੇ ਅੰਦਰ ਸਤਜੋਗ ਹੈ ਤੇ ਤੂੰ ਇਹਨੂੰ ਇੱਧਰ ਲੈ ਆ ਗੁਰਦੁਆਰੇ ਤੇ ਜੇ ਤੇਰੇ ਅੰਦਰ ਕਲਜੋਗ ਹੈ ਤੇ ਇਹ ਤੋਂ ਬਾਅਦ ਸਿੱਧੇ ਠੇਕੇ ਤੇ ਚਲੇ ਜਾ ਮੋਟਰਸਾਈਕਲ ਨੂੰ ਕਿਵੇਂ ਮਾੜਾ ਕਹੇਗਾ ਇਹਦੇ ਸਾਡੇ ਅੰਦਰ ਕੀ ਹੈ ਬਾਹਰ ਤੇ ਕੁਝ ਵੀ ਨਹੀਂ ਹੁਣ ਦਿਨ ਤੇ ਨਹੀਂ ਜੁਗ ਵੀ ਸਵੇਰੇ ਕਲਯੁਗ ਦੁਪਹਿਰੇ ਤੇ ਸਤਜੁਗ ਸੀ ਸ਼ਾਮ ਨੂੰ ਜੁਗ ਹੋ ਗਿਆ ਕਿਵੇਂ ਹੋ ਗਿਆ ਇਹ ਤੇ ਨਹੀਂ ਤੁਸੀਂ ਕਹਿ ਸਕਦੇ ਵੀ ਦੁਪਹਿਰੇ ਸਤਜੁਗ ਸੀ ਸ਼ਾਮ ਨੂੰ ਜੁਗ ਆ ਗਿਆ ਤੇਰੇ ਅੰਦਰ ਦੀ ਦਸ਼ਾ ਬਦਲ ਗਈ ਤੇਰੇ ਅੰਦਰ ਦਾ ਸਿਸਟਮ ਬਦਲ ਗਿਆ ਤੇਰੇ ਵਿਚਾਰ ਬਦਲ ਗਏ ਸਵੇਰੇ ਤੋਂ ਸੱਚ ਨਾਲ ਜੁੜਿਆ ਸੀ ਸ਼ਾਮ ਨੂੰ ਝੂਠ ਨਾਲ ਜੁੜ ਗਿਆ ਇਹ ਬਦਲਦਾ ਤੂੰ ਐ ਰੱਬ ਨਹੀਂ ਰੱਬ ਨੇ ਕੋਈ ਯੁੱਗ ਨਹੀਂ ਬਦਲੇ ਬਦਲਦਾ ਬੰਦਾ ਹੈ ਆਪਣੀ ਜ਼ਿੰਦਗੀ 'ਚ ਭਾਵੇਂ ਸਤਜੁਗ ਰੱਖੇ ਤੇ ਭਾਵੇਂ ਵਿਗੜ ਕੇ ਕਲਯੁਗ ਰੱਖੇ ਭਾਵੇਂ ਸੁਧਰ ਕੇ ਦੇਵਤਾ ਬਣ ਜਾਵੇ ਤੇ ਭਾਵੇਂ ਵਿਗੜ ਕੇ ਭੂਤ ਪ੍ਰੇਤ ਬਣਿਆ ਫਿਰੇ ਮਰਜ਼ੀ ਹੁਣ ਸਾਡੀ ਆਪਣੀ ਐ ਅਸੀਂ ਵੇਖਣਾ ਕੀ ਕਰਨਾ ਹੈ ਅਸੀਂ ਵੇਖਣਾ ਕਿੱਧਰ ਨੂੰ ਜਾਣਾ ਹੈ ਤੇ ਜੇ ਵਿਗੜਾਂਗੇ ਫਿਰ ਸਜ਼ਾ ਵੀ ਮਿਲਣੀ ਹੈ ਦੁਖੀ ਵੀ ਫਿਰ ਸਾਨੂੰ ਆਪ ਨੂੰ ਹੀ ਹੋਣਾ ਪੈਣਾ ਹੁਣ ਸੁਣਿਓ ਭਾਈ ਪ੍ਰਾਣਾ ਦੁਪਹਿਰ ਦੇ ਵੇਲੇ ਚੌਂਕੜਾ ਮਾਰ ਕੇ ਲੱਕੜਾਂ ਕੱਟਣ ਜਾਂਦਾ ਹੈ ਉੱਥੇ ਚੌਂਕੜਾ ਮਾਰ ਕੇ ਬਹਿ ਜਾ ਕੇ ਚਲੋ ਭਾਈ ਅੱਧਾ ਘੰਟਾ ਟਾਈਮ ਮਿਲ ਗਿਆ ਅੱਖਾਂ ਬੰਦ ਕਰ ਲਿਆ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਕਰ ਚੌਂਕੜਾ ਲਾ ਲੈਣਾ ਕਈ ਕਈ ਘੰਟੇ ਵੀ ਬੈਠੇ ਰਹਿਣਾ ਫਿਰ ਲੱਕੜਾਂ ਇਕੱਠੀਆਂ ਕਰਨੀਆਂ ਟਾਈਮ ਚੋਂ ਸਮੇਂ ਚੋਂ ਸਮਾਂ ਕੱਢ ਕੇ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਉਹ ਨਾਲ ਨਾਲ ਹੀ ਚੱਲੀ ਜਾਂਦਾ ਹੁੰਦਾ ਹੈ ਹੱਥਾਂ ਪੈਰਾਂ ਨਾਲ ਬੰਦਾ ਕੰਮ ਕਰੀ ਜਾਂਦਾ ਹੈ ਸੁਰਤ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ ਸੁਰਤ ਰੱਬ ਨਾਲ ਜੁੜੀ ਰਹਿੰਦੀ ਹੈ ਹੁਣੇ ਚੌਂਕੜਾ ਮਾਰ ਕੇ ਬਹਿ ਜਿਆ ਕਰੇ ਦੁਪਹਿਰੇ ਜੇ ਅੱਧਾ ਘੰਟਾ ਦਰਖਤ ਦੇ ਥੱਲੇ ਬਹਿ ਜਾਣਾ ਅੱਖਾਂ ਬੰਦ ਕਰਕੇ ਚੌਂਕੜਾ ਲਾ ਲੈਣਾ ਵਾਹਿਗੁਰੂ ਵਾਹਿਗੁਰੂ ਜਪਣਾ ਇਹਨੂੰ ਕਹਿੰਦੇ ਨੇ ਸੁਰਤ ਨੂੰ ਚਾਪੀ ਦੇਣੀ ਸਿਮਰਨ ਤੇ ਮਨ ਨੇ ਸਦਾ ਹੀ ਕਰਨਾ ਹੁੰਦਾ ਮਨ ਸਦਾ ਹੀ ਸਿਮਰਨ ਕਰਦਾ ਰਹਿੰਦਾ ਹੈ ਪਰ ਜਦੋਂ ਆਪਾਂ 15 20 ਮਿੰਟ ਅੱਧਾ ਘੰਟਾ ਇਦਾਂ ਟਿਕ ਕੇ ਸਰੀਰ ਨੂੰ ਟਿਕਾ ਕੇ ਇੱਕ ਜਗ੍ਹਾ ਟਿਕ ਕੇ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਦਾਂ ਜਪਦੇ ਆ ਇਹਨੂੰ ਕਹਿੰਦੇ ਨੇ ਚਾਬੀ ਦੇ ਦਿੱਤੀ ਇਹਨੂੰ ਕਹਿੰਦੇ ਨੇ ਚਾਰਜ ਕਰਨਾ ਚਾਰਜ 10 15 ਮਿੰਟ ਫੋਨ ਕਰ ਲਓ 24 ਘੰਟੇ ਚੱਲੀ ਜਾਂਦਾ ਹੈ ਇਹਦੇ ਨਾਲ ਮਨ ਚਾਰਜ ਹੁੰਦਾ ਹੈ ਸਾਰਾ ਦਿਨ ਫਿਰ ਉਹਦਾ ਅਸਰ ਰਹਿੰਦਾ ਹੈ ਇਹ ਚਾਬੀ ਦੇਤੀ ਜਿਵੇਂ ਖਡਾਉਣੇ ਨੂੰ ਚਾਬੀ ਦੇ ਦਿਓ ਫਿਰ ਆਪੇ ਹੀ ਭੱਜਿਆ ਜਾਂਦਾ ਹੈ ਇਦਾਂ ਭਾਈ ਪ੍ਰਾਣਾ ਜੀ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰਦੇ ਸੀ ਕਹਿੰਦੇ ਇੱਕ ਦਿਨ ਭਾਈ ਪ੍ਰਾਣਾ ਜੀ ਬੈਠੇ ਨੇ ਉਹਨਾਂ ਦੇ ਕੋਲੋਂ ਅੱਗੋਂ ਉਹਨਾਂ ਦੇ ਕੋਲੋਂ ਲੱਖੂ ਲੰਘਿਆ ਤੇ ਲੱਖੂ ਕੌਣ ਹੈ ਧਾੜਵੀ ਹੈ ਬੜਾ ਤਕੜਾ ਠੱਗ ਹੈ ਇਹ ਬੰਦੇ ਨੂੰ ਮਾਰ ਦਿੰਦਾ ਲੁੱਟ ਲੈਂਦਾ ਹੈ লাশ ਸਿੱਟ ਦਿੰਦਾ ਹੈ ਤਕੜਾ ਠੱਗ ਹੈ ਧਾੜਵੀ ਚੌਂਕੜਾ ਮਾਰ ਕੇ ਭਾਈ ਪ੍ਰਾਣਾ ਜੀ ਬੈਠੇ ਨੇ ਇਹਨਾਂ ਦੇ ਕੋਲੋਂ ਦੀ ਲੰਘਿਆ ਤੇ ਪੈਰਾਂ ਦਾ ਖੜਾਕ ਹੋਇਆ ਜਦੋਂ ਕੋਲੋਂ ਲੰਘਿਆ ਤੇ ਖੜਕਾ ਹੋਇਆ ਅੱਖ ਖੁੱਲ ਗਈ ਕੀ ਵੇਖਿਆ ਵੀ ਬੰਦੇ ਦੇ ਹੱਥ ਵਿੱਚ ਟਾਪੂਆ ਫੜਿਆ ਮੋਢੇ ਤੇ ਰੱਸਾ ਹੈ ਚਿਹਰਾ ਵੀ ਐ ਕਰੂਪ ਡਰਾਉਣਾ ਲੰਘਿਆ ਜਾਂਦਾ ਕੋਲੋਂ ਦੀ ਪਤਾ ਲੱਗ ਗਿਆ ਵੀ ਬੰਦਾ ਧਾੜਵੀ ਹੈ ਮਾਰਨ ਵਾਲਾ ਹੈ ਲੁੱਟਣ ਵਾਲਾ ਬੰਦਾ ਹੈ ਕੋਲੋਂ ਲੰਘਿਆ ਸਾਹਮਣਿਓ ਭਾਈ ਪੁਰਾਣੇ ਤੋਂ ਰਿਹਾ ਨਾ ਗਿਆ ਕਹਿੰਦਾ ਸਿੱਖ ਦਾ ਫਰਜ਼ ਹੁੰਦਾ ਹੈ ਏਦੂ ਵੱਡਾ ਪਰਉਪਕਾਰ ਨਹੀਂ ਕਿਸੇ ਟੁੱਟੇ ਨੂੰ ਤੁਸੀਂ ਨਾਲ ਦੀ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਏਦੂ ਵੱਡਾ ਦਾਨ ਕੋਈ ਨਹੀਂ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਲਾਏ ਕਿਸੇ ਨੂੰ ਜੀਵਨ ਦਾਨ ਦਿਓ ਜਿਉਣ ਦਾ ਚੱਜ ਸਿਖਾਓ ਏਦੂ ਵੱਡਾ ਦਾਨ ਕਿਹੜਾ ਉਸੇ ਵੇਲੇ ਭਾਈ ਪ੍ਰਾਣਾ ਜੀ ਤੋਂ ਰਿਆ ਨਾ ਗਿਆ ਉਹਨਾਂ ਨੇ ਆਵਾਜ਼ ਦਿੱਤੀ ਜਾਣ ਵਾਲਿਆ ਰਾਈਆ ਰੁਕ ਜਾ ਗੱਲ ਸੁਣ ਜਾ ਮੇਰੀ ਉੱਥੇ ਹੀ ਖੜ ਗਿਆ ਗੱਲ ਸੁਣ ਇੱਥੇ ਆ ਜਾ ਮੇਰੇ ਕੋਲ ਆ ਜਾ ਇੱਥੇ ਮੈਂ ਤੇਰੇ ਕੋਲ ਕਿਉਂ ਆਵਾਂ ਮੈਂ ਤੇਰੇ ਤੋਂ ਕੀ ਲੈਣਾ ਐਦਾਂ ਬੋਲੇ ਅੱਗੋਂ ਭਾਈ ਪ੍ਰਾਣਾ ਜੀ ਕਹਿੰਦੇ ਲੈਣਾ ਤੇ ਕੁਛ ਨਹੀਂ ਤੇਜ ਤੇਜ ਤੁਰਿਆ ਜਾਂਦਾ ਸਾਹ ਚੜਿਆ ਆ ਜਾ ਮੇਰੇ ਕੋਲ ਬਹਿ ਕੇ ਸਾਹ ਲੈ ਲੈ ਦੋ ਘੜੀ ਆ ਜਾ ਬੈਠੀਏ ਆ ਜਾ ਇੰਨੇ ਪਿਆਰ ਨਾਲ ਸੱਦਿਆ ਕਿਉਂਕਿ ਪਿਆਰ ਦੀ ਬੋਲੀ ਜਿਹੜੀ ਅਸਰ ਕਰਦੀ ਹੈ ਇੰਨੇ ਪਿਆਰ ਨਾਲ ਆਵਾਜ਼ ਮਾਰੀ ਆ ਗਿਆ ਐਦਾਂ ਬਹਿ ਗਿਆ ਕੀ ਹੈ ਤੇਰਾ ਨਾਮ ਤੂੰ ਕੀ ਲੈਣਾ ਮੇਰੇ ਨਾਮ ਤੋਂ ਤੂੰ ਕੀ ਲੈਣਾ ਉਹ ਅੜਬੀ ਬੋਲੇ ਉਹ ਮਿੱਠਾ ਹੀ ਬੋਲੇ ਉਹ ਗੁਰੂ ਦਾ ਸਿੱਖ ਹੈ ਉਹ ਧਾੜਵੀ ਹੈ ਉਹਨੂੰ ਸਤਿਗੁਰਾਂ ਨੇ ਅਕਲ ਸਿਖਾਈ ਹੈ ਜਾਤ ਸਿਖਾਈ ਹੈ ਮੈਂ ਤੇ ਐ ਪੁੱਛਦਾ ਵੀ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਤੇ ਲੱਖੂ ਹੈ ਲੱਖੂ ਅੱਛਾ ਕੰਮ ਕੀ ਕਰਦੇ ਹੋ ਜੀ ਕੰਮ ਕੀ ਕਰਦੇ ਹੋ ਤੂੰ ਮੇਰੇ ਕੰਮ ਤੋਂ ਕੀ ਲੈਣਾ ਹੈ ਬਾਬਾ ਤੂੰ ਆਪਣਾ ਕੰਮ ਕਰੀ ਚੱਲ ਨਹੀਂ ਨਹੀਂ ਦੱਸ ਦੋ ਤੁਹਾਡਾ ਕੰਮ ਕੀ ਹੈ ਕੰਮ ਕੰਮ ਤੇ ਜੇ ਤੇਰੇ ਥਾਂ ਤੇ ਕੋਈ ਹੋਰ ਹੁੰਦਾ ਮੈਂ ਛੱਡਣਾ ਨਹੀਂ ਸੀ ਮੈਂ ਤੇ ਤੈਨੂੰ ਤਾਂ ਕੋਲੋਂ ਲੰਘ ਗਿਆ ਮੈਂ ਕਿਹਾ ਬਾਬਾ ਬੈਠਾ ਇਹਦੇ ਕੋਲ ਕੀ ਹੋਣਾ ਤੂੰ ਤੇ ਵਾਹਿਗੁਰੂ ਵਾਹਿਗੁਰੂ ਪਤਾ ਨਹੀਂ ਕੀ ਕਰਦਾ ਸੀ ਨਹੀਂ ਤੇ ਮੈਂ ਇੰਨਾ ਚਿਰ ਨਹੀਂ ਲਾਉਂਦਾ ਤੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਵੱਡੇ ਨੇ ਕਿੰਨੇ ਕੁ ਖਪਾਏ ਨੇ ਅੱਛਾ ਜੀ ਇਹ ਫਿਰ ਕਿਉਂ ਕਰਦੇ ਹੋ ਤੁਸੀਂ ਵੱਢਦਾ ਬੰਦੇ ਨੂੰ ਮਾਰ ਦੇਣਾ ਵੱਢਣਾ ਕਹਿੰਦੇ ਲੁੱਟਦਾ ਜੋ ਕੋਲ ਹੁੰਦਾ ਖੋਹ ਲੈਨੇ ਆ ਬਾਅਦ ਚ ਰੌਲਾ ਨਾ ਪਾਏ ਮਾਰ ਕੇ ਪਰੇ ਸਿੱਟ ਦਿੰਨੇ ਆ ਨਹਿਰ ਚ ਜੰਗਲ 'ਚ ਸਿੱਟ ਦਿੰਨੇ ਆ ਕੌਣ ਪੁੱਛਦਾ ਅੱਛਾ ਜੀ ਤੁਸੀਂ ਬੰਦੇ ਮਾਰ ਦਿੰਦੇ ਹੋ ਅੱਛਾ ਫਿਰ ਇਹ ਦੱਸੋ ਵੀ ਇਹ ਕਿਉਂ ਕਰਦੇ ਅਗਲਾ ਸਵਾਲ ਇਹ ਕਿਉਂ ਕਰਦੇ ਹੋ ਇਦਾਂ ਕਹਿੰਦੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਹੋਰ ਕਾਦੇ ਲਈ ਆਪਣੇ ਨਿਆਣਿਆਂ ਲਈ ਬੱਚਿਆਂ ਲਈ ਹਾਂਜੀ ਤੇ ਜਿੱਦਣ ਲੇਖਾ ਦੇਗੀ ਜਿੰਦ ਤੇਰੀ ਉਦਣ ਤੇਰੇ ਬੱਚੇ ਨਾਲ ਹੋਣਗੇ ਚੀਕਾ ਮਾਰਦੇ ਨੇ ਜਿੰਦ ਤੇ ਵੇਖੋ ਲੇਖਾ ਦੇਣ ਲਈ ਕੋਈ ਸਪੈਸ਼ਲ ਟਾਈਮ ਨਹੀਂ ਚਾਹੀਦਾ ਵੀ 20 ਸਾਲ ਬਾਅਦ ਦਿਨੇ ਸਵੇਰੇ ਬੰਦਾ ਕਤਲ ਕਰਦਾ ਨਾਲ ਦੀ ਨਾਲ ਹੀ ਉਹਦੇ ਅੰਦਰ ਲੇਖਾ ਚੱਲ ਪੈਂਦਾ ਹੈ ਮਾੜਾ ਕੰਮ ਕਰਨ ਵਾਲਾ ਉਦੋਂ ਹੀ ਲੇਖਾ ਦਿੰਦਾ ਉਸੇ ਦਿਨ ਹੀ ਉਸੇ ਸਮੇਂ ਹੀ ਉਹ ਰਾਤ ਨੂੰ ਸੁੱਖ ਦੀ ਨੀਂਦ ਨਹੀਂ ਸੌ ਸਕਦਾ ਬੰਦਾ ਕਤਲ ਕਰਕੇ ਆਵੇ ਉਹਨੂੰ ਨੀਂਦ ਨਹੀਂ ਆਉਣੀ ਸੁੱਖ ਦੀ ਜਿੱਦਣ ਤੋਂ ਬੰਦਾ ਠਗੀਆਂ ਮਾਰਨ ਬੇਈਮਾਨੀਆਂ ਕਰਨ ਲੱਗ ਗਿਆ ਉਸੇ ਦਿਨ ਹੀ ਲੇਖਾ ਦੇਗਾ ਇਹ ਕੱਲ ਦੀ ਬੇਨਤੀ ਕਰ ਲਾਂਗੇ ਕੱਲ ਦੇ ਦੀਵਾਨ ਵਿੱਚ ਵੀ ਜਿਉਂਦੇ ਜੀ ਨਾਲ ਦੀ ਨਾਲ ਲੇਖਾ ਚੱਲਦਾ ਰਹਿੰਦਾ ਹੈ ਬਾਅਦ ਚ ਲੇਖੇ ਨਹੀਂ ਅੱਜ ਲੇਖਾ ਦੇਣਾ ਅੱਜ ਉਸੇ ਦਿਨ ਹੀ ਭਾਈ ਪ੍ਰਾਣਾ ਜੀ ਹੁਣ ਲੱਗ ਪਏ ਹੁਣ ਉਹਨਾਂ ਨੇ ਸ਼ੁਰੂ ਕਰ ਲਿਆ ਆਪਣਾ ਕੰਮ ਵੀ ਇਹ ਤੇ ਪਤਾ ਲੱਗ ਗਿਆ ਵੀ ਇਹ ਕੰਮ ਕਰਦਾ ਭਾਈ ਪ੍ਰਾਣਾ ਜੀ ਨੇ ਆਖਿਆ ਵੀ ਹੁਣ ਆਪਾਂ ਸ਼ੁਰੂ ਕਰੀਏ ਇਹਨਾਂ ਨੇ ਫਿਰ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਇੰਨੇ ਪਿਆਰ ਵਿੱਚ ਆ ਕੇ ਕਹਿੰਦੇ ਨੇ ਹੁਣ ਬੋਲ ਕੇ ਪੜਿਓ ਬਹੁ ਪਰਪੰਚ ਕਰ ਪਰ ਧਨ ਲਿਆ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰ ਪਿਆਨ ਲੁਟਾਵੇ ਪਰਪੰਚ ਕਹੀਏ ਪਾਪੜ ਵੇਲ ਕੇ ਠਗੀਆਂ ਮਾਰ ਕੇ ਪਰਾਇਆ ਧਨ ਲੈ ਕੇ ਆਉਣਾ ਹੈ ਆਪਣੇ ਸੁੱਤ ਤੇ ਬੱਚਿਆਂ ਤੋਂ ਸੁੱਤਦਾਰਾ ਘਰ ਵਾਲੀ ਤੇ ਬੱਚਿਆਂ ਤੋਂ ਲਟਾਉਂਦਾ ਲਿਆ ਲਿਆ ਕੇ ਸੁੱਤਦਾਰਾ ਪੈ ਆਨ ਲਟਾ ਉਹ ਮਨਾ ਕਮਲਿਆ ਜਿੱਦਣ ਹਿਸਾਬ ਕਿਤਾਬ ਹੋਇਆ ਉਦੋਂ ਤੇਰੇ ਨਾਲ ਹੋਣਾ ਬੱਚੇ ਨਹੀਂ ਇੱਥੇ ਹੋਣੇ ਆਪਾਂ ਜਿੰਨੇ ਬੈਠੇ ਆ ਨਾ ਜੀ ਆਪਣੇ ਆਪ ਨੂੰ ਕਹਿਣਾ ਉਹ ਮਨਾ ਕਿਹੜਿਆਂ ਯਾਰਾਂ ਦੋਸਤਾਂ ਕਈ ਬੰਦੇ ਤੁਹਾਡੇ ਚ ਇਦਾਂ ਹੀ ਕਹਿੰਦੇ ਆ ਜੀ ਤੇ ਕਰਦਾ ਵੀ ਛੱਕ ਲਈਏ ਛੱਡ ਦਈਏ ਸਾਰਾ ਕੁਝ ਪਰ ਸੁਸਾਇਟੀ ਇਦਾਂ ਦੀ ਹੈ ਕੀ ਕਰੀਏ ਰਿਸ਼ਤੇਦਾਰੀ ਇਦਾਂ ਦੇ ਨੇ ਹੁਣ ਹੁਣ ਭਾਈ ਜਵਾਈ ਭਾਈ ਆਉਂਦੇ ਨੇ ਹੁਣ ਲਿਆ ਕੇ ਵੀ ਦੇਣੀ ਪੈਂਦੀ ਹੈ ਤੇ ਕੋਲ ਬੈਠ ਪੈਣਾ ਹੀ ਪੈਂਦਾ ਹੁਣ ਬੰਦਾ ਕਰੇ ਕੀ ਇਦਾਂ ਕਹਿੰਦੇ ਹੋ ਤੁਸੀਂ ਯਾਰ ਬੇਲੀ ਤਾਂ ਇਦਾਂ ਦੇ ਨੇ ਮੈਂ ਕਰਾਂ ਕੀ ਉਹਨਾਂ ਨੂੰ ਬੇਨਤੀ ਕਰ ਰਿਹਾ ਯਾਰ ਬੇਲੀ ਕਿਹੜਿਆਂ ਦੀ ਗੱਲ ਕਰਦਾ ਹੈ ਜਿੱਦਣ ਜਾਣਾ ਹੈ ਨਾ ਦੁਨੀਆ ਚੋਂ ਇਹਨਾਂ ਚੋਂ ਬਹੁਤੇ ਇਹ ਨਹੀਂ ਪਤਾ ਫੋਨ ਕਰਕੇ ਹੀ ਸਾਰ ਦੇਣ ਭੈਣ ਜੀ ਆਉਣਾ ਤੇ ਹੈ ਸੀ ਪਰ ਟਾਈਮ ਨਹੀਂ ਲੱਗਿਆ ਛੁੱਟੀ ਨਹੀਂ ਮਿਲੀ ਸੰਸਕਾਰ ਤੇ ਤਾਂ ਮੈਂ ਪਹੁੰਚਣਾ ਸੀ ਇਹ ਇਦਾਂ ਦੇ ਨੇ ਜਿਹੜੇ ਜਿਨ੍ਹਾਂ ਨੂੰ ਤੂੰ ਯਾਰ ਸਮਝਦਾ ਮੇਰੇ ਯਾਰ ਨੇ ਨਾਲ ਗਲਾਸੀਆਂ ਖੜਕਾਨੇ ਆ ਜਿਨ੍ਹਾਂ ਦੇ ਕਿਹੜਾ ਤੁਰਦਾ ਹੈ ਬੜੇ ਗਲਾਸੀਆਂ ਖੜਕਾਣ ਵਾਲੇ ਤੁਹਾਡੇ ਨਾਲ ਬਹਿਣ ਵਾਲੇ ਉਹ ਮੜੀਆਂ 'ਚ ਪਏ ਨੇ ਕਿਹੜਾ ਮਰ ਗਿਆ ਨਾਲ ਉਹਨਾਂ ਦੇ ਤੇ ਸਾਡੇ ਨਾਲ ਕੌਣ ਮਰ ਜਾਏਗਾ ਪਹਿਲੇ ਜਿਹੜੇ ਗਲਾਸੀਆਂ ਖੜਕਾਉਂਦੇ ਹੁੰਦੇ ਸੀ ਪਿੰਡਾਂ 'ਚ ਲੈ ਕੇ ਕੰਡਾਸੇ ਫਿਰਦੇ ਸੀ ਕਿੰਨੇ ਕੁ ਤੁਰ ਗਏ ਉਹਨਾਂ ਨਾਲ ਢਿੱਡ ਦੇ ਜੰਮੇ ਨਹੀਂ ਜਾਂਦੇ ਆਪਣਾ ਹੋਰ ਕਿਹੜਾ ਜਾਏਗਾ ਜਿਹੜੇ ਜ਼ਮੀਨਾਂ ਸਾਹਮਣੇ ਨੇ ਉਹ ਨਹੀਂ ਤੁਰਦੇ ਨਾਲ ਜਿਨ੍ਹਾਂ ਨੇ ਜ਼ਮੀਨਾਂ ਲੈਣੀਆਂ ਨੇ ਜਿਨ੍ਹਾਂ ਨੇ ਘਰ ਲੈਣੇ ਨੇ ਉਹ ਨਹੀਂ ਤੁਰਦੇ ਕਿਹੜੇ ਤੋਰੇਗਾ ਕਿਹੜੀ ਤੇਰੀ ਸੁਸਾਇਟੀ ਕਰਕੇ ਧਰਮ ਛੱਡੀ ਫਿਰਦਾ ਦੀਨ ਗਵਾਇਆ ਦੁਨੀ ਸਿਓ ਦੀਨ ਛੱਡਿਆ ਦੁਨੀ ਲਈ ਧਰਮ ਛੱਡਿਆ ਦੁਨੀਆ ਵਾਸਤੇ ਦੁਨੀ ਨਾ ਚੱਲੀ ਸਾਥ ਇਹ ਨਹੀਂ ਤੁਰਦੇ ਨਾਲ ਪਾਏ ਕੁਹਾੜਾ ਮਾਰਿਆ ਮਾਰਿਆ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ ਕਾਫਲ ਆਪਣੇ ਹੱਥ ਆਪਣੇ ਹੱਥ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਮਲਿਆ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ ਜਿਨ੍ਹਾਂ ਲਈ ਧਰਮ ਛਿੱਕੇ ਤੇ ਟੰਗਤਾ ਕੋਈ ਨਹੀਂ ਤੁਰਿਆ ਨਾਲ ਸਭ ਰਹਿ ਗਏ ਅੱਜ ਕੱਲ ਤੇ ਮੈਮਰੀ ਐਡੀ ਛੋਟੀ ਹੋ ਗਈ ਹੈ ਪਹਿਲਾਂ ਤੇ ਲੋਕ ਫਿਰ ਵੀ ਯਾਦ ਕਰ ਲੈਂਦੇ ਸੀ 10 ਸਾਲ ਹੋ ਗਏ ਉਹ ਫਲਾਣਾ ਹੁੰਦਾ ਸੀ ਅੱਜ ਕੱਲ ਤੇ ਯਾਦ ਅੱਜ ਕੱਲ ਤੇ ਸੰਸਕਾਰ ਕਰਾਣ ਸਾਰੀ ਭੁੱਲ ਜਾਂਦੇ ਨੇ ਮੈਂਬਰੀਆਂ ਬਹੁਤ ਵੀਕ ਹੋ ਗਈਆਂ ਸਾਡੀ ਮੈਂਬਰੀ ਨਹੀਂ ਰਹੀ ਅੱਜ ਕੱਲ ਫੇਸਬੁੱਕਾਂ ਤੇ ਨੈਟ ਤੇ ਟੈਲੀਵਿਜ਼ਨ ਤੇ ਬੰਦਾ ਇੰਨਾ ਮਗਨ ਹੈ ਉਹਨੂੰ ਚੇਤੇ ਹੀ ਨਹੀਂ ਵੀ ਕੌਣ ਸੀ ਅੱਜ ਕੱਲ ਤੇ ਅਗਲੇ ਦਿਨ ਹੀ ਭੁੱਲ ਜਾਣਗੇ ਹੁਣ ਮਹੀਨਾ ਯਾਦ ਰੱਖ ਲੈਣਗੇ ਨਾ ਆਇਆ ਗਿਆ ਮੋਇਆ ਨਾਉ ਆਇਆ ਤੇ ਗਿਆ ਤੇ ਨਾਮ ਵੀ ਮਰ ਗਿਆ ਪਿੱਛੇ ਪਿੱਛੇ ਪੱਤਲ ਸੱਦਿਓ ਕਾਵ ਨਾਨਕ ਮਨਮੁਖ ਅੰਧ ਪਿਆਰ ਬਾਜ ਗੁਰੂ ਡੂਬਾ ਸੰਸਾਰ ਕਿਹੜਿਆਂ ਯਾਰਾਂ ਬੇਲੀਆਂ ਲਈ ਧਰਮ ਛਿੱਕੇ ਤੇ ਟੰਗੀ ਫਿਰਦਾ ਕਿਹੜਾ ਤੁਰੇਗਾ ਤੇਰੇ ਨਾਲ ਜਿੱਦਣ ਇਹ ਸੰਸਾਰ ਛੱਡਣਾ ਕੱਲਿਆਂ ਜਾਣਾ ਪੈਣਾ ਕਿਹੜੀਆਂ ਗੱਲਾਂ ਕਰਦਾ ਹੈ ਕਿਹੜੇ ਯਾਰ ਬੇਲੀ ਤੁਰਦੇ ਨੇ ਨਾਲ ਹੁਣ ਵੇਖਿਓ ਉਹਨਾਂ ਨੇ ਸ਼ੁਰੂ ਕਰ ਲਿਆ ਗੁਰਬਾਣੀ ਦਾ ਗਿਆਨ ਦੇਣਾ ਹੁਣ ਵੇਖਿਓ ਭਾਂਡਾ ਸਿੱਧਾ ਹੈ ਮੀਂਹ ਤੇ ਜਦੋਂ ਗੁਰਬਾਣੀ ਦੀ ਕਥਾ ਚੱਲੇ ਅੰਮ੍ਰਿਤ ਦਾ ਮੀਂਹ ਤੇ ਸਟਾਰਟ ਹੋ ਜਾਂਦਾ ਬੰਦਾ ਭਾਂਡਾ ਤੇ ਸਿੱਧਾ ਕਰੇ ਭਾਂਡਾ ਸਿੱਧਾ ਕਰਨ ਦਾ ਮਤਲਬ ਹੈ ਸੁਣੇ ਤੇ ਸਹੀ ਮੰਨੇ ਤੇ ਸਹੀ ਭਾਂਡਾ ਸਿੱਧਾ ਕਰੋ ਸੁਣੋ ਮੰਨੋ ਤੇ ਉਹਨੇ ਸੁਣਿਆ ਤੇ ਮੰਨ ਲਿਆ ਐਸਾ ਮੰਨਿਆ ਕਮਾਲ ਹੋ ਗਈ ਜਿਵੇਂ ਜਿਵੇਂ ਭਾਈ ਪ੍ਰਾਣਾ ਸੁਣਾਈ ਜਾਵੇ ਓਵੇਂ ਓਵੇਂ ਸੁਣੀ ਜਾਵੇ ਹੱਥ 'ਚ ਫੜਿਆ ਹੋਇਆ ਟਾਕੂਆ ਧਰਤੀ ਤੇ ਡਿੱਗ ਪਿਆ ਟਾਕੂਆ ਧਰਤੀ ਤੇ ਡਿੱਗ ਪਿਆ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਲੱਗਦੇ ਤੇ ਤੁਸੀਂ ਮੇਰੇ ਕੁਛ ਨਹੀਂ ਪਰ ਗੱਲਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ ਆਖੋ ਸਤਨਾਮ ਹਾਂਜੀ ਬੋਲ ਪਿਆਰੇ ਲੱਗਦੇ ਨੇ ਲੱਗਦੇ ਤੁਸੀਂ ਮੇਰੇ ਕੁਛ ਨਹੀਂ ਰਿਸ਼ਤਾ ਕੋਈ ਨਹੀਂ ਕਿਉਂ ਹੁੰਦਾ ਲੱਗਦੇ ਪਿਆਰੇ ਗੁਰੂ ਦੇ ਸਿੱਖ ਤਾਂ ਤੁਹਾਨੂੰ ਗੁਰੂ ਦੀ ਕਥਾ ਕਰਦੇ ਪਿਆਰੇ ਲੱਗਦੇ ਆ ਰਿਸ਼ਤਾ ਕੋਈ ਨਹੀਂ ਹੁੰਦਾ ਪੋਤਾ ਤਾਂ ਪਿਆਰਾ ਲੱਗਦਾ ਤੈਨੂੰ ਪੋਤੇ ਚੋਂ ਪੁੱਤ ਦਿਸਦਾ ਹੈ ਬੱਚੇ ਤੇ ਹੋਰ ਵੀ ਬਥੇਰੇ ਫਿਰਦੇ ਨੇ ਪੋਤੇ ਨਾਲ ਬੰਦਾ ਤਾਂ ਪਿਆਰ ਕਰਦਾ ਪੁੱਤ ਦਿਸਦਾ ਹੁੰਦਾ ਵਿੱਚੋਂ ਦੋਤਰੇ ਨਾਲ ਤਾਂ ਪਿਆਰ ਕਰਦਾ ਦੋਤੇ ਚੋਂ ਤੈਨੂੰ ਤੇਰੀ ਬੋਲੋ ਕੀ ਦਿਸਦਾ ਜੀ ਧੀ ਦਿਸਦੀ ਏ ਭਾਣਜੇ ਨੂੰ ਤਾਂ ਚੁੱਕੀ ਫਿਰਦਾ ਭੈਣ ਦਿਸਦੀ ਏ ਭਤੀਜੇ ਦਾ ਤਾਂ ਮੂੰਹ ਆਉਂਦਾ ਭਰਾ ਦਿਸਦਾ ਏ ਤੇ ਗੁਰੂ ਦੇ ਸਿੱਖ ਨਾਲ ਰਿਸ਼ਤਾ ਕੋਈ ਨਹੀਂ ਹੁੰਦਾ ਫਿਰ ਵੀ ਉਹਦਾ ਜੇ ਪਿਆਰ ਆਉਂਦਾ ਹੈ ਤੇ ਉਹਦੇ ਚੋਂ ਸਾਨੂੰ ਗੁਰੂ ਦਿਸਦਾ ਹੈ ਉਹ ਗੁਰੂ ਦਾ ਪਿਆਰ ਦਿਸਦਾ ਹੁੰਦਾ ਹੈ ਤਾਂ ਅਸੀਂ ਪ੍ਰੇਮ ਕਰਦੇ ਆ ਸ਼ਰੀਰਾਂ ਨਾਲ ਨਹੀਂ ਉਹ ਗਿਆਨ ਨਾਲ ਉਸ ਸੋਚ ਨਾਲ ਉਸ ਵਿਚਾਰਧਾਰਾ ਨਾਲ ਉਸ ਅਕਲ ਨਾਲ ਅਸੀਂ ਪਿਆਰ ਕਰਦੇ ਆ ਕਹਿੰਦਾ ਜੀ ਲੱਗਦੇ ਤੇ ਤੁਸੀਂ ਮੇਰੇ ਕੁਝ ਨਹੀਂ ਪਰ ਬੋਲਦੇ ਪਿਆਰੇ ਲੱਗਦੇ ਆ ਮੈਨੂੰ ਭਾਈ ਪ੍ਰਾਣਾ ਜੀ ਲਗਾਤਾਰ ਸਮਝਾਉਂਦੇ ਰਹੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿਆਨ ਲਟਾਵੇਂ ਮਨ ਮੇਰੇ ਭੂਲੇ ਕਪਟ ਨਾ ਕੀਜੈ ਮਨਾ ਕਪਟ ਨਾ ਕਰ ਅੰਤ ਨਵੇਰਾ ਤੇਰੇ ਜੀ ਪਹਿ ਲੀਜੈ ਇੱਕ ਦਿਨ ਹਿਸਾਬ ਕਿਤਾਬ ਤੇਰੇ ਨਾਲ ਹੋਣਾ ਹੈ ਅਗਲੀ ਪੰਕਤੀ ਪੜ੍ਹ ਦਿਓ ਛਿੰਨ ਛਿੰਨ ਤਨ ਛੀਜੈ ਛਿਨ ਛਿਨ ਤਨ ਚੀਜੇ ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਕੱਪੜਾ ਛਿਜਣਾ ਆਪਾਂ ਕਹਿੰਦੇ ਕੱਪੜਾ ਛਿਜ ਗਿਆ ਕਹਿੰਦੇ ਆ ਜਿਹੜਾ ਤਨ ਹੈ ਇਹ ਕਹਿੰਦੇ ਛਿਜਦਾ ਹੈ ਛਿਨ ਛਿਨ ਤਨ ਛਿਜੈ ਛਿਜਦਾ ਹੈ ਆਪਣੇ ਆਪ ਹੀ ਸਾਡੇ ਸਾਹਮਣੇ ਹੀ ਹੈ ਦੰਦ ਟੁੱਟ ਗਏ ਨਵੇਂ ਲਵਾ ਲਏ ਨਜ਼ਰ ਘਟ ਗਈ ਉੱਚਾ ਸੁਣਨ ਲੱਗ ਪਿਆ ਐ ਲੱਤਾਂ ਕੰਬਦੀਆਂ ਨੇ ਹੱਥ 'ਚ ਡੰਗੋਰੀ ਫੜ ਲਈ ਛਿਜ ਰਿਹਾ ਕਬੀਰ ਸਾਹਿਬ ਕਹਿੰਦੇ ਨੇ ਅੱਜ ਤੇ ਮਨ ਮਨਮਾਨੀਆਂ ਕਰਦਾ ਹੈ ਪਰ ਤੇਰਾ ਸਰੀਰ ਲਗਾਤਾਰ ਛਿਜ ਰਿਹਾ ਲਗਾਤਾਰ ਰੋਜ਼ ਘਟਦਾ ਹੈ ਜਿਹੜੀ ਅੱਜ ਵੜ ਕੇ 20 ਸਾਲ ਬਾਅਦ ਨਹੀਂ ਰਹਿਣੀ ਜਿਹੜਾ ਅੱਜ ਚੌੜਾ ਹੋ ਕੇ ਗਲੀਆਂ 'ਚ ਫਿਰਦਾ 20 ਸਾਲ ਬਾਅਦ ਡੰਗੋਰੀ ਐ ਕੰਬਦੀ ਫਿਰੂਗੀ ਹੱਥ ਤੇਰਾ ਐ ਹਿੱਲਣਾ ਐ ਫੜ ਕੇ ਤੋਰਨਗੇ ਤੇਰਾ ਤਨ ਛਿੱਜਦਾ ਛਿਨ ਛਿਨ ਤਨ ਛੀਜੈ ਜਰਾ ਜਰਾਵੇ ਦੱਸਦਾ ਬੜੇਪਾ ਆ ਰਿਆਂ ਜਰ ਕਹੀਏ ਬੜੇਪਾ ਜਰ ਬੜੇਪੇ ਨੂੰ ਕਹਿੰਦੇ ਨੇ ਜਰ ਆਈ ਜੋਬਨ ਹਾਰਿਆ ਜਰ ਲੱਗ ਗਈ ਜਦੋਂ ਲੋਹੇ ਨੂੰ ਜਰ ਲੱਗ ਜਾਂਦੀ ਹੈ ਛੱਤ ਨੂੰ ਸਿਮੈਂਟ ਜੁਦਾ ਹੋ ਜਾਂਦਾ ਸਰੀਆ ਜੁਦਾ ਹੋ ਜਾਂਦਾ ਹੈ ਜਦੋਂ ਸਰੀਰ ਨੂੰ ਜਰ ਲੱਗੂ ਨਾ ਹੱਡੀਆਂ ਜੁਦਾ ਹੋ ਜਾਣਗੀਆਂ ਮਾਸ ਜੁਦਾ ਹੋ ਜਾਏਗਾ ਬਜ਼ੁਰਗ ਦਾ ਨਾ ਐਦਾਂ ਮਾਸ ਫੜ ਕੇ ਵੇਖਿਓ ਹੁਣ ਆਪਾਂ ਐਦਾਂ ਮਾਸ ਫੜਦੇ ਆ ਨਾ ਹੱਡੀਆਂ ਨਾਲ ਮਾਸ ਜੁੜਿਆ ਹੋਇਆ ਹੈ ਜਿੱਦਣ ਜਰ ਲੱਗ ਗਈ ਹੱਡੀਆਂ ਮਾਸ ਛੱਡ ਦੇਣਗੀਆਂ ਐਦਾਂ ਫੜਿਓ ਬਜ਼ੁਰਗ ਦਾ ਮਾਸ ਆਡੀ ਹੋ ਜਾਂਦਾ ਹੈ ਹੱਡੀਆਂ ਨਾਲ ਜੁੜਿਆ ਨਹੀਂ ਰਹਿੰਦਾ ਜਿਵੇਂ ਜਿਵੇਂ ਬੁੱਢਾ ਹੋਈ ਜਾਊ ਜਰ ਲੱਗੀ ਜਾਣੀ ਹੈ ਹੱਡੀਆਂ ਜੁਦਾ ਮਾਸ ਜੁਦਾ ਛਿਨ ਛਿਨ ਤਨ ਛੀਜੈ ਜਰਾ ਜਣਾਵੇ ਕਹਿੰਦੇ ਬੜੇਪਾ ਆ ਜਾਣਾ ਮਾਨਾਈਆਂ ਕਰਨ ਵਾਲਿਆ ਅੱਜ ਕਹਿੰਦਾ ਮੇਰੀ ਸੁਸਾਇਟੀ ਇਦਾਂ ਦੀ ਹੈ ਮੇਰੇ ਦੋਸਤ ਇਦਾਂ ਦੇ ਨੇ ਮੇਰੇ ਮਿੱਤਰ ਇਦਾਂ ਦੇ ਨੇ ਯਾਦ ਰੱਖ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਕਹਿੰਦੇ ਬੁੱਢਾ ਹੋਇਆ ਕਈ ਵਾਰੀ ਤੇ ਬਾਹਰ ਹੀ ਰੱਖਦੇ ਨੇ ਕਈ ਤੇ ਇੱਥੇ ਖੰਗਦਾ ਹੈ ਇੱਥੇ ਨੀਂਦ ਖਰਾਬ ਕਰਦਾ ਸਾਡੀ ਉਹ ਬਾਹਰ ਹੀ ਲਾ ਦਿਓ ਸਭਾਤਾਂ ਜੀ ਬਾਹਰ ਹੀ ਕਈ ਤੇ ਤੂੜੀ ਵਾਲੇ ਲਾ ਦਿੰਦੇ ਨੇ ਮੰਜਾ ਤੇ ਗੁਰਬਾਣੀ ਕਹਿੰਦੀ ਹੈ ਜੀ ਗੁਰਬਾਣੀ ਕਹਿੰਦੀ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਗਤ ਕਬੀਰ ਸਾਹਿਬ ਜੀ ਦੇ ਰੂਪ 'ਚ ਬੋਲਦੇ ਨੇ ਪਰਮਾਤਮਾ ਦੀ ਆਵਾਜ਼ ਹੈ ਗੁਰਬਾਣੀ ਦੀ ਆਵਾਜ਼ ਰੱਬ ਦੀ ਆਵਾਜ਼ ਹੈ ਇਹ ਰੱਬ ਕਹਿੰਦਾ ਸਾਨੂੰ ਵੀ ਅੱਜ ਤੇ ਕਰਦਾ ਪਾਣੀ ਨਹੀਂ ਪਾਣਾ ਤੂੰ ਐਦਾਂ ਪਿਆਸਾ ਕਹੀਂ ਕੁੜੀਓ ਪਾਣੀ ਪਿਆ ਦੋ ਤੇ ਨੂੰ ਕਹਿੰਦੀ ਬਹਿ ਜਾ ਬੁੜਿਆ ਜੇ ਭਾਂਡੇ ਨਹੀਂ ਮਾਂਜੇ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਮੇਰੀ ਓਕ 'ਚ ਹੀ ਪਾ ਦਿਓ ਮੈਂ ਇਦਾਂ ਹੱਥ ਕਰਦਾ ਮੇਰੀ ਓਕ 'ਚ ਹੀ ਪਾਣੀ ਪਾ ਦਿਓ ਕਹਿੰਦੇ ਖੜ ਜਾ ਤੇਰੇ ਤੋਂ ਟਿਕਿਆ ਨਹੀਂ ਜਾਂਦਾ ਇਦਾਂ ਤੂੰ ਕਿਹੜੇ ਤਿੱਤਰ ਖਾਦੇ ਨੇ ਤੈਨੂੰ ਪਿਆਈਏ ਪਾਣੀ ਤੇ ਕਹਿੰਦੇ ਫੇਰ ਨਾ ਜੀ ਸੁਣਿਓ ਉਹ ਕਹਿੰਦੇ ਤੂੰ ਤੇ ਆਵਾਜ਼ਾਂ ਮਾਰੇਗਾ ਤੇਰੇ ਤੇ ਓਕ 'ਚ ਵੀ ਕਿਸੇ ਨੇ ਪਾਣੀ ਨਹੀਂ ਪਾਉਣਾ ਅੱਜ ਕਹਿੰਦਾ ਮੇਰੀ ਸੁਸਾਇਟੀ ਇਦਾਂ ਦੀ ਮੇਰੇ ਯਾਰ ਇਦਾਂ ਦੇ ਆ ਮੇਰੇ ਮਿੱਤਰ ਇਦਾਂ ਦੇ ਆ ਮੈਂ ਨਹੀਂ ਛੱਡ ਸਕਦਾ ਤੇ ਗੁਰਮਖੋ ਕੌਣ ਖੜੇ ਫਿਰ ਉੱਥੇ ਆ ਕੇ ਉਦੋਂ ਜੇ ਮਨ ਟਿਕਾਣੇ ਹੋਇਆ ਹੌਸਲਾ ਹੋਇਆ ਗੁਰੂ ਨਾਲ ਹੋਇਆ ਤਾਂ ਗੱਲ ਬਣਨੀ ਹੈ ਇਸੇ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਭਾਈ ਕੋਈ ਨਹੀਂ ਤੇਰਾ ਛੇਤੀ ਕਰ ਪੜੋ ਅੱਗੇ ਕਹਿ ਤਕਬੀਰ ਕੋਈ ਨਹੀਂ ਤੇਰਾ ਹਿਰਦੈ RAM ਕੀ ਨਾ ਜਪੈ ਸਵੇਰਾ ਸਵੇਰ ਕਰ ਛੇਤੀ ਕਰ ਹਿੰਮਤ ਕਰ ਢਿੱਲ ਨਾ ਕਰੀ ਸੰਭਾਲ ਲੈ ਛੇਤੀ ਸੰਭਾਲ ਸਮਾਂ ਸੰਭਾਲ ਇੱਕ ਵਾਰੀ ਲੰਘਿਆ ਵੇਲਾ ਫਿਰ ਮੁੜ ਕੇ ਹੱਥ ਨਹੀਂ ਆਉਣਾ ਉਹ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ चेतना है तो चेत लिस दिन मह प्राणी छिन छिन औत बेहात है फूटे घट ज्यो हर गुण काहे न गाव ही मूर्ख अज्ञाना झूठे लालच लग के नह मरन पछाना अजहू कछ बिगड़ो नहीं जो प्रभ गुण गावे कहो नानक ते भजन ते निरभय पद पावे वेला संभाल सुनियो ਭਾਈ ਪ੍ਰਾਣਾ ਜੀ ਸਮਝਾਉਂਦੇ ਗਏ ਗੁਰਬਾਣੀ ਸੁਣਾਉਂਦੇ ਗਏ ਸੁਣਦਾ ਰਿਹਾ ਸੁਣਦਾ ਰਿਹਾ ਸੁਣਦਾ ਰਿਹਾ ਟਾਕੂਆ ਹੱਥ ਚੋਂ ਥੱਲੇ ਸਿੱਟਤਾ ਹੱਥ ਜੋੜ ਕੇ ਖੜਾ ਹੋ ਗਿਆ ਕਹਿੰਦਾ ਬਾਬਾ ਜੀ ਕਹਿੰਦੇ ਹਾਂ ਮੈਨੂੰ ਤੇ ਚਰਨਾਂ ਨਾਲ ਹੀ ਜੋੜ ਲਓ ਤੇ ਉਹ ਬਾਬਾ ਜੀ ਨਕਲੀ ਬਾਬਾ ਜੀ ਨਹੀਂ ਸੀ ਉਹ ਭਾਈ ਸਾਹਿਬ ਨਕਲੀ ਨਹੀਂ ਸੀ ਉਹਨਾਂ ਨੇ ਆਖਿਆ ਮੇਰੇ ਚਰਨਾਂ ਨਾਲ ਜੁੜ ਕੇ ਕੀ ਕੱਢੇਗਾ ਤੂੰ ਮੇਰੇ ਤੋਂ ਕੀ ਲਏਗਾ ਮੈਂ ਤੈਨੂੰ ਬਦਲਿਆ ਮੇਰੇ ਵਿੱਚ ਜੇ ਅਸਰ ਹੁੰਦਾ ਨਾ ਤੇ ਤੂੰ ਮੇਰੇ ਕੋਲੋਂ ਐ ਲੰਘ ਨਾ ਜਾਂਦਾ ਮੇਰੇ ਸਰੀਰ 'ਚ ਮੇਰੇ 'ਚ ਕੋਈ ਅਸਰ ਨਹੀਂ ਭਲਾ ਅਸਰ ਤੇਰੇ ਤੇ ਕਦੋਂ ਪਿਆ ਕਹਿੰਦਾ ਜੀ ਕਦੋਂ ਤੂੰ ਦੱਸ ਕਿਵੇਂ ਪਿਆ ਹੈ ਕਹਿੰਦਾ ਕੁਰਬਾਨੀ ਪੜੀ ਹੈ ਕਹਿੰਦੇ ਫਿਰ ਅਸਰ ਤੇ ਗੁਰੂ ਦਾ ਮੇਰਾ ਕਾਹਦਾ ਆਖੋ ਸਤਨਾਮ ਵੀ ਜੇ ਮੇਰਾ ਹੀ ਅਸਰ ਪੈਣਾ ਹੁੰਦਾ ਪਹਿਲਾਂ ਹੀ ਪੈ ਜਾਂਦਾ ਮੈਂ ਤੇ ਤੇਰੇ ਕੋਲ ਬੈਠਾ ਹੀ ਸੀ ਤੂੰ ਮੈਨੂੰ ਵੇਖ ਕੇ ਰੁਕ ਫਿਰ ਤੇ ਤੂੰ ਖੜ ਜਾਣਾ ਸੀ ਤੂੰ ਤੇ ਗੱਲ ਪੈਂਦਾ ਸੀ ਮੇਰੇ ਤੇਰਾ ਮਨ ਬਦਲਿਆ ਕੁਰਬਾਨੀ ਸੁਣ ਕੇ ਗੁਰੂ ਜੀ ਦੇ ਬਚਨ ਸੁਣ ਕੇ ਬਦਲਿਆ ਤੂੰ ਕਹਿੰਦਾ ਅੱਛਾ ਜੀ ਫਿਰ ਕਹਿੰਦੇ ਗੁਰੂ ਨਾਲ ਜੁੜ ਜਿਹਦੇ ਚਰਨਾਂ ਨਾਲ ਮੈਂ ਜੁੜਿਆ ਹੋਇਆ ਬਾਬਾ ਜੀ ਕਿੱਥੇ ਐ ਗੁਰੂ ਕਹਿੰਦੇ ਆ ਜਾ ਚੱਲੀਏ ਹੁਣੇ ਹੀ ਕਹਿੰਦੇ ਹਾਂ ਚਲੋ ਫਿਰ ਢਿੱਲ ਕਾਦੀ ਹੈ ਸੁਣਿਓ ਬਈ ਢਿੱਲ ਕਾਦੀ ਹੈ ਲੱਕੜਾਂ ਦੀ ਪੰਡ ਚੁੱਕਣ ਲੱਗਿਆ ਲੱਖੂ ਕਹਿੰਦਾ ਮੇਰੇ ਸਿਰ ਤੇ ਧਰ ਦੋ ਤਕੜਾ ਬਥੇਰਾ ਮੇਰਾ ਸਰੀਰ ਤਕੜਾ ਮੈਂ ਚੁੱਕ ਲੂੰ ਬਾਬਾ ਜੀ ਤੁਸੀਂ ਅੱਗੇ ਅੱਗੇ ਭਾਈ ਸਾਹਿਬ ਚੱਲੋ ਮੈਂ ਮਗਰ ਨਾ ਕਹਿੰਦੇ ਮੰਗ ਕੇ ਲਈਏ ਸੇਵਾ ਤੈਨੂੰ ਅੱਜ ਹੀ ਮੈਂ ਪੰਡ ਚਕਾ ਦਿਆਂ ਮੰਗ ਕੇ ਹੁਣ ਆਪਾਂ ਤੇ ਇੱਥੇ ਰੋਟੀ ਖਾਵਾਂਗੇ ਐਂ ਵੇਖੀ ਜਾਾਂਗੇ ਵੀ ਕੋਈ ਆ ਜੇ ਨਾਲੇ ਪ੍ਰਸ਼ਾਦਾ ਛਕੀ ਜਾਾਂਗੇ ਨਾਲੇ ਸੋਚਾਂਗੇ ਕੋਈ ਆ ਜੇ ਸੱਚੇ ਪਾਤਸ਼ਾਹ ਦੇ ਕਿਸੇ ਨੂੰ ਠੰਡ ਬਹੁਤ ਹੈ ਕਿਉਂ ਮੇਰੇ ਵਾਲੇ ਭਾਂਡੇ ਵੀ ਲੈ ਕੇ ਮੈਨੂੰ ਆਪਣੇ ਵਾਲੇ ਮਾਂਜਣੇ ਨਾ ਪੈਣ ਕਿਤੇ ਬਾਟੀ ਮਾਂਜਣੀ ਪਊ ਹਣ ਆ ਗਲਾਸ ਮੈਨੂੰ ਆਪ ਮਾਂਜਣਾ ਪਊ ਅਸੀਂ ਤੇ ਇਦਾਂ ਦੇ ਆ ਆਪਣੇ ਭਾਂਡੇ ਨਹੀਂ ਬਾਜ ਹੁੰਦੇ ਸਾਥੋਂ ਅਸੀਂ ਕਿਸੇ ਦੀ ਕੀ ਸੇਵਾ ਕਰ ਲਾਂਗੇ ਚੁੱਕ ਕੇ ਲੱਕੜਾਂ ਦੀ ਪੰਡ ਭਾਈ ਪ੍ਰਾਣਾ ਜੀ ਅੱਗੇ ਅੱਗੇ ਭਾਈ ਲੱਖੂ ਮਗਰ ਮਗਰ ਸਤਿਗੁਰਾਂ ਕੋਲ ਪਹੁੰਚ ਗਏ ਮਹਾਰਾਜ ਕਹਿਣ ਲੱਗੇ ਸੱਚੇ ਪਾਤਸ਼ਾਹ ਉਹ ਕਹਿੰਦੇ ਭਾਈ ਪ੍ਰਾਣਿਆ ਕਿੰਨੂੰ ਲੈ ਆਇਆ ਕਹਿੰਦਾ ਮਹਾਰਾਜ ਆਪੇ ਪੁੱਛ ਲੋ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕੌਣ ਹੈ ਭਾਈ ਤੂੰ ਕਹਿੰਦੇ ਜੀ ਲੱਖੂ ਕਹਿੰਦੇ ਕੰਮ ਕੀ ਕਰਦਾ ਹੈ ਕਹਿੰਦਾ ਚੰਗਾ ਅੱਜ ਤੱਕ ਕੋਈ ਨਹੀਂ ਕੀਤਾ ਮਹਾਰਾਜ ਅੱਜ ਤੱਕ ਕੋਈ ਚੰਗਾ ਕੰਮ ਕੀ ਕਰਦਾ ਹੈ ਕਹਿੰਦਾ ਨਾ ਪੁੱਛੋ ਮੈਂ ਕੀ ਕਰਦਾ ਮੈਂ ਚੰਗਾ ਕੰਮ ਕੀਤਾ ਹੀ ਕੋਈ ਨਹੀਂ ਬਸ ਜੋ ਹੋਇਆ ਮਾੜਾ ਹੀ ਹੋਇਆ ਹੁਣ ਫਿਰ ਕਹਿੰਦੇ ਇਹਦੇ ਤੋਂ ਸੁਣੀ ਗੁਰਬਾਣੀ ਵਿੰਨਿਆ ਗਿਆ ਮਨ ਮੇਰਾ ਫਿਰ ਹੁਣ ਕਹਿੰਦਾ ਜੀ ਆਪਣਾ ਬਣਾ ਇਹ ਇੱਥੇ ਤੱਕ ਆਈਏ ਤੇ ਗੱਲ ਬਣੇ ਐਦਾਂ ਇੱਕ ਵਾਰੀ ਬੰਦਾ ਗੁਰੂ ਕੋਲ ਆ ਕੇ ਬੇਨਤੀ ਕਰੇ ਤੇ ਸਹੀ ਆਪਾਂ ਤੇ ਆਉਂਦੇ ਹੀ ਨਹੀਂ ਆਪਾਂ ਤੇ ਖੜੇ ਹੀ ਨਹੀਂ ਇੱਥੇ ਅਸੀਂ ਬਦਲਣਾ ਚਾਹੁੰਦੇ ਨਹੀਂ ਇੱਕ ਬੰਦਾ ਹੁੰਦਾ ਜਿਹਨੂੰ ਜਾਗ ਆਉਂਦੀ ਨਹੀਂ ਇੱਕ ਉਹ ਹੁੰਦਾ ਜਿਹਨੂੰ ਉੱਠਣਾ ਜਿਹੜਾ ਚਾਹੁੰਦਾ ਨਹੀਂ ਆਪਾਂ ਬਹੁਤੇ ਕਹਿੰਦੇ ਆ ਸਵੇਰੇ ਜਾਗਣਾ ਤੇ ਚਾਹੁੰਦੇ ਆ ਪਰ ਜਾਗ ਹੀ ਨਹੀਂ ਆਉਂਦੀ ਜਿੱਦਣ ਤੇਰੀ ਗੱਡੀ ਹੁੰਦੀ ਟ੍ਰੇਨ ਹੁੰਦੀ ਉਦੋਂ ਕਿਵੇਂ ਆ ਜਾਂਦੀ ਜਿੱਦਣ ਸਵੇਰੇ ਬੱਸ ਫੜਦੀ ਹੁੰਦੀ ਹੈ 5 ਵਜੇ ਉਦੋਂ ਕਿਵੇਂ ਉੱਠ ਪੈਂਦਾ ਜਾਗ ਆ ਜਾਂਦੀ ਹੈ ਅਸੀਂ ਉੱਠਣਾ ਨਹੀਂ ਚਾਹੁੰਦੇ ਸਤਿਗੁਰੂ ਬਦਲ ਦੇਣਗੇ ਪਰ ਅਸੀਂ ਬਦਲਣਾ ਨਹੀਂ ਚਾਹੁੰਦੇ ਅਸੀਂ ਭਾਂਡੇ ਮੂੰਹ ਤੇ ਮਾਰ ਕੇ ਕਹਿੰਦੇ ਆ ਭਾਂਡੇ ਮੂੰਹ ਤੇ ਮਾਰੇ ਹੋਏ ਆ ਭਰਦੇ ਨਹੀਂ ਜੀ ਕਿਰਪਾ ਨਹੀਂ ਹੁੰਦੀ ਭਾਂਡੇ ਤੇਰੇ ਮੁੱਦੇ ਆ ਜਿੰਨੇ ਬਦਲਣਾ ਉਹਦੇ ਲਈ ਤੇ ਥੋੜੀ ਜੀ ਗੱਲ ਬਹੁਤ ਹੁੰਦੀ ਹੈ ਚੇਂਜ ਹੋ ਜਾਂਦਾ ਮਹਾਰਾਜ ਮੇਰ ਕਰ ਦਿਓ ਸਤਿਗੁਰੂ ਕਹਿੰਦੇ ਫਿਰ ਸੰਭਾਲ ਕੇ ਰੱਖੀ ਕਰ ਸੰਤਾਂ ਦੀ ਸੇਵਾ ਭਾਂਡੇ ਮਾਜਿਆ ਕਰ ਸੇਵਾ ਕਰਿਆ ਕਰ ਕਹਿੰਦੇ ਨੇ ਗੁਰੂ ਘਰ ਦੀ ਚੱਕਰੀ ਸ਼ੁਰੂ ਕੀਤੀ ਇੰਨੀ ਸੇਵਾ ਕੀਤੀ ਇੱਕ ਇੱਕ ਪੰਕਤੀ ਜਪਜੀ ਸਾਹਿਬ ਦੀ ਸੁਣਦਾ ਸੁਣਦਾ ਸੁਣਦਾ ਜਪਜੀ ਸਾਹਿਬ ਕੰਠ ਕਰ ਲਿਆ ਗੁਰਬਾਣੀ ਨਾਲ ਜੁੜਿਆ ਗੁਰਬਾਣੀ ਨਾਲ ਜੁੜਿਆ ਤੇ ਰੱਬ ਨਾਲ ਤੇ ਤੁਹਾਨੂੰ ਮੈਂ ਦੱਸਿਆ ਹੀ ਹੈ ਪਹਿਲਾਂ ਵੀ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਪਰਮਾਤਮਾ ਨਾਲ ਉਹਦਾ ਪਿਆਰ ਪੈ ਜਾਂਦਾ ਰੱਬ ਨਾਲ ਪਿਆਰ ਪੈ ਗਿਆ ਬਸ 6 ਮਹੀਨੇ ਸਾਲ 2 ਸਾਲ 4 ਸਾਲ ਉਹ ਭਾਈ ਲੱਖੂ ਬਣ ਗਿਆ ਜਿਹਨੂੰ ਢਾੜਵੀ ਕਹਿੰਦੇ ਸੀ ਢਾੜਵੀ ਦਿਨ ਤੇ ਰਾਤ ਸੇਵਾ ਕਰਦਾ ਰਹਿੰਦਾ ਹੈ ਭੱਜਿਆ ਹੀ ਫਿਰਦਾ ਹੈ ਮਹਾਰਾਜ ਨੇ ਕੋਲ ਬੁਲਾਇਆ ਕਹਿੰਦੇ ਗੱਲ ਸੁਣ ਹਾਂ ਮਹਾਰਾਜ ਜੀ ਮਹਾਰਾਜ ਕਹਿੰਦੇ ਤੇਰੇ ਉੱਤੇ ਤੇ ਪੂਰੀ ਕਿਰਪਾ ਜਿਵੇਂ ਤੇਰੇ ਤੇ ਹੈ ਹੁਣ ਇਦਾਂ ਕਰ ਜਿਵੇਂ ਤੂੰ ਜੁੜਿਆ ਸੀ ਐਵੇਂ ਹੀ ਅੱਗੇ ਜੋ ਕਿਉਂਕਿ ਜੀਵਨ ਵਾਲੇ ਦਾ ਪ੍ਰਭਾਵ ਪੈਂਦਾ ਪ੍ਰਚਾਰ ਦਾ ਨਹੀਂ ਪੈਂਦਾ ਪ੍ਰਭਾਵ ਜੀਵਨ ਦਾ ਪੈਂਦਾ ਕਹਿੰਦੇ ਜਿਵੇਂ ਤੂੰ ਜੁੜਿਆ ਇਦਾਂ ਹੀ ਹੋਰਾਂ ਨੂੰ ਜੋੜ ਸਤ ਮਹਾਰਾਜ ਮਹਾਰਾਜ ਮੈਂ ਕਿੱਥੇ ਜਾ ਕੇ ਜੋੜਾਂ ਕਹਿੰਦੇ ਲਾਹੌਰ ਚਲਿਆ ਜਾ ਉੱਥੇ ਨਾ ਬਹੁਤ ਲੋਕ ਉਹਨਾਂ ਨੂੰ ਜੋੜ ਕਹਿੰਦਾ ਜਿਵੇਂ ਹੁਕਮ ਜੀ ਥਾਪੜਾ ਲੈ ਕੇ ਲਾਹੌਰ ਜਾਂਦਾ ਹੈ ਹੁਣ ਲਾਹੌਰ ਦੀਆਂ ਗਲੀਆਂ ਦੇ ਵਿੱਚ ਫਿਰਦਾ ਰਹਿੰਦਾ ਹੈ ਜੇ ਕਿਸੇ ਬੀਬੀ ਨੇ ਕਹਿਣਾ ਭਾਈ ਭਾਈ ਸਾਹਿਬ ਮੇਰੇ ਘਰੇ ਪ੍ਰਸ਼ਾਦਾ ਛਕ ਜੋ ਕਹਿੰਦੇ ਬੀਬੀ ਛਕਾਂਗੇ ਪਹਿਲਾਂ ਤੂੰ ਬਾਣੀ ਪੜਨੀ ਸ਼ੁਰੂ ਕਰ ਬਾਣੀ ਪੜ੍ਹੇਗੀ ਫਿਰ ਛਕ ਲਾਂਗੇ ਐਦਾਂ ਹੌਲੀ ਹੌਲੀ ਜੁਗਤੀ ਨਾਲ ਕੋਈ ਨਾ ਕੋਈ ਮੈਥਡ ਇਦਾਂ ਦਾ ਦੱਸਣਾ ਤਰੀਕਾ ਦੱਸਣਾ ਜੋੜਦਾ ਰਿਹਾ ਹੁਣ ਲਾਹੌਰ ਦੇ ਵਿੱਚ ਇੱਕ ਗੁਰੂ ਦਾ ਸਿੱਖ ਹੋਰ ਰਹਿੰਦਾ ਬੁੱਧੂ ਉਹਦਾ ਨਾਂ ਹੈ ਉਹ ਆ ਗਿਆ ਮਹਾਰਾਜ ਕੋਲ ਗੁਰੂ ਅਰਜਨ ਦੇਵ ਜੀ ਕੋਲ ਕਹਿੰਦਾ ਮਹਾਰਾਜ ਮੈਂ ਆਵਾ ਪਾਉਣਾ ਹੈ ਅੱਜ ਵੀ ਪੱਠੇ ਲਾਉਨੇ ਆਪਾਂ ਉਦੋਂ ਆਵੇ ਪਾਉਂਦੇ ਸੀ ਕਹਿੰਦੇ ਮਹਾਰਾਜ ਮੈਂ ਆਵਾ ਪਾਉਣਾ ਹੈ ਮੇਰੇ ਤੇ ਕਿਰਪਾ ਕਰੋ ਇੱਟਾਂ ਪੱਕੀਆਂ ਨਿਕਲਣ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਬੁੱਧੂ ਸੰਗਤ ਨੂੰ ਘਰ ਬੁਲਾਈ ਪ੍ਰਸ਼ਾਦਾ ਛਕਾਈ ਅਰਦਾਸ ਕਰਾਈ ਆਵਾ ਪੱਕਾ ਲਿਆ ਬੜਾ ਖੁਸ਼ ਘਰ ਆ ਗਿਆ ਆਵਾ ਪਾਇਆ ਜਿੱਦਣ ਖੋਲਣਾ ਹੈ ਉਦਣ ਲੰਗਰ ਲਾ ਦਿੱਤਾ ਸਾਰੀ ਸੰਗਤ ਨੂੰ ਬੁਲਾਇਆ ਰਿਸ਼ਤੇਦਾਰ ਸੱਦ ਲੈ ਜਿਵੇਂ ਆਪਾਂ ਵੀ ਇਦਾਂ ਹੀ ਕਰਦੇ ਆ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਸੱਦਾਂਗੇ ਜਿਹੜੇ ਸਾਨੂੰ ਸੱਦਣਗੇ ਇੱਕ ਵਾਰੀ ਆਪਾਂ ਲੰਗਰ ਲਾ ਦਿੰਨੇ ਆ ਮੁੜ ਕੇ ਸਾਰਾ ਸਾਲ ਧਰ ਕੇ ਮੋਢੇ ਤੇ ਪਰਨਾ ਆਪਾਂ ਤੁਰੇ ਰਹਿੰਦੇ ਆ ਕਦੇ ਉਹਦੇ ਕਦੇ ਉਹਦੇ ਜਿਨ੍ਹਾਂ ਦੇ ਜਿਹੜਾ ਜਿਹੜੇ ਸਾਡੇ ਖਾ ਗਏ ਹੁਣ ਆਪਾਂ ਵੀ ਖਾ ਕੇ ਆਉਨੇ ਆ ਨਿਉਂਦਾ ਪਾਉਣ ਵਾਂਗੂ ਹੀ ਐ ਨਿਉਂਦਰਾ ਪਾਣਾ ਨਿਉਂਦਾ ਪਾਉਣਾ ਵੀ ਜਿਵੇਂ ਜਿਹੜਾ ਜੇ ਸਾਡੇ ਦੋ ਜੀ ਖਾ ਕੇ ਗਏ ਨੇ ਹੁਣ ਆਪਾਂ ਵੀ ਦੋ ਜਣੇ ਖਾਣ ਜਾਵਾਂਗੇ ਅਗਲਾ ਸਾਨੂੰ ਬਰਾਤ ਲਗਿਆ ਸੀ ਉਹਨੂੰ ਲੈ ਕੇ ਜਾਵਾਂਗੇ ਵੀੜੀ ਐ ਸੇਵਾ ਪਤਾ ਕਿੰਨਾ ਦੀ ਕਰਨੀ ਹੁੰਦੀ ਹੈ ਜੀ ਸੇਵਾ ਕਰਨੀ ਸੀ ਉਹਨਾਂ ਦੀ ਜਿਹੜੇ ਗੇਟ 'ਚ ਬੈਠੇ ਹੁੰਦੇ ਨੇ ਸਰਦਾਰੋ ਚਾਹ ਪਾ ਦਿਓ ਥੋੜੀ ਜੀ ਉਹਨਾਂ ਨੂੰ ਆਪਾਂ ਰੋਟੀਆਂ ਉਦੋਂ ਦਿੰਨੇ ਆ ਜਦੋਂ ਰੋਟੀਆਂ ਪਾਪੜ ਬਣ ਜਾਣਗੀਆਂ ਸੁੱਕ ਕੇ ਸਬਜ਼ੀ 'ਚੋਂ ਮੁਸ਼ਕ ਆਉਣ ਲੱਗ ਗਈ ਬਦਬੂ ਆਉਣ ਲੱਗ ਗਈ ਖੱਟੀ ਹੋ ਗਈ ਸ਼ਾਮ ਤੱਕ ਖਾਣ ਜੋਗੀ ਬਚ ਗਿਆ ਜਿਹੜਾ ਉਹ ਆ ਲੈ ਜੋ ਜਿੱਥੇ ਇੰਨਿਆਂ ਦਾ ਬਣਿਆ ਉਹਨਾਂ ਨੂੰ ਵੀ ਖੁਸ਼ ਕਰੋ ਸੇਵਾ ਹੁੰਦੀ ਹੈ ਲੋੜਵੰਦ ਦੀ ਕਰਨੀ ਲੋੜਵੰਦ ਨੂੰ ਖਵਾਓ ਉਹਨੂੰ ਖਵਾਵਾਂਗੇ ਜਿਹੜਾ ਸਾਨੂੰ ਖਵਾਏਗਾ ਬਸ ਸਾਡਾ ਸਿਸਟਮ ਹੀ ਇਦਾਂ ਦਾ ਰਿਸ਼ਤੇਦਾਰ ਸਾਰੇ ਭਾਲੇ ਉਹਦੇ ਮੇਨ ਵੱਡੇ ਵੱਡੇ ਬੰਦੇ ਬਹਿ ਗਏ ਖਾਣ ਲੱਗੇ ਦਰਵਾਜ਼ਾ ਬੰਦ ਕਰਤਾ ਫਿਰਦਾ ਫਿਰਦਾ ਆ ਗਿਆ ਲੱਖੂ ਉਹੀ ਲੱਖੂ ਹੈ ਜੀ ਜਿਹੜਾ ਕਿਸੇ ਸਮੇਂ ਬੰਦਾ ਬਣਾਇਆ ਗੁਰੂ ਨੇ ਅਕਲ ਦਿੱਤੀ ਗੁਰੂ ਨੇ ਸੇਵਾ ਕਰਕੇ ਜਿਨੇ ਬਖਸ਼ਿਸ਼ ਲਈ ਉਹ ਆ ਗਿਆ ਫਿਰਦਾ ਫਿਰਦਾ ਉਹਨੇ ਬੂਹਾ ਖੜਕਾਤਾ ਬੂਆ ਖੋਲੋ ਜੀ ਮੈਨੂੰ ਪਤਾ ਲੱਗਾ ਇੱਥੇ ਗੁਰੂ ਨਾਨਕ ਦਾ ਲੰਗਰ ਚੱਲਦਾ ਗੁਰੂ ਨਾਨਕ ਦਾ ਲੰਗਰ ਹੈ ਤੇਰਾ ਨਹੀਂ ਬੁੱਧੂਆ ਤੇਰਾ ਨਹੀਂ ਗੁਰੂ ਨਾਨਕ ਦਾ ਹੈ ਜੇ ਤੁਸੀਂ ਘਰ ਸੱਦੋਗੇ ਨਾ ਕਈ ਵਾਰੀ ਪ੍ਰਸ਼ਾਦਾ ਛਕਾਓ ਗੁਰਮਤੀਆਂ ਸਿੰਘਾਂ ਨੂੰ ਤੁਹਾਡੇ ਘਰਾਂ ਚ ਆਉਣ ਅਰਦਾਸ ਪਤਾ ਕੀ ਕਰਨਗੇ ਇਦਾਂ ਹੀ ਅਰਦਾਸ ਕਰਦੇ ਆ ਨਾ ਹੁਣ ਅਸੀਂ ਸੱਚੇ ਪਾਤਸ਼ਾਹ ਅੰਨ ਪਾਣੀ ਗੁਰੂ ਦਾ ਟਹਿਲ ਤੇਰੇ ਸਿੱਖਾਂ ਸੇ ਇਹ ਨਹੀਂ ਕਹਿੰਦੇ ਵੀ ਅੰਨ ਪਾਣੀ ਸਿੱਖ ਦਾ ਨਾ ਅਰਦਾਸੀਏ ਨੇ ਇਹੀ ਕਹਿਣਾ ਹੁੰਦਾ ਹੈ ਮਹਾਰਾਜ ਛਕਦੇ ਤੇ ਰਹੀਆਂ ਛਕਾਉਣ ਵਾਲਾ ਇਹ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਕਿਤੇ ਆਕੜ ਕਰਕੇ ਬਹਿ ਜਾਵੇ ਮੈਂ ਖਵਾਈ ਰੋਟੀ ਮੇਰਾ ਪ੍ਰਸ਼ਾਦਾ ਹੈ ਇਹ ਮੇਰਾ ਹੈ ਨਹੀਂ ਸਕਦੇ ਮਾਲਕਾ ਤੇਰਾ ਹੀ ਆ ਟਹਿਲ ਕਰਨ ਵਾਲੇ ਸੇਵਾਦਾਰ ਸਿੱਖ ਸੇਵਕ ਨੇ ਇਹ ਤੇ ਟਹਿਲੀਏ ਨੇ ਟਹਿਲ ਕਰਦੇ ਉਹ ਕਹਿੰਦਾ ਮੈਂ ਗੁਰੂ ਨਾਨਕ ਦੇ ਲੰਗਰ ਕਰਕੇ ਆਇਆ ਗੁਰੂ ਨਾਨਕ ਦਾ ਲੰਗਰ ਚੱਲਦਾ ਹੈ ਉਹ ਕਹਿੰਦੇ ਬੂਆ ਖੋਲ ਕੇ ਉਹਨਾਂ ਨੇ ਵੇਖਿਆ ਵੀ ਅੰਦਰ ਬਾੜੀਏ ਤੇ ਕੱਪੜੇ ਹੀ ਬਹੁਤ ਪਾਟੇ ਜੇ ਪਾਈ ਫਿਰਦਾ ਬੁਰਾ ਇਹਦਾ ਹਾਲ ਮੇਰੇ ਰਿਸ਼ਤੇਦਾਰ ਕੀ ਕਹਿਣਗੇ ਵੀ ਇਹਨੂੰ ਵਿੱਚ ਕਿੱਥੇ ਪਾ ਲਿਆ ਅੰਦਰ ਵਾੜ ਲਿਆ ਉਹ ਕਹਿੰਦਾ ਐ ਕਰ ਭਾਈ ਤੂੰ ਠਹਿਰ ਜਾ ਪ੍ਰਸ਼ਾਦਾ ਸਾਰੇ ਛਕ ਲੈਣ ਤੈਨੂੰ ਬਾਅਦ ਚ ਛਕਾਉਂਦੇ ਆ ਪੰਗਤ ਲੱਗ ਗਈ ਭਰ ਗਿਆ ਥਾਂ ਬਸ ਕਹਿੰਦਾ ਥਾਂ ਤੇ ਬਥੇਰਾ ਪਿਆ ਅੰਦਰ ਵਾੜ ਲੋ ਉਹ ਕਹਿੰਦਾ ਠਹਿਰ ਜਾ ਇੱਥੇ ਬਹਿ ਜਾ ਤੂੰ ਬਾਹਰ ਪਹਿਲਾਂ ਉਹ ਛਕ ਲੈਣ ਫੇਰ ਛਕਾਵਾਂਗੇ ਇਹ ਕਹਿੰਦਾ ਮੈਨੂੰ ਵੀ ਛਕਾ ਦਿਓ ਕਹਿੰਦਾ ਅਗਲੀ ਵਾਰ ਠਹਿਰ ਜਾ ਉਹ ਬੰਦ ਕਰ ਲਿਆ ਕਿ ਉਹ ਫੇਰ ਬੂਹਾ ਖੜਕਾਈ ਜਾਵੇ ਬੂਹਾ ਫੇਰ ਖੋਲਿਆ ਭਾਈ ਬੁੱਧੂ ਕਹਿੰਦਾ ਦੱਸ ਹੱਥ ਤੇ ਹੀ ਰੱਖ ਲੋ ਮੇਰੇ ਹੱਥਾਂ ਤੇ ਹੀ ਰੱਖ ਦੋ ਬਾਹਰ ਹੀ ਇੱਥੇ ਹੀ ਛਕ ਲੈਨੇ ਆ ਤੁਸੀਂ ਅੰਦਰ ਛਕ ਲਓ ਮੈਂ ਬਾਹਰ ਛਕ ਲੈਂਦਾ ਬਹਿ ਕੇ ਕਹਿੰਦਾ ਕਿਉਂ ਪੈਰਾਂ ਚੱਗ ਮਚਾਈ ਐ ਸਾਰਾ ਦਿਨ ਇੱਥੇ ਵਿਹਲਾ ਫਿਰਦਾ ਰਹਿਣਾ ਗਲੀਆਂ ਦੇ ਵਿੱਚ ਤੈਨੂੰ ਕਿਹੜਾ ਕੰਮ ਹੈ ਕੋਈ ਤੈਨੂੰ ਕਿਹੜਾ ਕੰਮ ਹੈ ਬਾਹਰ ਹੀ ਬੈ ਇੱਥੇ ਲੋ ਅੰਦਰ ਪ੍ਰਸ਼ਾਦਾ ਵਰਤਿਆ ਉਹ ਬਾਹਰ ਹੀ ਬੈਠਾ ਰਹਿ ਗਿਆ ਅਰਦਾਸ ਹੁੰਦੀ ਹੈ ਗੁਰੂ ਦਾ ਲੰਗਰ ਚੱਲਦਾ ਜੀ ਭਾਈ ਬੁੱਧੂ ਦਾ ਆਵਾ ਪੱਕਾ ਕੱਲੇ ਹੀ ਬਾਹਰ ਬੈਠਾ ਕਰੀਦਾ ਲੈ ਐਵੇਂ ਹੀ ਪੱਕਾ ਬੁੱਧੂ ਦਾ ਆਵਾ ਕੱਚਾ ਮੈਂ ਭੁੱਖਾ ਬੈਠਾ ਗੁਰੂ ਦਾ ਸਿੱਖ ਇਹ ਲੰਗਰ ਹੈ ਨਹੀਂ ਤਾਂ ਕਹਿ ਰਿਹਾ ਲੰਗਰ ਨਹੀਂ ਏ ਕੱਚਾ ਆਵਾ ਇਹ ਸਹੀ ਨਹੀਂ ਲੱਗਿਆ ਲੰਗਰ ਆਵਾ ਕੱਚਾ ਬੁੱਧੂ ਦਾ ਆਵਾ ਕੱਚਾ ਸਾਰੇ ਕਹਿਣ ਪੱਕਾ ਇਹ ਕੱਲੇ ਹੀ ਗਈ ਜਾਏ ਐ ਕਿਵੇਂ ਪੱਕਾ ਹਾ ਮਾਰ ਜੂ ਫਕਰਾਂ ਦੀ ਹਾ ਮਾਰ ਜੂ ਕੱਚਾ ਰਹੂਗਾ ਬੁੱਧੂ ਓਏ ਤੇਰਾ ਆਵਾ ਕਰਾਂ ਦੀ ਹਾਰ ਮਹਾਰਾਜ ਨੇ ਕਿਹਾ ਪੱਕਾ ਨਿਕਲੂ ਤੇਰੇ ਕਹਿਣ ਤੇ ਨਿਕਲੂ ਕੱਚਾ ਭੱਜ ਜਾ ਸੁਣਿਓ ਬਾਹਰ ਕੱਢਤਾ ਜਦੋਂ ਇੱਟਾਂ ਖੋਲੀਆਂ ਪੰਜ ਸੱਤ ਪੱਕੀਆਂ ਬਾਕੀ ਸਾਰੀਆਂ ਹੀ ਬਿੱਲੀਆਂ ਸਾਰਾ ਹੀ ਕੱਚਾ ਗਿਆ ਮਹਾਰਾਜ ਕੋਲ ਘੁੱਬਾ ਮਾਰੇ ਕਹਿੰਦਾ ਮਹਾਰਾਜ ਤੁਹਾਡਾ ਬਚਨ ਵੀ ਪੂਰਾ ਨਹੀਂ ਹੋਇਆ ਪਰ ਕਹਿੰਦੇ ਹੋਇਆ ਕੀ ਕਹਿੰਦੇ ਤੁਸੀਂ ਕਿਹਾ ਸੀ ਆਵਾ ਆਵਾ ਪੱਕਾ ਨਿਕਲੂ ਸਾਰਾ ਹੀ ਕੱਚਾ ਹੈ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਪ੍ਰਸ਼ਾਦਾ ਛਕਾਇਆ ਸੀ ਛਕਾ ਲੰਗਰ ਲਾਇਆ ਸੀ ਲਾਇਆ ਸੀ ਸਾਰੇ ਆਏ ਸੀ ਆਏ ਸੀ ਛਕਿਆ ਸਭ ਨੇ ਛਕਿਆ ਜੀ ਕੋਈ ਗੁੱਸੇ ਤੇ ਨਹੀਂ ਗਿਆ ਕੋਈ ਰੁੱਸਿਆ ਤੇ ਨਹੀਂ ਕੋਈ ਭੁੱਖਾ ਤੇ ਨਹੀਂ ਗਿਆ ਕਹਿੰਦੇ ਕੋਈ ਨਹੀਂ ਗਿਆ ਮਹਾਰਾਜ ਕਹਿੰਦੇ ਚੰਗੀ ਤਰ੍ਹਾਂ ਚੇਤਾ ਕਰ ਲੈ ਓਏ ਤੂੰ ਸਹੀ ਲਾਇਆ ਸੀ ਲਾਇਆ ਸੀ ਮਹਾਰਾਜ ਕੋਈ ਭੁੱਖਾ ਤੇ ਨਹੀਂ ਗਿਆ ਚੇਤਾ ਕਰਦਾ ਕਹਿੰਦੇ ਸਾਰੇ ਹਾਂ ਉਹ ਇੱਕ ਸੀ ਜੀ ਉਹ ਲੱਖੂ ਉਹਦੀ ਤਾਂ ਗੱਲ ਹੀ ਛੱਡੋ ਉਹਦੀ ਛੱਡੋ ਬਾਕੀ ਸਭ ਠੀਕ ਸੀ ਮਾਰੇ ਕਹਿੰਦੇ ਗੱਲ ਕਿਉਂ ਛੱਡੋ ਗੱਲ ਹੈ ਹੀ ਉਸੇ ਤੂੰ ਉਹਨੂੰ ਸਮਝਦਾ ਕੀ ਹੈ ਉਹ ਗੁਰੂ ਦਾ ਸਿੱਖ ਹੈ ਹਰ ਵੇਲੇ ਬਾਣੀ ਪੜਦਾ ਹੈ ਮਰਿਆਦਾ 'ਚ ਚੱਲਦਾ ਹੈ ਰੰਗੀ ਰੂਹ ਹੈ ਭਜਨ ਕਰਨ ਵਾਲਾ ਹੈ ਤੂੰ ਮਰਿਆਦਾ ਪੂਰੀ ਕਰ ਦਿੰਦਾ ਲੰਗਰ ਦੀ ਕਦੇ ਵੀ ਨਹੀਂ ਸੀ ਇਦਾਂ ਹੋਣਾ ਉਹ ਕਹਿੰਦਾ ਕਹਿੰਦੇ ਆਵਾ ਕੱਚਾ ਕਹਿੰਦੇ ਰਹਿ ਗਿਆ ਕੱਚਾ ਫਿਰ ਮਹਾਰਾਜ ਮੈਂ ਗਰੀਬ ਦੇ ਰਗੜਿਆ ਗਿਆ ਉਹ ਕਹਿ ਗਿਆ ਕੱਚਾ ਤੁਸੀਂ ਕਿਹਾ ਸੀ ਪੱਕਾ ਰਹੂ ਕਹਿੰਦੇ ਫਿਰ ਉਹ ਸਿੱਖ ਨੇ ਬਚਨ ਕੀਤਾ ਕਿਵੇਂ ਟਲ ਸਕਦਾ ਹੈ ਮੈਂ ਕਹਿੰਦਾ ਕੱਚੀਆਂ ਸਿੱਖ ਪੱਕੀਆਂ ਕਰ ਸਕਦਾ ਹੈ ਜੇ ਉਹਨੇ ਕੱਚੀਆਂ ਰੱਖੀਆਂ ਨੇ ਤੇ ਹੁਣ ਕੱਚੀਆਂ ਹੀ ਰਹਿਣਗੀਆਂ ਮੈਂ ਵੀ ਨਹੀਂ ਪੱਕੀਆਂ ਕਰ ਸਕਦਾ ਮਹਾਰਾਜ ਫਿਰ ਬਣੇਗਾ ਕੀ ਮਹਾਰਾਜ ਕਹਿੰਦੇ ਰਹਿਣਗੀਆਂ ਕੱਚੀਆਂ ਚੱਲ ਇਹ ਕਹਿ ਦਿੰਦੇ ਆ ਪੱਕੀਆਂ ਦੇ ਭਾਅ ਵਿਕ ਜਾਣਗੀਆਂ ਰਹਿਣਗੀਆਂ ਕੱਚੀਆਂ ਤੇ ਰਹੀਆਂ ਵੀ ਕੱਚੀਆਂ ਸ਼ਾਹੀ ਮਹਿਲ ਦੀ ਕੰਧ ਡਿੱਗ ਪਈ ਕੱਚੀਆਂ ਇੱਟਾਂ ਦੀ ਲੋੜ ਸੀ ਪਰ ਭਰਨੀ ਸੀ ਉਹ ਕੱਚੀਆਂ ਹੀ ਵਿਕ ਗਈਆਂ ਉਹਦੀਆਂ ਪੱਕੀਆਂ ਦੇ ਭਾਅ ਪਰ ਰਹੀਆਂ ਕੱਚੀਆਂ ਉਹ ਕੌਣ ਹੈ ਲੱਖੂ ਜਿਹੜਾ ਕਿਸੇ ਵੇਲੇ ਧਾੜ ਵੀ ਹੈ ਪਰ ਇੱਕਦਮ ਬਦਲ ਗਿਆ ਜ਼ਿੰਦਗੀ ਬਦਲਦੀ ਹੈ ਜਦੋਂ ਖੜੀਏ ਇੱਥੇ ਆ ਕੇ ਜੇ ਸੁਣਨਾ ਹੀ ਨਹੀਂ ਸਮਝਣਾ ਹੀ ਨਹੀਂ ਮੰਨਣਾ ਹੀ ਨਹੀਂ ਫਿਰ ਗੁਰੂ ਦਾ ਕਸੂਰ ਕੀ ਹੈ ਕਸੂਰ ਫਿਰ ਸਾਡਾ ਹੈ ਭਾਈ ਜਿਹਨੇ ਗੁਰਬਾਣੀ ਨੂੰ ਸੁਣ ਲਿਆ ਮਨ ਨੇ ਸੁਣਿਆ ਸਾਡੇ ਬੈੱਡ ਨੇ ਨਹੀਂ ਸੁਣਨਾ ਸਾਡੇ ਘਰ ਲੱਗੇ ਸੋਫੇ ਨੇ ਨਹੀਂ ਸੁਣਨਾ ਭਾਈ ਸਾਡੇ ਘਰ ਲੱਗੇ ਟੇਬਲ ਕੁਰਸੀਆਂ ਨੇ ਨਹੀਂ ਸੁਣਨਾ ਗੁਰਬਾਣੀ ਨੂੰ ਅਸੀਂ ਸੁਣਨਾ ਹੈ ਸਾਡੇ ਮਨ ਨੇ ਸੁਣਨਾ ਹੈ ਫਿਰ ਜਦੋਂ ਮੇਰਾ ਮਨ ਸੁਣੇਗਾ ਫਿਰ ਮੇਰਾ ਮਨ ਬਦਲੇਗਾ ਜੇ ਮੇਰਾ ਮਨ ਬਦਲੇਗਾ ਤਾਂ ਹੀ ਮੇਰਾ ਮਨ ਸ਼ਾਂਤ ਰਹੇਗਾ ਇਸ ਕਰਕੇ ਮਨ ਬਦਲੋ ਗੁਰੂ ਸਾਹਿਬ ਨੂੰ ਸੁਣੋ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾ ਸੁਣੋ ਮੰਨੋ ਲਾਭ ਤਾਂ ਹੈ ਜੇ ਸੁਣ ਕੇ ਕਮਾਇਆ ਨਾ ਫਿਰ ਲਾਭ ਨਹੀਂ ਹੋਣਾ ਤੇ ਜੇ ਲੱਖੂ ਸੁਣਦਾ ਹੀ ਨਾ ਭਾਈ ਪੁਰਾਣੇ ਨੂੰ ਫਿਰ ਅਸਰ ਨਹੀਂ ਹੋ ਸਕਦਾ ਫਿਰ ਸੱਚਾ ਗੁਰੂ ਕੁਝ ਨਹੀਂ ਕਰ ਸਕਦਾ ਜੇ ਬੰਦੇ ਨੇ ਸੁਣਨਾ ਹੀ ਨਹੀਂ ਦੁਬਾਰਾ ਫਿਰ ਵੀ ਪੜਦੇ ਹੋ ਕਬੀਰ ਸਾਚਾ ਸਤਗੁਰ ਕਿਆ ਕਰ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਦੇ ਓਕ ਨਾ ਲੱਗਈ ਜੋ ਬਾਸ ਬਜਾਈਏ ਫੂਕ ਜੇ ਸਾਡੇ ਵਿੱਚ ਕਮੀ ਹੈ ਗੁਰੂ ਸੱਚਾ ਵੀ ਹੈ ਤੇ ਕੀ ਕਰੇ ਜੇ ਅਸੀਂ ਸੁਣਨਾ ਹੀ ਨਹੀਂ ਅਸੀਂ ਸਮਝਣਾ ਹੈ ਤਾਂ ਕਰਕੇ ਬੇਨਤੀ ਹੈ ਭਾਈ ਸੁਣੀ ਸੁਣਨਾ ਵੀ ਹੈ ਤੇ ਮੰਨਣਾ ਵੀ ਜਿਹੜੇ ਮੇਰੇ ਵੀਰ ਗੁਰਬਾਣੀ ਨਹੀਂ ਪੜ੍ਹਦੇ ਸ਼ੁਰੂ ਕਰੋ ਘਰ ਘਰ ਸਹਿਜ ਪਾਠ ਰੱਖੋ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ ਅੰਮ੍ਰਿਤ ਛਕੋ ਖੰਡੇ ਦੀ ਪੌਲ ਪ੍ਰਾਪਤ ਕਰੋ ਨਾਮ ਲਿਖਾਓ ਆਪਣੇ ਜਿਹੜੇ ਘਰਿਆਂ ਘਰਾਂ ਵਿੱਚ ਨਸ਼ੇ ਨੇ ਜੀਵਨ ਵਿਗੜ ਕੇ ਪਸ਼ੂਆਂ ਵਰਗਾ ਬਣਿਆ ਫਿਰਦਾ ਹੈ ਵਿਗੜ ਕੇ ਭੂਤ ਪ੍ਰੇਤ ਜਿਉਂਦੇ ਬਣੇ ਫਿਰਦੇ ਆ ਜਿਉਂਦੇ ਭੂਤ ਜਿਉਂਦੇ ਪ੍ਰੇਤ ਜਿਉਂਦੇ ਜਿੰਨ ਬਣੇ ਫਿਰਦੇ ਆ ਸਤਿਗੁਰਾਂ ਤੋਂ ਗਿਆਨ ਲੈ ਕੇ ਦੇਵਤੇ ਬਣੋ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਜਾਂ ਸਾਨੂੰ ਦੇਵਤੇ ਬਣਾ ਦੇਣ ਸੱਚੇ ਪਾਤਸ਼ਾਹ ਮਨੁੱਖਾਂ ਨੂੰ ਦੇਵਤੇ ਬਣਾਉਂਦਾ ਗੁਰੂ ਮਰ ਕੇ ਦੇਵਤੇ ਨਹੀਂ ਬਣਦੇ ਮਾਨਸ ਤੇ ਦੇਵਤੇ ਕੀਏ ਆ ਮਨੁੱਖਾ ਦੇਹੀ ਵਿੱਚ ਦੇਵਤਾ ਮਨੁੱਖਾ ਦੇਹੀ 'ਚ ਦੇਵਤਾ ਐਸੇ ਸਰੀਰ 'ਚ ਦੇਵਤਾ ਬਣ ਜਾਾਂਗੇ ਆਪਾਂ ਜੇ ਜੁੜ ਜੀਏ ਸੋ ਬੇਨਤੀ ਕਰਾਂਗਾ ਵੀ ਜਿਹੜੇ ਅਜੇ ਤੱਕ ਨਹੀਂ ਜੁੜੇ ਜੁੜੋ ਕੱਲ ਔਰ ਪਰਸੋਂ ਦੋ ਦੀਵਾਨ ਹਨ ਇਸ ਸਟੇਜ ਦੇ ਸਾਰਿਆਂ ਨੇ ਵੱਧ ਚੜ ਕੇ ਪਹੁੰਚ ਕੇ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰਨੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਨਾਮ ਲਿਖਾਓ ਭੈਣਾਂ ਨੂੰ ਵੀ ਬੇਨਤੀ ਕਰਾਂਗਾ ਬਜ਼ੁਰਗਾਂ ਨੂੰ ਬੇਨਤੀ ਕਰਾਂਗਾ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਬੱਚਿਆਂ ਨੂੰ ਬੇਨਤੀ ਕਰਾਂਗਾ ਕੱਲ ਅਮਰ ਛਕਣ ਵਾਸਤੇ ਨਾਮ ਲਿਖਾਓ ਪਰਸੋਂ ਅਮਰ ਸੰਚਾਰ ਹੋਣਾ ਹੈ ਛੱਡੋ ਬਥੇਰਾ ਭਟਕ ਕੇ ਵੇਖ ਲਿਆ ਆਓ ਗੁਰੂ ਦੇ ਬਣੀਏ ਸਤਿਗੁਰੂ ਦੇ ਘਰ 'ਚ ਦਾਖਲਾ ਲਈਏ ਕਲਗੀਧਰ ਦੇ ਪਰਿਵਾਰ ਦੇ ਮੈਂਬਰ ਬਣੀਏ ਆਓ ਨਾਮ ਲਿਖਾਓ ਬਹੁਤ ਬੇਨਤੀਆਂ ਕਰਾਂਗੇ ਕੱਲ ਤੇ ਪਰਸੋਂ ਦੇ ਦੀਵਾਨ ਵਿੱਚ ਹਾਜ਼ਰੀ ਭਰਨੀ ਇੱਕ ਬੇਨਤੀ ਹੋਰ ਸੰਗਤ ਕਾਫੀ ਲੇਟ ਆਈ ਹੈ ਕੋਸ਼ਿਸ਼ ਕਰਿਓ ਮੈਂ ਅੱਜ 2 ਵਜੇ ਆਇਆ ਸੀ ਕੱਲ ਮੈਂ ਇਦੋਂ ਵੀ 15 20 ਮਿੰਟ ਅੱਧਾ ਘੰਟਾ ਪਹਿਲਾਂ ਆਵਾਂਗਾ ਸੰਗਤ ਨੂੰ ਬੇਨਤੀ ਵੇਲੇ ਨਾਲ ਆਇਓ ਜਲਦੀ ਤਾਂ ਜੋ ਆਪਾਂ 2.5 ਘੰਟੇ ਘੱਟ ਤੋਂ ਘੱਟ ਲਾਈਏ 2.5 ਘੰਟੇ 2 ਘੰਟੇ ਤੇ ਅੱਜ ਵੀ ਲੱਗ ਗਏ ਵੇਖੋ 2 ਤੋਂ ਉੱਪਰ ਹੋ ਗਿਆ ਸਮਾਂ ਕੱਲ ਨੂੰ ਫੇਰ ਇੰਨੀ ਦੂਰੋਂ ਆਉਣਾ ਵੀ ਹੈ ਤਿਆਰੀ ਵੀ ਕੀਤੀ ਹੈ ਪ੍ਰਬੰਧ ਵੀ ਕੀਤਾ ਤੇ 2 2.5 ਤੇ 2.5 ਘੰਟੇ ਰਾਤ ਦੇ ਦੀਵਾਨ ਦਾ ਇਹ ਸੁਖ ਹੁੰਦਾ ਭਾਵੇਂ 4 ਘੰਟੇ ਲਾ ਦਿਓ ਰਾਤ ਨੂੰ ਚਿੰਤਾ ਨਹੀਂ ਹੁੰਦੀ ਹੁਣ ਦਿਨ ਦੇ ਦੀਵਾਨ ਵਿੱਚ ਇਹ ਹੁੰਦਾ ਵੀ ਕਈਆਂ ਨੇ ਪੱਠੇ ਦਿੱਥੇ ਦਾ ਕਰਨਾ ਬੀਬੀਆਂ ਨੇ ਰੋਟੀਆਂ ਪਕਾਉਣੀਆਂ ਘਰ ਜਾ ਕੇ ਘਰ ਵਾਲੇ ਨੂੰ ਕਈ ਪਤਾ ਵੀ ਨਹੀਂ ਵੀ ਦੀਵਾਨਾਂ ਤੇ ਗਈ ਉਹ ਜਾਂਦੇ ਹੀ ਡਾਂਗ ਚੁੱਕ ਲੈ ਤੈਨੂੰ ਸੁਣਾਵਾ ਦੀਵਾਨ ਤੂੰ ਫਿਰਦੀ ਆ ਬਾਬਿਆਂ ਦੇ ਤੈਨੂੰ ਸੁਣਾਉਣਾ ਮੈਂ ਹੁੰਦੇ ਨੇ ਬੰਦੇ ਇਦਾਂ ਦੇ ਵੀ ਹੁੰਦੇ ਨੇ ਪਿੰਡਾਂ 'ਚ ਭੈਣਾਂ ਨੂੰ ਵਿਚਾਰੀਆਂ ਨੂੰ ਅੱਡ ਚਿੰਤਾ ਹੁੰਦੀ ਹੈ ਵੀ ਘਰ ਪਹੁੰਚਣਾ ਹੈ ਤੇ ਵਿੱਚ ਬੰਦੇ ਵੀ ਕਈ ਇਦਾਂ ਸੋਚਦੇ ਆ ਵੀ ਯਾਰ ਆ ਪੱਠੇ ਦਿੱਤੇ ਕਰਨੇ ਨੇ ਬਾਬੇ ਵਿਹਲੇ ਨੇ ਹੁਣ ਹਟਦੇ ਨਹੀਂ ਮੱਝਾਂ ਭੁੱਖੀਆਂ ਖੜੀਆਂ ਨੇ ਹੁੰਦਾ ਹੈ ਭਾਈ ਮੈਨੂੰ ਪਤਾ ਹੈ ਅਸੀਂ ਵੀ ਮੈਂ ਵੀ ਇਹ ਕੰਮ ਕੀਤਾ ਹੈ ਮੈਨੂੰ ਪਤਾ ਹੈ ਦੀਵਾਨਾਂ ਤੇ ਜਾਂਦੇ ਰਹੇ ਆ ਸੁਣਦੇ ਰਹੇ ਆ ਸੋ ਇਹ ਸਮਝ ਹੈ ਇਸ ਗੱਲ ਦੀ ਵੀ ਸਾਡੀ ਕੰਮਾਂ ਕਾਰਾਂ ਨੇ ਰਾਤ ਦੇ ਦੀਵਾਨ ਵਿੱਚ ਬੇਫਿਕਰੀ ਹੁੰਦੀ ਹੈ 8 ਵਜੇ ਸ਼ੁਰੂ ਕਰੋ ਭਾਵੇਂ 12 ਵਜੇ ਜਾਣ ਰਾਤ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਦਿਨ ਦੇ ਦੀਵਾਨ 'ਚ ਇਹ ਮੁਸ਼ਕਲ ਹੈ ਸਮਾਪਤੀ ਤੇ ਆਪਾਂ 4 ਵਜੇ ਹੀ ਕਰੀਏ ਪਰ ਸ਼ੁਰੂ ਜਲਦੀ ਕਰ ਸਕਦੇ ਆ ਇਹਦੇ ਆਪਣੇ ਹੱਥ ਹੈ ਅੱਧਾ ਘੰਟਾ ਵੇਲੇ ਨਾਲ ਆ ਜਾਓ ਕੱਲ ਤੇ ਪਰਸੋਂ ਦੋਵੇਂ ਦਿਨ ਕੋਸ਼ਿਸ਼ ਕਰੀਏ 1:30 ਵਜੇ ਤੱਕ ਜ਼ਰੂਰ ਪਹੁੰਚ ਜਾਈਏ ਕੋਸ਼ਿਸ਼ ਕਰੀਏ ਵੇਲੇ ਨਾਲ ਆ ਕੇ ਜਗ੍ਹਾ ਮੱਲ ਕੇ ਬੈਠੋ ਸੋ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕਾਂ ਨੇ ਬਹੁਤ ਪਿਆਰ ਨਾਲ ਚਾਹ ਨਾਲ ਪ੍ਰੋਗਰਾਮ ਕੀਤਾ ਕਿਉਂਕਿ ਚਾਹ ਦਾ ਪਤਾ ਝੰਡੀਆਂ ਤੋਂ ਹੀ ਲੱਗ ਜਾਂਦਾ ਹੈ ਉਤਸ਼ਾਹ ਹੈ ਨਾ ਜਿਹੜਾ ਪਿੰਡ 'ਚ ਕਈ ਤੇ ਫਾਰਮੈਲਟੀਆਂ ਕਰਦੇ ਨੇ ਨਵੇੜਾ ਜਾ ਕਰਦੇ ਨੇ ਦੀਵਾਨ ਖਾਦੇ ਨੇ ਬਸ ਚਲੋ ਜੀ ਲੱਗ ਗਏ ਕਈ ਉਤਸ਼ਾਹ ਨਾਲ ਕਰਦੇ ਸੋ ਉਤਸ਼ਾਹ ਹੈ ਜਿਹੜਾ ਇਹ ਬਹੁਤ ਹੈ ਇਸ ਨਗਰ ਵਿੱਚ ਤੇ ਉਤਸ਼ਾਹ ਨਾਲ ਤੁਸੀਂ ਅੰਮ੍ਰਿਤ ਵੀ ਛਕੋ ਚੜ੍ਹਦੀ ਕਲਾ ਵਾਲੇ ਬਣੀਏ ਕੱਲ ਤੇ ਪਰਸੋਂ ਦੋਵੇਂ ਦਿਨ ਹਾਜ਼ਰੀ ਭਰੋ ਜਿਹੜੇ ਰਹਿ ਗਏ ਭਾਈ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਅੱਗੇ ਆਓ ਤੇ ਆ ਕੇ ਮੱਥਾ ਟੇਕ ਲਓ ਵਾਰੀ-ਵਾਰੀ ਜਿਹੜੇ ਰਹਿ ਗਏ ਮੱਥਾ ਟੇਕ ਲਓ ਆਓ ਅੱਗੇ ਤੇ ਬਾਕੀ ਸਾਰੀ ਸੰਗਤ ਨੇ ਸਜੇ ਰਹਿਣਾ ਬਾਕੀਆਂ ਨੇ ਨਹੀਂ ਉੱਠਣਾ ਗੁਰੂ ਸਾਹਿਬ ਜਾਣਗੇ ਫੇਰ ਆਪਾਂ ਚੱਲਾਂਗੇ ਕਾਲ ਨਹੀਂ ਕਰਨੀ ਭਾਈ गुरु साहब अगे अगे जा फिर सारिया संगत ने चल राम कली महला तीजा लंग को अंकार सतगुर प्रसाद ਤਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਤਨ ਭਈਆ ਸ਼ਬਦ ਗਾ ਸਤਿਗੁਰੂ ਮੈਂ ਪਾਇਆ ਏ ਵਾਹਿਗੁਰੂ ਹਰ ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਆਪ ਸਭ ਸਵਾਰਨਾ ਸਭਨਾ ਕਲਮ ਸੁਪਰਤ ਸੁਹਾਵੇਂ ਸੋਖਿਆ ਮਨ ਹੋਂ ਸਾਰੇ ਐ ਲਾਲ ਤੁਮਾਨ ਮੇਰੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਸ ਕੈ ਮਨ ਵਸਿਆ ਹਰ ਸਭ ਕਟੇ ਕਹਿ ਨਾਨਕ ਸੱਚੇ ਸਰ ਕਿਆ ਨਹੀਂ ਘਰ ਦੇ ਸੱਚਾ ਨਾਮ ਤੇਰਾ ਆਵਾ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਅਤੂ ਗੁਰ ਵਾਸ ਜੀਵੇ ਕਾਮਨਾ ਤੁਮ ਮਾਰਿਆ ਹੋਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਹੈ ਨਾਮ ਵਾਹਿਗੁਰੂ ਛਕਾਓ ਜਿੱਥੇ ਅੱਜ ਸੰਗਤ ਹੈ ਕੱਲ ਨੂੰ ਇਹ ਤੋਂ ਦੁੱਗਣੀ ਹੋ ਜਾਣੀ ਹੈ ਪਰਸੋਂ ਵੀ ਸੰਗਤ ਵਧੇਗੀ ਸੋ ਸਾਰੇ ਨਗਰ ਨੂੰ ਬੇਨਤੀ ਹੈ ਵੱਧ ਚੜ ਕੇ ਡਟ ਕੇ ਲੰਗਰ ਵਿੱਚ ਆ ਕੇ ਸੇਵਾ ਕਰੋ ਬੀਬੀਆਂ ਵੇਲੇ ਨਾਲ ਹੀ ਪ੍ਰਸ਼ਾਦੇ ਪਕਾਣੇ ਸ਼ੁਰੂ ਕਰ ਦਿਆ ਕਰੋ ਦੁੱਧ ਲਿਆ ਕੇ ਇਲਾਕੇ ਵਾਲੇ ਸਾਰੇ ਵੱਧ ਤੋਂ ਵੱਧ ਜਿਹੜੀ ਇਹ ਸੇਵਾ ਖੁੱਲੇ ਰੂਪ ਵਿੱਚ ਸਾਰੀ ਸੰਗਤ ਇਲਾਕੇ ਦੇ ਨੇੜੇ ਨੇੜੇ ਪਿੰਡਾਂ ਵਾਲੇ ਵੀ ਸਵੇਰੇ ਹੀ ਆ ਕੇ ਆਪਣਾ ਆਪਣਾ ਯੋਗਦਾਨ ਹਿੱਸਾ ਪਾਇਆ ਕਰੋ ਵੀ ਦੁੱਧ ਦੀ ਲੋੜ ਹੈ ਲੰਗਰਾਂ ਦੇ ਵਿੱਚ ਬੀਬੀਆਂ ਵੱਧ ਤੋਂ ਵੱਧ ਆ ਕੇ ਪ੍ਰਸ਼ਾਦੇ ਪਕਾਉਣ ਇੱਥੇ ਹੀ ਛਕੋ ਇੱਥੇ ਹੀ ਛਕਾਓ ਦੋ ਦਿਨ ਸਾਰੀ ਸੰਗਤ ਨੇ ਵੱਧ ਚੜ ਕੇ ਹਾਜ਼ਰੀ ਭਰਨੀ ਹੈ ਆਓ ਅਰਦਾਸ ਕਰੀਏ